ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗ ਹੈ ਜੋਦ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਖੇ ਕੇਤੇ ਮੂਰਖ ਖਾਹੀ ਖਾਹ ਆ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤਿਆ ਮੋਹ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੌ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਜਪ ਜੀ ਸਾਹਿਬ ਜੀ ਦੀ ਜੋ ਅਰਥ ਵਿਚਾਰ ਚੱਲ ਰਹੇ ਨੇ ਉਸ ਲੜੀ ਅਧੀਨ ਸਤਿਗੁਰੂ ਦੀ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਅਧੀਨ ਪੰਜਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਸਵੇਰੇ ਜੋ ਵਿਚਾਰ ਆਰੰਭ ਕੀਤੀ ਸੀ ਉਸੇ ਹੀ ਲੜੀ ਨੂੰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰਨ ਦਾ ਯਤਨ ਕਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਗੁਰੂ ਜੀ ਕੋਟ ਬ੍ਰਹਿਮੰਡ ਕੇ ਸੁਆਮੀ ਦਾਤਾ ਜੀ ਸਭਨੀ ਥਾਈ ਵਰਤਨ ਵਾਲੇ ਹਜ਼ੂਰ ਆਪ ਕਥਨ ਔਰ ਸਰੋਤ ਦੇ ਵਿੱਚ ਵਰਤੋ ਪ੍ਰੇਮ ਭਾਵਨਾ ਸਹਿਤ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਤਿਗੁਰੂ ਆਪ ਹੀ ਕਰਾ ਲਵੋ ਪਿਆਰ ਅਦਬ ਸਹਿਤ ਸਾਧ ਸੰਗਤ ਆਪ ਜੀ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਖੇ ਗੁਰੂ ਜੀ ਦੁਪਹਿਰ ਦੇ ਦੀਵਾਨ ਵਿੱਚ ਸਤਗੁਰਾਂ ਦੇ ਅੰਮ੍ਰਿਤ ਬਚਨ 23ਵੀਂ ਪੌੜੀ ਔਰ 24ਵੀਂ ਪੌੜੀ ਦੀ ਵਿਚਾਰ ਆਪਾਂ ਕੀਤੀ ਤੇ ਪ੍ਰਕਰਨ ਉਹ ਹੀ ਚੱਲ ਰਿਹਾ ਹੈ ਆਪ ਜੀ ਨੂੰ ਗਿਆਤ ਹੋਵੇ ਜਿਸ ਦਿਨ ਇਸ ਪੌੜੀ ਦੀ ਆਰੰਭਤਾ ਹੋਈ ਸੀ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਮਾਨ ਉਸ ਦਿਨ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਇਸ ਪੌੜੀ ਵਿੱਚ ਪੰਚਾਂ ਦੇ ਪ੍ਰਕਰਣ ਤੋਂ ਬਾਅਦ ਇੱਕ ਬਚਨ ਸ਼ੁਰੂ ਹੋਇਆ ਸੀ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਕਿ ਕਰਤੇ ਦੇ ਕੀਤੇ ਹੋਏ ਜਿਹੜੇ ਕਰਨੇ ਨੇ ਜੋ ਕੁਝ ਉਹਨੇ ਰਚਿਆ ਹੈ ਉਸ ਦੇ ਕਰਨਿਆਂ ਦਾ ਸ਼ੁਮਾਰ ਦਾ ਅਰਥ ਕਿ ਕੋਈ ਵੀ ਉਸ ਦੀ ਗਿਣਤੀ ਮਿੰਤੀ ਨਹੀਂ ਕਰ ਸਕਦਾ ਉਸ ਤੋਂ ਬਾਅਦ ਅਸੰਖ ਜਪ ਅਸੰਖ ਮੂਰਖੰਦ ਕੋਰ ਅਸੰਖ ਨਾਵ ਅਸੰਖ ਥਾਵ ਉਸ ਤੋਂ ਬਾਅਦ ਹਜ਼ੂਰ ਨੇ ਇਸੇ ਪ੍ਰਕਰਨ ਵਿੱਚ ਹੀ ਕਵਣ ਸਵੇਲਾ ਵਾਲੀ ਪੌੜੀ ਫਿਰ ਸਤਗੁਰਾਂ ਨੇ ਇਹ ਸਭ ਕੁਝ ਗਿਣ ਕੇ ਬੇਅੰਤ ਬੇਅੰਤ ਕਹਿ ਕੇ ਅੱਜ ਸੋਦਰ ਦੀ ਪੌੜੀ ਤੱਕ ਫਿਰ ਬੇਨਤੀ ਸੁਣਿਓ ਕਰਤੇ ਕਹਿ ਕਰਨਾ ਨਹੀਂ ਸ਼ੁਮਾਰ ਇਹ ਤਕਰੀਬਨ ਸੋਦਰ ਦੀ ਪੌੜੀ ਤੱਕ ਜਿਤਨੇ ਵੀ ਬਚਨ ਆਏ ਨੇ ਇਹ ਕਰਤੇ ਦੇ ਕਰਨਿਆਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਇਹ ਸਾਰਾ ਪ੍ਰਕਰਨ ਇੱਕੋ ਚੱਲ ਰਿਹਾ ਸਵੇਰੇ ਆਪਾਂ ਹਜ਼ੂਰ ਦੀ ਪੌੜੀ ਵਿਚਾਰੀ ਕਿਉਂਕਿ ਮੈਂ ਇਸ ਕਰਕੇ ਲੜੀ ਆਪ ਨੂੰ ਬੇਨਤੀ ਰੋਜ਼ ਕਰਦਾ ਆ ਰਿਹਾ ਪਿਛੋਕੜ ਕਿ ਜਾਂ ਮੰਨ ਲਓ ਕਿ ਦੁਪਹਿਰੇ ਸੰਗਤ ਦੇ ਪ੍ਰਾਣੀ ਨਹੀਂ ਆਏ ਸੰਖੇਪ ਜੀ ਗੱਲ ਸਮਝ ਪੈ ਜੇ ਵੀ ਆਪਾਂ ਕੀ ਪਹਿਲਾਂ ਬਾਚਿਆ ਕਿ ਇਹ ਹਜ਼ੂਰ ਦੀ ਪੌੜੀ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਅਰਥ ਕੀਤੇ ਸਨ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾ ਕਰਕੇ ਇਤੀ ਸੁਰਤ ਨਾ ਪਾਈਆ ਇੰਨੀ ਸਮਝ ਨਹੀਂ ਪੈਗੀ ਉਹ ਕਿਤਨਾ ਕੁ ਵੱਡਾ ਹੈ ਹਾਂ ਇੱਕ ਕੰਮ ਹੋ ਸਕਦਾ ਹੈ ਨਦੀਆਂ ਅਤੈ ਵਾਹਾ ਨਦੀਆਂ ਔਰ ਨਾਲੇ ਜੋ ਪਾਣੀ ਦੇ ਭਰ ਕੇ ਵਗਦੇ ਆ ਪਵੈ ਸਮੁੰਦ ਉਹ ਸਮੁੰਦਰ ਵਿੱਚ ਪੈ ਸਕਦੇ ਨੇ ਲੀਨ ਹੋ ਸਕਦੇ ਆ ਨਾ ਜਾਣੀਏ ਪਰ ਉਹ ਅਪੇਦ ਹੋਇਆ ਪਾਣੀ ਨਦੀਆਂ ਔਰ ਨਾਲਿਆਂ ਦਾ ਨੀਰ ਇਹ ਨਹੀਂ ਦੱਸ ਸਕਦਾ ਕਿ ਸਮੁੰਦਰ ਕਿੰਨਾ ਕੁ ਡੂੰਗਾ ਹੈ ਕਿੰਨਾ ਕੁ ਉਹ ਉਹਦਾ ਅੰਤ ਨਹੀਂ ਪਾ ਸਕਦਾ ਫਿਰ ਬੇਨਤੀ ਨਦੀਆਂ ਔਰ ਨਾਲਿਆਂ ਦੀ ਅਪੇਦਤਾ ਹੈ ਪਰ ਗੁਰਮਖੋ ਅੰਤ ਕੋਈ ਨਹੀਂ ਸਲੋਤਾ ਕਰ ਕਰਕੇ ਸਿਮਰਨ ਕਰ ਕਰਕੇ ਸੱਚ ਏਵੇਂ ਉਹਦੇ ਵਿੱਚ ਆਪੇਦ ਹੋ ਸਕਣਾ ਪਰ ਅਪੇਦ ਹੋਏ ਮਹਾਪੁਰਖ ਗੁਰਮੁਖ ਭਗਤ ਜਨ ਜਨ ਕਦੀ ਇਹ ਡੀਂਗ ਨਹੀਂ ਮਾਰ ਕੇ ਕਹਿੰਦੇ ਕਿ ਰੱਬ ਕਿੰਨਾ ਕੁ ਵੱਡਾ ਹੈ ਫਿਰ ਅਗਲਾ ਬਚਨ ਹਜ਼ੂਰ ਨੇ ਕੀਤਾ ਕਿ ਸਮੁੰਦ ਸ਼ਾਹ ਸੁਲਤਾਨ ਗਰਹਾ ਸੇਤੀ ਮਾਲਤਾਨ ਇਹਦਾ ਮਤਲਬ ਸੀ ਸੁਵਾਸਾਂ ਵੇਖਿਆ ਕਿ ਮੰਨ ਲਓ ਜਿੱਦਾਂ ਸਮੁੰਦਰ ਅਸਗਾਹ ਹੈ ਬੇਅੰਤ ਹੈ ਨੀਰ ਜੇ ਇੰਨੇ ਖਜ਼ਾਨਿਆਂ ਦਾ ਕੋਈ ਮਾਲਕ ਹੋਵੇ ਸਮੁੰਦਰ ਦੇ ਖਜ਼ਾਨਿਆਂ ਦਾ ਸੁਲਤਾਨ ਪਹਾੜਾਂ ਜਿੱਡੇ ਉਹਦੇ ਕੋਲ ਧਨ ਮਾਲ ਪਦਾਰਥ ਹੋਣ ਪਰ ਮਹਾਰਾਜ ਕਹਿੰਦੇ ਨੇ ਇਹ ਸੁਲਤਾਨ ਇਹ ਬਾਦਸ਼ਾਹ ਇਹ ਰਾਜ ਭਾਗ ਦੇ ਮਾਲਕ ਕੀੜੀ ਤੋਲਣਾ ਹੋਵ ਨਹੀਂ ਇਹ ਉਸ ਕੀੜੀ ਦੀ ਬਰਾਬਰਤਾ ਨਹੀਂ ਕਰ ਸਕਦੇ ਤੇ ਕੀੜੀ ਦਾ ਸੁਭਾ ਕੀਤਾ ਸੀ ਜਪਣ ਵਾਲਾ ਸਿਮਰਨ ਵਾਲਾ ਪਰ ਸ਼ਰਤ ਜੇ ਤਿਸ ਮਨੋ ਨਾ ਵਿਸਰੈ ਜੇ ਸੱਚਮੁੱਚ ਜੇ ਤਿਸ ਮਨੋ ਨਾ ਵਿਸਰੈ ਜੇ ਉਸ ਕੀੜੀ ਦੇ ਮਨ ਵਿੱਚੋਂ ਪਰਮਾਤਮਾ ਨਾ ਵਿਸਰੇ ਇਹਦਾ ਮਤਲਬ ਨਿਮਰਤਾ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਬੰਦਗੀ ਦੀ ਰਹਿਮਤ ਮਿਲ ਗਈ ਉਹਨਾਂ ਦਾ ਦਾਇਰਾ ਮੰਨ ਲਓ ਕੱਚੀ ਕੁੱਲੀ 'ਚ ਰਹਿ ਰਹੇ ਨੇ ਉਹਨਾਂ ਦਾ ਮੁਕਾਬਲਾ ਸਮੁੰਦਰਾਂ ਦੇ ਸੁਲਤਾਨ ਵੱਡੇ ਤੋਂ ਵੱਡਾ ਬੰਦਾ ਵੀ ਉਹਨਾਂ ਦੇ ਤੁਲ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਕਦੀ ਨਹੀਂ ਭੁੱਲਦਾ ਫਿਰ ਅੱਗੇ ਗੁਰੂ ਜੀ ਨੇ ਉਹਦੀ ਸਿਫਤ ਕੀਤੀ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਬੇਨੰਤ ਅਖੀਰ ਤੇ ਜਦੋਂ ਅਸੀਂ ਪਹੁੰਚੇ ਇੱਥੇ ਆ ਕੇ ਹਜ਼ੂਰ ਨੇ ਬਖਸ਼ਿਸ਼ ਕੀਤੀ ਜਿਹੜਾ ਬਚਨ ਸੀ ਵੱਡਾ ਸਾਹਿਬ ਪਰਮੇਸ਼ਵਰ ਮਾਲਕ ਸਭ ਤੋਂ ਵੱਡਾ ਹੈ ਉੱਚਾ ਨਾਉ ਉਸ ਦਾ ਨਾਮਣਾ ਉਸ ਦਾ ਨਾਮ ਉਸ ਤੋਂ ਉੱਚਾ ਹੈ ਫਿਰ ਦਾਸ ਬੇਨਤੀ ਕਰੇ ਕੁਝ ਗੁਰਮੁਖੇ ਦੇ ਅਰਥ ਕਰਦੇ ਨੇ ਪਰਮੇਸ਼ਵਰ ਵੱਡਾ ਹੈ ਉਹਦਾ ਨਾਮ ਬਾਕੀ ਕਰਮ ਕਾਂਡਾਂ ਤੋਂ ਸਭ ਤੋਂ ਵੱਡਾ ਹੈ ਪਰ ਸੱਚ ਇਹ ਵੇ ਕਿ ਨਾਮ ਵੱਡਾ ਇਸ ਕਰਕੇ ਹੈ ਉਸ ਅਗੰਮ ਅਗੋਚਰ ਅਦ੍ਰਿਸ਼ਟ ਨਾਲ ਜਦੋਂ ਵੀ ਕਿਸੇ ਦੀ ਸਾਂਝ ਬਣਦੀ ਏ ਤੇ ਉਹਦੀ ਸਾਂਝ ਨਾਮ ਦੇ ਜ਼ਰੀਏ ਬਣਦੀ ਹੈ ਇਸ ਕਰਕੇ ਉਹਦੇ ਲਈ ਸ਼ਬਦ ਵਰਤਿਆ ਉਹ ਵੱਡਾ ਹੈ ਨਾਮ ਤੁਲ ਕੁਝ ਵੀ ਨਖੇ ਮਹਾਰਾਜ ਸ਼ਬਦ ਵਰਤ ਰਿਹਾ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਤੋਂ ਉਸ ਦਾ ਨਾਮ ਉੱਚਾ ਹੈ ਨਾਲ ਬਖਸ਼ਿਸ਼ ਕੀਤੀ ਉਹਨੇ ਕਿ ਇਹ ਵੱਡ ਉੱਚਾ ਹੋਵੇ ਕੋਏ ਜਿੱਡਾ ਵੱਡਾ ਪ੍ਰਮਾਤਮਾ ਹੈ ਐਡਾ ਵੱਡਾ ਕੋਈ ਹੋਵੇ ਉਸ ਦੇ ਬਰਾਬਰ ਤੇ ਮਹਾਰਾਜ ਕਹਿੰਦੇ ਤਾਂ ਹੀ ਉਹ ਦੱਸੇਗਾ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਉਸ ਉੱਚੇ ਨੂੰ ਜਾਣ ਸਕੇ ਪਰ ਇੱਥੇ ਦਾਤਾਰ ਨੇ ਫਿਰ ਵਿਸ਼ਰਾਮ ਲਾ ਦਿੱਤਾ ਜਿਹੜਾ ਇੰਨਾ ਉੱਚਾ ਵੀ ਹੋ ਜਾਏਗਾ ਉਹ ਵੀ ਨਹੀਂ ਜਾਣ ਸਕੇਗਾ ਨਾਮ ਭਿੱਜੀ ਕੋਈ ਆਤਮਾ ਕਦੀ ਸ਼ਰੀਕਾ ਨਹੀਂ ਕਰਦੀ ਉਹ ਸ਼ੁਕਰ ਵਿੱਚ ਰਹਿੰਦੀ ਹੈ ਤੇ ਮਹਾਰਾਜ ਕਹਿੰਦੇ ਜੇਵੜ ਆਪ ਜਾਣੈ ਆਪ ਆਪ ਜਿਵੇਂ ਉਹ ਆਪਣੇ ਆਪ ਨੂੰ ਜਾਣਦਾ ਉਹ ਆਪ ਹੀ ਜਾਣਦਾ ਹੈ ਨਾਨਕ ਨਦਰੀ ਕਰਮੀ ਦਾਤ ਗੁਰਮਖੋ ਇਹ ਕਿਉਂ ਪਿਛੋਕੜ ਅਸਾ ਲਿਆ ਕਿਉਂਕਿ ਜਿਸ ਥਾਂ ਤੇ ਕਰਮੀ ਦਾਤ ਪੌੜੀ ਸਮਾਪਤ ਹੁੰਦੀ ਹੈ ਉਸ ਤੋਂ ਅੱਗੇ ਪ੍ਰਕਰਨ ਸ਼ੁਰੂ ਹੁੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਇਸ ਕਰਕੇ ਮੈਂ ਪਿਸ਼ੋਕੜ ਬੇਨਤੀ ਕੀਤੀ ਕਿ ਨਾਨਕ ਨਦਰੀ ਕਰਮੀ ਦਾਤ ਉਸ ਦੀ ਨਦਰ ਦੀ ਉਹਦੀ ਕਰਮੀ ਦਾ ਅਰਥ ਬਖਸ਼ਿਸ਼ ਨਦਰੀ ਕਰਮ ਲਫ਼ਜ਼ ਇਕੱਠੇ ਹੀ ਹੈ ਜੀ ਇਹਦੇ ਲਫ਼ਜ਼ੀ ਅਰਥ ਬਖਸ਼ਿਸ਼ ਹੀ ਹੈ ਇਹ ਦੋਨੋਂ ਸ਼ਬਦ ਫਾਰਸੀ ਦੇ ਨੇ ਨਜ਼ਰ ਤੇ ਕਰਮ ਇਹ ਬੜੇ ਇਕੱਠੇ ਹੁੰਦੇ ਆ ਜਿਵੇਂ ਅਸੀਂ ਜਪਜੀ ਸਾਹਿਬ ਅਖੀਰ ਚ ਇਕੱਠਾ ਪੜਾਂਗੇ ਜਿਨ ਕੋ ਨਦਰ ਕਰਮ ਤਿਨ ਕਾਰ ਇੱਥੇ ਨਦਰੀ ਆ ਗਿਆ ਨਦਰੀ ਕਰਮੀ ਜਿਵੇਂ ਸਵੇਰੇ ਅਸੀਂ ਪੜਿਆ ਸੀ ਕਿ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਨਦਰੀ ਤੇ ਕਰਮੀ ਇੱਥੇ ਇਹਦਾ ਮਤਲਬ ਕਿ ਇਹ ਜਿਹੜਾ ਨਾਮ ਹੈ ਫਿਰ ਬੇਨਤੀ ਹੈ ਉੱਚੇ ਉੱਪਰ ਉੱਚਾ ਨਾਮ ਨਾਮ ਉਹਦੀ ਬਖਸ਼ੀਸ਼ ਹੈ ਨਾਮ ਉਹਦੀ ਰਹਿਮਤ ਹੈ ਤੇ ਸੱਚ ਇਹ ਵੇ ਕਿ ਨਾਮ ਉਸ ਪਰਮਾਤਮਾ ਦੀ ਦਾਤ ਹੈ ਨਾਮ ਧੱਕੇ ਨਾਲ ਨਹੀਂ ਇਹ ਦਾਤੇ ਦੀ ਦਾਤ ਹੈ ਥੋੜਾ ਜਿਹਾ ਇਸ ਬੇਨਤੀ ਨੂੰ ਕਈ ਵਾਰੀ ਬੰਦਾ ਹੱਟ ਕਰਕੇ ਘਾਲਣਾ ਘਾਲਦਾ ਹੈ ਤੇ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਬੜੇ ਬਚਨ ਰੋਹਾਨੀਅਤ ਨਾਲ ਜੁੜੇ ਹੋਏ ਹੁੰਦੇ ਆ ਕਿ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ ਨਾ ਤੂੰ ਆਵੇ ਵਸ ਬੇੜ ਪੜਾਵਣੇ ਨਾ ਤੂੰ ਆਵੇ ਵਸ ਤੀਰਥ ਨਾਈਏ ਨਾ ਤੂੰ ਆਵੇ ਵਸ ਧਰਤੀ ਧਾਈਏ ਨਾ ਤੂੰ ਆਵੇ ਵਸ ਕਿਤੇ ਸਿਆਣ ਪੈ ਇਹ ਇਹ ਦੇਖੋ ਨਾ ਤੂੰ ਆਵੇ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ ਹੁਣ ਜਿਹੜਾ ਇਹ ਸ਼ਬਦ ਕਮਾਈ ਦੀ ਸੀ ਗੱਲ ਕਰਾਂਗੇ ਵੀ ਮੰਨ ਲਓ ਇੱਕ ਉਦਾਹਰਨ ਅਸੀਂ ਲੈ ਕੇ ਅੱਗੇ ਤੁਰਨੇ ਆ ਗੁਰੂ ਜੀ ਦੀ ਕਿ ਕਰਮੀ ਦਾਤ ਹੈ ਸੱਚ ਇਹ ਵੇ ਜਿਉਂ-ਜਿਉਂ ਕਿਸੇ ਦੇ ਅੰਦਰ ਨੂੰ ਰੰਗ ਲੱਗਦਾ ਹੈ ਤਿਉਂ-ਤਿਉਂ ਉਹਦੇ ਅੰਦਰੋਂ ਬਿਲਕੁਲ ਖੌਮੇ ਅਭਾਵ ਹੋ ਜਾਂਦੀ ਉਹ ਆਪਣਾ ਦਾਵਾ ਕਰਨਾ ਛੱਡ ਦਿੰਦਾ ਤੇ ਉਂਝ ਵੀ ਕਿਸੇ ਚੀਜ਼ ਦਾ ਵੀ ਕਰਮ ਦਾ ਦਾਵਾ ਹੈ ਅੱਜ ਦਾਵਾ ਮੈਂ ਕਰ ਰਿਹਾ ਕੱਲ ਨੂੰ ਇਹ ਦਾਵਾ ਹੰਕਾਰ ਦੀ ਅੱਗ ਬਣ ਕੇ ਮੈਨੂੰ ਸਾੜੇਗਾ ਕਬੀਰ ਦਾਵੈ ਦਾਜਨ ਖੋਤ ਹੈ ਨਿਰਦਾਵ ਹੈ ਰਹਿ ਨਿਸੰਕ ਜਿਸ ਚੀਜ਼ ਦਾ ਵੀ ਦਾਵਾ ਮੈਂ ਪੜਾਇਆ ਹੈ ਮੇਰੇ ਕੋਲ ਸਿਮਰਨ ਕਹੇ ਮੇਰੇ ਕੋਲ ਬੰਦਗੀ ਕਹੇ ਪਰ ਗੁਰਮੁਖੋ ਏਡੀ ਗੁਰੂ ਜੀ ਨੇ ਬਰੀਕੀ ਵਰਚੀ ਇਹ ਵੀ ਅੰਦਰੋਂ ਕਹੇ ਕਿ ਮੇਰਾ ਕੋਈ ਦਾਵਾ ਨਹੀਂ ਬਾਹਰੋਂ ਤਾਂ ਸਾਰੇ ਕਹਿੰਦੇ ਨਹੀਂ ਜੇ ਸੀ ਸੇਵਾਦਾਰ ਆ ਸੀ ਕਦੇ ਗੁਰਮੁਖ ਜੀ ਆ ਦੇ ਕਦੇ ਸਿੱਖ ਕਈ ਵਾਰੀ ਇਹਨਾਂ ਸ਼ਬਦਾਂ ਦੇ ਵਿੱਚ ਵੀ ਭੈੜੀ ਕੌਮੇ ਦੀਏ ਲੋਕ ਕਹਿੰਦੇ ਇੰਨੀ ਕਮਾਈ ਕਰਕੇ ਨਿਮਰਤਾ ਚ ਰਹਿੰਦਾ ਸੱਚੀ ਮੁੱਚੀ ਤੇ ਕਾਂਜੀ ਹੈ ਜੀ ਮੈਂ ਇੱਕ ਉਦਾਹਰਨ ਦੇਣਾ ਕਾਂਜੀ ਆਪਾਂ ਸਮਝਨੇ ਕਿ ਦੁੱਧ ਜਿੰਨਾ ਮਰਜੀ ਇਕੱਠਾ ਕਰ ਲੋ ਚਾਰ ਬੂੰਦਾ ਕਾਂਜੀ ਦੀਆਂ ਪੈ ਗਈਆਂ ਤੇ ਫਟ ਜਾਣਾ ਕਈ ਵਾਰੀ ਆਪਣੀ ਕਮਾਈ ਦੇ ਸ਼ੁਭ ਕਰਮਾਂ 'ਚ ਖੌਮੇ ਦੇ ਕਾਂਜੀ ਦੇ ਫੁਰਨੇ ਸਾਰੀ ਕਮਾਈ ਨੂੰ ਤਬਾਹ ਕਰਕੇ ਰੱਖ ਦਿੰਦੇ ਇਸ ਕਰਕੇ ਬੇਨਤੀ ਹੈ ਇੱਥੇ ਨਦਰੀ ਕਰਮੀ ਦਾਤ ਕਿਆ ਕਿ ਨਾਮ ਉਹਦੀ ਨਦਰ ਹੈ ਨਾਮ ਉਹਦੀ ਬਖਸ਼ੀਸ਼ ਹੈ ਇਹ ਦਾਤ ਹੈ ਸਿਰਫ ਇੱਕ ਉਦਾਹਰਨ ਦੇ ਕੇ ਕਬੀਰ ਸਾਹਿਬ ਜੀ ਦਾ ਪ੍ਰਸ਼ਨ ਹੈ ਤੇ ਗੁਰੂ ਅਮਰਦਾਸ ਜੀ ਦਾ ਉੱਤਰ ਹੈ ਹੈ ਕਾਲਣਾ ਤੇ ਦਾਤ ਫਿਰ ਬੇਨਤੀ ਕਾਲਣਾ ਤੇ ਕਿਰਪਾ ਕਬੀਰ ਸਾਹਿਬ ਦਾ ਬਚਨ ਪਾਠ ਕਰਨ ਵਾਲੇ ਨੂੰ ਪਤਾ ਹੈ ਕਹਿੰਦੇ ਨੇ ਇੰਨੀ ਕ ਅੰਤਰ ਆਤਮੇ ਕਮਾਈ ਕੀਤੀ ਜਿਵੇਂ ਮਹਿੰਦੀ ਪੀ ਕੇ ਬਰੀਕ ਕਰ ਦਈਦੀ ਹੈ ਨਾ ਸੱਚੀ ਮੁੱਚੀ ਆਪਣਾ ਆਪਾ ਪੀ ਕੇ ਰੱਖ ਦਿੱਤਾ ਪਰ ਕਹਿੰਦੇ ਨੇ ਇੰਨੀ ਕਮਾਈ ਕਰਕੇ ਮਹਿੰਦੀ 'ਚ ਰੰਗ ਭਰਿਆ ਹੈ ਮੌਜੂਦ ਹੈ ਰੰਗ ਪਰ ਰੰਗ ਉਗੜ ਕੇ ਸਾਹਮਣੇ ਨਹੀਂ ਆ ਰਿਹਾ ਫਿਰ ਬੇਨਤੀ ਰੰਗ ਦਾ ਹੋਣਾ ਤੇ ਰੰਗ ਦਾ ਉਗੜਨਾ ਬੜਾ ਫਰਕ ਹੈ ਬਹੁਤ ਬੰਦੇ ਨੇ ਜਿਹੜੇ ਹੱਟ ਕਰਕੇ ਦਿਨ ਰਾਤ ਇਹਨਾਂ ਜਪ ਇਹਨਾਂ ਤਪ ਸੱਚ ਇਹ ਵੀ ਦੂਜੇ ਧਰਮਾਂ ਵਿੱਚ ਵੀ ਮੈਂ ਫਿਰ ਬੇਨਤੀ ਕਰਾਂਗਾ ਜਦੋਂ ਆਪਾਂ ਘਰੋਂ ਬਾਹਰ ਨਿਕਲਾਂਗੇ ਨਾ ਤੇ ਸਮੱਸਿਆ ਸਾਡੀ ਇਹ ਹੈ ਕਿ ਅਸੀਂ ਆਪਣੇ ਚੌਂਕੇ ਦੀ ਕੰਧ ਨੂੰ ਕਹਿੰਨੇ ਆ ਇੱਥੋਂ ਤੱਕ ਸੱਚੇ ਬਾਹਰ ਕੁਝ ਵੀ ਨਹੀਂ ਜੋ ਖੂਦ ਆ ਡੱਡੂ ਡੱਡੂ ਵਾਲੀ ਇੱਕ ਉਦਾਹਰਨ ਹੈ ਅਨੇਕਾਂ ਧਰਮਾਂ 'ਚ ਜਪੀ ਤਪੀ ਗੁਰਮਖੋ ਅਜੇ ਵੀ ਮਿਲਦੇ ਆ ਬਹੁਤ ਜ਼ਿਆਦਾ ਮੈਂ ਤਕਰੀਬਨ ਸਾਰੇ ਭਾਰਤ ਵਰਸ਼ ਜਾਂਦਾ ਹੀ ਰਹਿਣਾ ਅਨਮਤ ਵਾਲੇ ਬੰਦੇ ਵੀ ਬਹੁਤ ਜ਼ਿਆਦਾ ਪਰਮਾਤਮਾ ਨੂੰ ਮੁਹੱਬਤ ਕਰਨ ਵਾਲੇ ਮਿਲਦੇ ਪਰ ਮੈਂ ਫਿਰ ਬੇਨਤੀ ਕਰਾਂ ਕਮਾਈ ਖੈ ਖਾਟ ਖੈ ਪਰ ਰਸ ਕਿਉਂ ਨਹੀਂ ਭਰਦਾ ਪਿਆ ਹੱਟ ਕਰ ਰਿਹਾ ਗੁਰੂ ਜੀ ਕਹਿੰਦੇ ਆ ਵੈਸੇ ਤਾਂ ਕਮਾਈ ਵੀ ਹੈ ਕਿਰਪਾ ਮੈਂ ਸਵੇਰੇ ਕਿਹਾ ਤੂੰ ਮਾਲੀ ਬਾਗ ਨੂੰ ਗੋਡੀ ਦੇ ਸਕਣਾ ਵਾੜ ਕਰ ਸਕਣਾ ਖਾਦ ਪਾ ਸਕਣਾ ਪਾਣੀ ਪਾ ਸਕਣਾ ਕੀੜੇ ਤੋਂ ਬਚਾ ਸਕਣਾ ਪਰ ਰਸ ਤੇਰੇ ਚ ਭਰਨ ਦੀ ਤਾਕਤ ਨਹੀਂ ਰਸ ਕੇਵਲ ਸੂਰਜ ਦੀ ਕਿਰਨ ਭਰੇਗੀ ਤੂੰ ਕਮਾਈ ਹੱਠ ਕਰਕੇ ਕਰ ਸਕਣਾ ਕਮਾਈ ਚ ਰਸ ਕੇਵਲ ਰੱਬ ਦੀ ਕਿਰਪਾ ਭਰੇਗੀ ਕਿਰਪਾ ਤੋਂ ਬਿਨਾ ਰਸ ਨਹੀਂ ਭਰਿਆ ਜਾਂਦਾ ਸੂਰਜ ਕਿਰਨ ਹੀ ਰਸ ਭਰਦੀ ਹੈ ਨਾ ਕਬੀਰ ਸਾਹਿਬ ਦਾ ਬਚਨ ਹੈ ਕਬੀਰ ਮਹਾਰਾਜ ਜੀ ਨੇ ਫਰਮਾਇਆ ਕਬੀਰ ਮਹਿੰਦੀ ਕਰਕੇ ਕਾਲਿਆ ਕਾਲਿਆ ਦਰਤ ਕਮਾਈ ਕਾਲ ਮਹਿੰਦੀ ਕਰਕੇ ਕਾਲਿਆ ਆਪ ਪੀਸਾਏ ਪੀਸਾਏ ਆਪਣੇ ਆਪ ਨੂੰ ਪੀ ਦਿੱਤਾ ਇੰਨੀ ਕਮਾਈ ਪਰ ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਹੇ ਖਸਮਾ ਵੈਗਰੂ ਸ਼ਬਦ ਇਹ ਸਹਿ ਦਰਤ ਮਾਲਕ ਕਸਮ ਤੂੰ ਕਦੀ ਬਾਤ ਹੀ ਨਹੀਂ ਪੁੱਛੀ ਅੰਦਰ ਨੂੰ ਮਹਿੰਦੀ ਦੀ ਤਰ੍ਹਾਂ ਪੀ ਦਿੱਤਾ ਪਰ ਤੂੰ ਕਦੀ ਸਾਡੀ ਪੁੱਛੀ ਨਹੀਂ ਬਾਤ ਕਦੀ ਆਪਣੇ ਚਰਨਾਂ ਨਾਲ ਨਹੀਂ ਜੋੜਿਆ ਤੇ ਨਾਲ ਇੱਥੇ ਗੱਲ ਕਹਿ ਗਏ ਇਹ ਇਹ ਇਹ ਨਹੀਂ ਕਿ ਸ਼ਲੋਕ ਅਧੂਰਾ ਹੈ ਇਹਦੀ ਵਿਆਖਿਆ ਹੋ ਰਹੀ ਹੈ ਤੂੰ ਪੈਰਾਂ ਨਾਲ ਲਾਏਗਾ ਤੇ ਤਲੀਆਂ ਕਰਕੇ ਰੰਗ ਉਗੜਨਾ ਇਕੱਲੀ ਮਹਿੰਦੀ ਜਿੰਨਾ ਮਰਜੀ ਰੰਗ ਲਈ ਫਿਰੇ ਜੇ ਕਿਸੇ ਦੇ ਤਨ ਦੇ ਅੰਗ ਨਾ ਮਿਲੇ ਕੱਲੀ ਮਹਿੰਦੀ ਦਾ ਰੰਗ ਕੀ ਕਰੇਗਾ ਇੱਥੇ ਉਹਨਾਂ ਰਮਜ ਪਾ ਦਿੱਤੀ ਵੀ ਤੂੰ ਤੇਰੇ ਪੈਰ ਹੋਣ ਤਾਂ ਸਾਡੀ ਕਮਾਈ ਹੈ ਇਹ ਫਿਰ ਇਸ ਨੂੰ ਸੁਣਿਓ ਤੈਸੈ ਬਾਤ ਨਾ ਪੁੱਛਿਆ ਪਰ ਕਮਾਈ ਹੈ ਤੈਸੈ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ ਅੱਗੇ ਮਹਾਰਾਜ ਕਹਿੰਦੇ ਆ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਨਾਨਕ ਨਦਰੀ ਕਰਮੀ ਦਾਤ ਮਹਿੰਦੀ ਕਰਕੇ ਰੱਖਿਆ 100 100 ਨਦਰ ਕਰੇ ਨਦਰ ਤੋਂ ਬਿਨਾ ਨਹੀਂ ਰੰਗ ਨਿਕਲਣਾ 100 100 ਨਦਰ ਕਰੇ ਆਪੇ ਪੀਸੈ ਆਪੇ ਕਸੈ ਬਸ ਆਪ ਪਿਸਾਏ ਪਿਸਾਏ ਨੂੰ ਨਦਰ ਵਿੱਚ ਲੈ ਜਾ ਪੀਣ ਵਾਲਾ ਵੀ ਉਹ ਕਿਸਾਨ ਵਾਲਾ ਵੀ ਉਹ ਘੋਲਣ ਵਾਲਾ ਵੀ ਉਹ ਮਹਾਰਾਜ ਕਹਿੰਦੇ ਹਜ਼ੂਰ ਨੇ ਫਰਮਾਇਆ ਨਾਨਕ ਮਹਿੰਦੀ ਕਰਕੇ ਰੱਖਿਆ ਸੋਸ਼ੋ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲੈ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ ਗੁਰਮਖੋ ਨਾਮ ਉੱਚਾ ਹੈ ਪਰ ਕਮਾਈ ਨਹੀਂ ਉਹਦੀ ਨਦਰ ਹੈ ਇਹ ਦਾਤ ਹੈ ਤੇ ਦਾਤਾਂ ਕੱਲੀਆਂ ਗੁਣਾ ਨਾਲ ਨਹੀਂ ਮਿਲਦੀਆਂ ਹੁੰਦੀਆਂ ਬਖਸ਼ ਦਿਆ ਜੇ ਔਗਣਾ ਵਾਲਿਆਂ ਨੂੰ ਵੀ ਦਾਤਾਂ ਨਾਲ ਭਰਪੂਰ ਕਰ ਦਿੰਦਾ ਗੁਰੂ ਜੀ ਨੇ ਫਰਮਾਇਆ ਕਿ ਮਹਾਰਾਜ ਕਰੇ ਨਾਨਕ ਨਦਰੀ ਕਰਮੀ ਦਾਤ ਹੁਣ ਫਿਰ ਬਖਸ਼ ਸ਼ੁਰੂ ਹੋਈ ਉਸ ਤੋਂ ਅੱਗੇ ਅਗਲਾ ਬਚਨ ਕਿਉਂਕਿ ਆਪਾਂ ਸੋਦਰ ਤੱਕ ਅੱਜ ਵਿਚਾਰ ਕਰਕੇ ਜਾਣੀ ਸੋਦਰ ਦੀ ਪੌੜੀ ਕੱਲ ਕਰਾਂਗੇ ਇਸ ਕਰਕੇ ਹੁਣ ਮੈਂ ਜ਼ਿਆਦਾ ਧਿਆਨ ਅਖਰੀ ਅਰਥਾਂ ਵੱਲ ਲਿਆ ਰਿਹਾ ਬਹੁਤਾ ਤੇ ਸੁਭਾ ਵੀ ਅਰਜ਼ ਕੀਤੀ ਸੀ ਕਿ ਖਾਹੇ ਔਂਕੜ ਹਰ ਹਾਲਤ ਵਿੱਚ ਬੋਲਣੀ ਬਹੁਤਾ ਕਰਮ ਬਹੁਤਾ ਦਰਥ ਜ਼ਿਆਦਾ ਉਹਦੀ ਬਖਸ਼ਿਸ਼ ਕਰਮ ਦਰਥ ਬਖਸ਼ਿਸ਼ ਬਹੁਤਾ ਕਰਮ ਉਹਦੀ ਜਿਹੜੀ ਬਹੁਤ ਜ਼ਿਆਦਾ ਬਖਸ਼ਿਸ਼ ਹੈ ਉਹਦੀ ਮਿਹਰ ਬਹੁਤ ਹੈ ਲਿਖਿਆ ਨਾ ਜਾਏ ਉਸ ਦੀ ਬਖਸ਼ਿਸ਼ ਨੂੰ ਕੋਈ ਵੀ ਸੰਸਾਰ ਦਾ ਬੰਦਾ ਲਿਖ ਨਹੀਂ ਸਕਦਾ ਬਹੁਤਾ ਕਰਮ ਲਿਖਿਆ ਨਾ ਜਾਏ ਕਿਉਂਕਿ ਗੁਰੂ ਜੀ ਵਾਰ-ਵਾਰ ਕਹ ਲੇਖਾ ਹੋਏ ਲੇਖਾ ਹੋਏ ਵਿਨਾਸ਼ ਉਹਦੀ ਬਖਸ਼ਿਸ਼ ਨੂੰ ਕੋਈ ਦੁਨੀਆ ਦੀ ਤਾਕਤ ਕੋਈ ਬੰਦਾ ਲਿਖ ਨਹੀਂ ਸਕਦਾ ਬਹੁਤਾ ਕਰਮ ਲਿਖਿਆ ਨਾ ਜਾਏ ਤੇ ਨਾਲ ਬਚਨ ਕੀਤਾ ਵੱਡਾ ਦਾਤਾ ਇਕੱਲਾ ਦਾਤਾ ਨਹੀਂ ਕਿਹਾ ਇੱਥੇ ਵੱਡਾ ਦਾਤਾ ਕਿਹਾ ਹੈ ਵੱਡਾ ਦਾਤਾ ਜਿਹੜਾ ਬਖਸ਼ਾ ਕਰਨ ਵਾਲਾ ਉਹ ਸਭ ਤੋਂ ਵੱਡਾ ਦਾਤਾ ਹੈ ਤਿਲ ਨਾ ਤਮਾਏ ਫਿਰ ਬੇਨਤੀ ਕਰਾ ਤਿਲ ਦਰ ਤੁਸੀਂ ਕਾਲੀ ਕਾਲੀ ਪੜਿਆ ਸੀ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਇੱਥੇ ਹੈ ਉਹੀ ਸ਼ਬਦ ਤਿਲ ਤਿਲ ਦਾ ਅਰਥ ਹੈ ਥੋੜਾ ਜਿੰਨਾ ਰੰਚਕ ਮਾਤਰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਉਸ ਵੱਡੇ ਦਾਤੇ ਨੂੰ ਤਿਲ ਜਿੰਨਾ ਵੀ ਤਮਾ ਦਾ ਅਰਥ ਹੁੰਦਾ ਲਾਲਚ ਖਾਹਿਸ਼ ਕਿਸੇ ਚੀਜ਼ ਦੀ ਇੱਛਾ ਕਹਿ ਲਈਏ ਤਮਾ ਸੱਚ ਇਹ ਵੇ ਕਿ ਵੱਡੇ ਦਾਤੇ ਦੀਆਂ ਬਖਸ਼ਿਸ਼ਾਂ ਨੂੰ ਲੈ ਕੋਈ ਨਹੀਂ ਸਕਦਾ ਪਰ ਉਹਨੂੰ ਇਸ ਕਰਕੇ ਵੱਡਾ ਦਾਤਾ ਕਹਿੰਦੇ ਪਿਆ ਉਹ ਸਿਰਫ ਦੇਣਾ ਕੀ ਜਾਣਦਾ ਲੈਣ ਦਾ ਫੁਰਨਾ ਉਹਦੇ ਵਿੱਚ ਕਦੀ ਉੱਠਿਆ ਹੀ ਨਹੀਂ ਇੱਥੇ ਥੋੜਾ ਜਿਹਾ ਇਸ ਗੱਲ ਨੂੰ ਫਿਰ ਕਿ ਵੱਡਾ ਦਾਤਾ ਕਿਆ ਉੰਜ ਗੁਰਬਾਣੀ ਨੇ ਇਸੇ ਬਚਨ ਨੂੰ ਪਿੱਛੇ ਕਹਿ ਕੇ ਆਏ ਦਿਨ ਦਾ ਦੇ ਲੈਂਦੇ ਥਕ ਪਾਏ ਵੱਡਾ ਦਾਤਾ ਫਿਰ ਅਸੀਂ ਪੰਜਵੀਂ ਪੌੜੀ 'ਚ ਪੜਿਆ ਸਭਨਾ ਜੀਆਂ ਕਾ ਇੱਕ ਦਾਤਾ ਵੱਡਾ ਦਾਤਾ ਹੈ ਉਸ ਦਾਤੇ ਦੀ ਤਮਾ ਕੋਈ ਨਹੀਂ ਉਹਨੂੰ ਫਿਰ ਅਰਜ਼ ਕਿਉਂਕਿ ਇਸ ਪੌੜੀ 'ਚ ਬਹੁਤ ਕੁਝ ਦਾਤੇ ਨੇ ਸਾਨੂੰ ਦੱਸਣਾ ਜਿਸ ਕਰਕੇ ਆਪਾਂ ਕਈ ਵਾਰੀ ਕਲਪਨੇ ਨਹੀਂ ਆ ਫਲਾਣਾ ਬੰਦਾ ਤੇ ਪਾਠ ਕੋਈ ਨਹੀਂ ਕਰਦਾ ਇੰਨਾ ਰੰਗ ਲੱਗਾ ਪਿਆ ਸੀ ਮਰ ਗਿਆ ਗੁਰਦੁਆਰੇ ਮੱਥੇ ਦੇਖਦੇ ਸਾਡਾ ਕੰਮ ਨਹੀਂ ਚੱਲਦਾ ਇਸ ਕਰਕੇ ਗੁਰੂ ਨੇ ਸਭ ਤੋਂ ਪਹਿਲਾਂ ਬਖਸ਼ਿਸ਼ ਲਿਖਿਆ ਇਹ ਕਰਮ ਵਿੱਚ ਸਭ ਕੁਝ ਆਉਣਾ ਇੱਥੇ ਦੁੱਖ ਵੀ ਆਉਣਾ ਭੁੱਖ ਵੀ ਆਉਣੀ ਮੌਤ ਵੀ ਆਉਣਾ ਬੇਇੱਜ਼ਤੀ ਵੀ ਆਉਣੀ ਸਭ ਕੁਝ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਕਿ ਵੱਡਾ ਦਾਤਾ ਤਿਲ ਨਾ ਤਮਾਏ ਇਸ ਦੁਨੀਆ ਵਿੱਚ ਖਿਮਾ ਕਰਿਓ ਕੋਈ ਟਾਮਾ ਟਾਵਾ ਨਹੀਂ ਤੇ ਹਰ ਬੰਦਾ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਹੈ ਉਹ ਅੰਦਰੋਂ ਲੈਣ ਦੀ ਇੱਛਾ ਨਾਲ ਦੇ ਰਿਹਾ ਹੈ ਹਰ ਬੰਦਾ ਜੇ ਇਸ ਸੰਸਾਰ ਦਾ ਨਹੀਂ ਅਗਲੇ ਸੰਸਾਰ ਦਾ ਇਹ ਨਹੀਂ ਉਸ ਪਿਛਲੇ ਦਿਨੀ ਉੱਥੇ ਆਪਾਂ ਜਦੋਂ ਕਥਾ ਕੀਤੀ ਸਰੀ ਉੱਥੇ ਮੈਂ ਕਰਜ਼ ਕੀਤੀ ਸੀ ਦਾਨੀ ਬੰਦਾ ਦਾਨ ਕਰਦਾ ਹੈ ਉਹ ਇਸ ਕਰਕੇ ਨਹੀਂ ਵੀ ਮੈਨੂੰ ਇਹਦੇ ਵਾਪਸ ਕੁਝ ਨਹੀਂ ਚਾਹੀਦਾ ਭਾਵੇਂ ਉਹ ਦੇ ਰਿਹਾ ਹੈ ਪਰ ਤੁਰ ਅੰਦਰ ਤਮਾ ਪਿਆ ਹੈ ਕਿ ਇਹਨੂੰ ਜੇ ਕੋਈ ਦਿੱਤਾ ਇਹਦੇ ਬਦਲੇ ਕੁਝ ਮਿਲੂਗਾ ਗੁਰੂ ਜੀ ਦਾ ਬਚਨ ਸਤਿਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗੈ ਸੈਸਾ ਗੁਣਾ ਦੇ ਰਹੇ ਨੇ ਆਪਾਂ ਕਹਾਂਗੇ ਦਾਤੇ ਨੇ ਸਤਿਆਂ ਦਰਤ ਦਾਨੀ ਮਹਾਰਾਜ ਕਹਿੰਦੇ ਸਤਿਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਦੇ ਮੰਗੈ ਸੈਸਾ ਗੁਣਾ ਦਿੰਦੇ ਇੱਕ ਗੁਣਾ ਨੇ ਤੇ ਫੁਰਨੀਆਂ ਕਰਕੇ ਮੰਗਦੇ ਹਜ਼ਾਰ ਗੁਣਾ ਨੇ ਤੇ ਮਹਾਰਾਜ ਕਹਿੰਦੇ ਨੇ ਕਈ ਮੰਗਦੇ ਨਹੀਂ ਪਰ ਅੰਦਰ ਫੁਰਨੇ ਬਣਾਉਂਦੇ ਨੇ ਸ਼ੋਭ ਕਰੇ ਸੰਸਾਰ ਲੋਕ ਸਾਡੀ ਵਡਿਆਈ ਕਰਨ ਸੀ ਲੋਕਾਂ ਨੂੰ ਦੇਣੇ ਪੈ ਇਹਦਾ ਮਤਲਬ ਲੈਣ ਦੀ ਬਿਰਤੀ ਹੈ ਭਾਵੇਂ ਮੈਂ ਇਹ ਆਪਣੀ ਵਡਿਆਈ ਲੈਣੀ ਚਾਹਨਾ ਫਿਰ ਥੋੜੀ ਥੋੜੀ ਫਿਰ ਅਰਜ਼ ਹਰ ਬੰਦਾ ਇੱਕ ਰਾਜਨੀਤਿਕ ਬੰਦਾ ਗਰੀਬਾਂ ਦੇ ਘਰਾਂ 'ਚ ਦਾਲ ਚੌਲ ਵੰਡਦਾ ਪਿਆ ਉਹਦੇ ਅੰਦਰ ਫੁਰਨਾ 5 ਸਾਲਾਂ ਬਾਅਦ ਆਵਾਂ ਤੇ ਵੋਟ ਇਹਨਾਂ ਤੋਂ ਲਵਾਂ ਦੇ ਰਿਆ ਪਰ ਲੈਣ ਦੀ ਵਿਰਤੀ ਹੈ ਨਾ ਤਮੇ ਨਾਲ ਦੇ ਰਿਆ ਸੱਚ ਏਵੇਂ ਇੱਕ ਬੰਦਾ ਧਰਮ ਸਥਾਨਾਂ ਤੇ ਕੋਈ ਪਸ਼ੂਆਂ ਨੂੰ ਕੋਈ ਡੰਗਰਾਂ ਨੂੰ ਕੋਈ ਬੰਦਿਆਂ ਨੂੰ ਬਹੁਤ ਆਪਣੇ ਵੱਲੋਂ ਸੇਵਾ ਕਰ ਰਿਹਾ ਹੈ ਉਹ ਜੋ ਕਹੇਗਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਉਹ ਇਸ ਸੰਸਾਰ ਦਾ ਨਹੀਂ ਮੰਗਦਾ ਉਹ ਕਹਿੰਦਾ ਚਲੋ ਇਹਨਾਂ ਕੋਈ ਦਾਨਪਨ ਕਰਨੇ ਰੱਬ ਦੇ ਬਦਲੇ ਤਾਂ ਅੱਗੇ ਕੋਈ ਦੇਊਗਾ ਨਾ ਕਾਮਨਾ ਤਾਂ ਹੈ ਨਾ ਰੱਬ ਅੰਦਰ ਕੋਈ ਕਾਮਨਾ ਨਹੀਂ ਸੱਚੇ ਵੇ ਉਹ ਸਿਰਫ ਦੇਣਾ ਜਾਣਦਾ ਉਹ ਲੈਣ ਦੀ ਗੱਲ ਨਹੀਂ ਕਰਦਾ ਤੂੰ ਮੈਨੂੰ ਇਹ ਕੋਈ ਦੇ ਤੇ ਮੈਂ ਇਸ ਤੋਂ ਤੱਕ ਬੇਨਤੀ ਕਰਾਂ ਜਦੋਂ ਵੀ ਬੰਦਾ ਲੈਣ ਦੀ ਫੁਰਨੇ ਬਣਾਏਗਾ ਉਹਦੇ ਅੰਦਰ ਵਾਸ਼ਨਾ ਜ਼ਰੂਰ ਹੈ ਰੱਬ ਜਿਹੜਾ ਉਹ ਵਾਸ਼ਨਾ ਤੋਂ ਤੇ ਉਹਦੇ ਅੰਦਰ ਫੁਰਨੀ ਕੋਈ ਨਹੀਂ ਮਾਰੇ ਨੇ ਕਿਹਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਫੁਰਨੇ ਤਾਂ ਲੈਣ ਦੀ ਬਿਰਤੀ ਕਰਦੇ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਇਹ ਫੁਰਨੇ ਕਹਿਣਗੇ ਵੀ ਜੇ ਮੈਂ ਕੁਝ ਕਰ ਰਿਹਾ ਮੈਨੂੰ ਇਸ ਦੇ ਬਦਲੇ ਕੁਝ ਮਿਲੇ ਉਹਦੇ ਅੰਦਰ ਤਾਂ ਫੁਰਨੇ ਕੋਈ ਨਹੀਂ ਉਹ ਕੁਝ ਨਹੀਂ ਸਾਡੇ ਤੋਂ ਮੰਗਦਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਦੇ ਬਖੀਨ ਉਹਦਾ ਸਾਡੀ ਤਰ੍ਹਾਂ ਕਿਹੜੀ ਬੋਡੀ ਉਹਨੇ ਮੰਗਣਾ ਕੁਝ ਖਾਣ ਨੂੰ ਪਰ ਸਨੇ ਸਭ ਤਨ ਆਪਣਾ ਤਨ ਕੋਈ ਨਹੀਂ ਸਾਰਿਆਂ ਤਨਾਂ ਸ਼ਰੀਰਾਂ ਨੂੰ ਪਿਆਰ ਕਰਦਾ ਕਾਮ ਨਾ ਕ੍ਰੋਧ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਦੇ ਬਖੀਨ ਸਨੇ ਸਭ ਤਨ ਨੇ ਬਿਰਕਤ ਅਗੈ ਅਚੈ ਗੈ ਜਾਨ ਕੋ ਦੇਤ ਅਜਾਨ ਕੋ ਦੇਤ ਵੱਡਾ ਦਾਤਾ ਜਾਨ ਕੋ ਦੇਤ ਅਜਾਨ ਕੋ ਦੇਤ ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਕੁਝ ਵੀ ਇਹ ਫੁਰਨਾ ਨਹੀਂ ਉਹ ਜ਼ਮੀਨ ਜਮਾਨ ਨੂੰ ਦੇ ਰਿਹਾ ਹੈ ਪਰ ਉਹ ਆਸ ਨਹੀਂ ਰੱਖਦਾ ਲੋਕੋ ਤੁਸੀਂ ਇਹਦੇ ਬਦਲੇ ਮੈਨੂੰ ਕੀ ਦਿਓਗੇ ਨਹੀਂ ਪਿਆਰਿਓ ਸੱਚ ਇਹ ਵੇ ਉਹਦੇ ਅੰਦਰ ਕੋਈ ਫੁਰਨਾ ਨਹੀਂ ਤੁਸੀਂ ਇਹ ਦਿਓ ਤੇ ਵੱਡਾ ਦਾਤਾ ਇਹ ਵੇ ਕਿ ਦੇਣ ਤੋਂ ਬਾਅਦ ਚਤਾਰ ਦਾ ਵੀ ਕੋਈ ਨਹੀਂ ਫਿਰ ਬੇਨਤੀ ਹੈ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਆਪਾਂ ਕਹਿੰਦੇ ਨਾ ਮੈਨੂੰ ਪਹਿਲਾਂ ਪਤਾ ਹੁੰਦਾ ਐਡਾ ਬੇਈਮਾਨ ਸੀ ਇਹਨੂੰ ਮੈਂ ਮਦਦ ਕਿਉਂ ਕਰਦਾ ਰੱਬ ਕਹਿੰਦਾ ਨਾ ਮੈਨੂੰ ਕੋਈ ਚਿੰਤਾ ਨਹੀਂ ਜਿਹੜਾ ਮਰਜ਼ੀ ਖਾਈ ਜਾਂ ਭੱਜੀ ਜਾਣ ਪਰ ਮੇਰੇ ਦਾਇਰੇ ਤੋਂ ਬਾਹਰ ਨਹੀਂ ਨਿਕਲ ਸਕਣਾ ਇਹਨਾਂ ਹੁਣ ਦੇਖੋ ਇਸ ਪੌੜੀ ਨੂੰ ਗੁਰੂ ਜੀ ਨੇ ਕਰਮ ਸ਼ੁਰੂ ਕੀਤਾ ਬਹੁਤਾ ਕਰਮ ਲਿਖਿਆ ਨਾ ਜਾਏ ਇਹ ਮਨ ਖਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਖਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਹਨੂੰ ਕੋਈ ਪਛਤਾਵਾ ਨਹੀਂ ਮੈਂ ਫਿਰ ਬੇਨਤੀ ਕਰਾਂ ਉਹਨੂੰ ਤਿਲ ਜਿੰਨਾ ਲਾਲਚ ਨੇ ਕੋਈ ਤਮਾ ਨਹੀਂ ਰੱਖਦਾ ਗੁਰੂ ਸਾਹਿਬ ਜੀ ਨੇ ਵੱਡੇ ਦਾਤੇ ਤੇ ਬੇਅੰਤ ਬਚਨ ਕੀਤੇ ਆ ਉਹ ਬਖਸ਼ਾਂ ਕਰਦਾ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਆਪਾਂ ਇਹ ਤਾਂ ਕਾਂਗੇ ਵੀ ਇਹ ਸਾਨੂੰ ਤਾਂ ਦੇ ਰਿਹਾ ਸੀ ਪਾਠ ਕਰਨੇ ਨਿਤਨੇਮ ਦਾ ਸਾਨੂੰ ਤਾਂ ਦੇ ਰਿਹਾ ਸ਼ਾਇਦ ਅਸੀਂ ਗੁਰਦੁਆਰੇ ਹੁੰਨੇ ਆ ਬਾਬਾ ਜੀ ਕਹਿੰਦੇ ਆ ਆ ਪਸ਼ੂ ਪੰਛੀ ਕਿਹੜਾ ਧਰਮ ਕਮਾਉਂਦੇ ਨੇ ਢਿੱਡ ਪਰ ਨੂੰ ਤਾਂ ਉਹਨਾਂ ਨੂੰ ਵੀ ਦੇ ਰਿਹਾ ਪਰੰਦਾ ਦਾ ਗਿਰਹਾ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੂਈ ਏਕ ਤੁਈ ਏਕ ਤੁਈ ਮਹਾਰਾਜ ਕਹਿ ਰਿਹਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਦ ਅਪਾਰ ਇੱਥੇ ਕੰਨਾ ਨਹੀਂ ਲੱਗਾ ਅਪਾਰ ਨਹੀਂ ਹੈ ਮਹਾਰਜ ਕਹਿੰਦੇ ਕੇਤੇ ਦਾ ਅਰਥ ਹੈ ਬੇਅੰਤ ਕਈ ਮੰਗੈ ਮੰਗਦੇ ਨੇ ਜੋਦ ਅਪਾਰ ਬੇਅੰਤ ਜਿਹੜੇ ਜੋਧੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਸਮਝਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਇਹ ਅਣਗਿਣਤ ਜੋਧੇ ਵੀ ਤੇਰੇ ਘਰ ਚੋਂ ਮੰਗ ਰਹੇ ਆ ਮੈਂ ਅਖਰੀ ਅਰਥ ਤੋਂ ਬਾਅਦ ਵਾਕ ਰੂਪ ਅਰਥ ਕਰ ਰਿਹਾ ਵਾਂ ਉਹ ਗ੍ਰਾਮਰ 'ਚ ਨਹੀਂ ਵੱਜੇ ਹੋਏ ਜੋ ਵਾਕ ਰੂਪ ਅਰਥ ਕਰਾਂਗਾ ਉਹ ਉਹ ਵਿਆਕਰਨ 'ਚ ਨਹੀਂ ਲਾਗੂ ਹੋ ਸਕਦੇ ਸਿੱਧੇ ਸਮਝਣਾ ਚਾਹਨੇ ਕਿਤੇ ਦਰਤ ਹੋ ਗਿਆ ਕਈ ਮੰਗੈ ਦਰ ਤੇ ਮੰਗ ਹੈ ਮੰਗਦੇ ਨੇ ਜੋਧ ਅਪਾਰ ਅਨੇਕਾਂ ਉਹ ਸੂਰਮੇ ਉਹ ਜੋਧੇ ਸੱਚ ਇਹ ਵੱਡੇ ਦਾਤਾ ਇਹ ਗੱਲ ਭੁੱਲਣੀ ਨਹੀਂ ਵੱਡਾ ਦਾਤਾ ਵੱਡੇ ਦਾਤੇ ਦੇ ਦਰ ਤੋਂ ਜੋਧੇ ਸੂਰਮੇ ਵੀ ਮੰਗਦੇ ਨੇ ਇੱਕ ਬਚਨ ਆਪ ਰੋਜ਼ ਪੜ੍ਹਦੇ ਹੋ ਸਵਈਆਂ 'ਚ ਕਿਵੇਂ ਮੰਗਦੇ ਆ ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਖਾਰ ਸੋ ਬਾਤਨ ਕੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਕਿਤੇ ਮੰਗਾ ਜੋਦਾ ਪਾਰ ਸਾਹਿਬ ਸ੍ਰੀ ਮੈਂ ਸਿਰ ਵੇਨੇ ਕਰ ਸਾਹਿਬ ਦਾ ਅਰਥ ਮਾਲਕ ਸ੍ਰੀ ਦਰ ਸਰੋਮਣੀ ਨਾਇਕ ਦਰ ਤੇ ਆਗੂ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਆ ਜਿਹੜੇ ਵੀਰ ਅਪਾਰ ਨੇ ਇਹੋ ਜਿਹਾ ਇੱਕ ਮੰਗਤਾ ਨਹੀਂ ਪਤਾ ਨਹੀਂ ਕਿੰਨੇ ਕੁ ਮੰਗਤੇ ਉਸ ਵੱਡੇ ਦਾਤੇ ਦੇ ਦਰ ਤੇ ਝੋਲੀਆਂ ਅੱਡ ਕੇ ਮੰਗ ਰਹੇ ਪਹਿਲੇ ਸਤਿਗੁਰੂ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਤੇ ਮੰਗੈ ਜੋਧ ਅਪਾਰ ਦਸਵੇਂ ਨਾਨਕ ਸਤਿਗੁਰੂ ਕਹਿ ਰਿਹਾ ਸਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਅਨੇਕਾਂ ਮੰਗਤੇ ਨੇ ਕਿਤੇ ਨੇ ਜਿਹੜੇ ਜੋਧੇ ਪਰਮਾਤਮਾ ਦੇ ਦਰ ਤੋਂ ਝੋਲੀਆਂ ਅੱਡ ਕੇ ਮੰਗ ਰਹੇ ਆ ਕਿ ਸਾਨੂੰ ਇਹ ਦਾਤ ਦੇ ਜਿਹਨੂੰ ਆਪਾਂ ਪਿੱਛੇ ਪੜ ਕੇ ਆਏ ਆ ਮੈਂ ਫਿਰ ਜਪਜੀ ਸਾਹਿਬ ਫਿਰ ਦੁਹਰਾਈ ਜਾਣਾ ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ ਇਹ ਉਹ ਨੇ ਜਿਨ੍ਹਾਂ ਨੂੰ ਤਾਕਤ ਦਿੱਤੀ ਉਹ ਮੰਗਦੇ ਪੈਣ ਤੇਰੇ ਦਰ ਤੇ ਕਿਤੇ ਮੰਗੈ ਜੋਧ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਸੱਚ ਇਹ ਵੇ ਕਿ ਗਿਣਤੀ ਮਿੰਤੀ ਹੋ ਨਹੀਂ ਸਕਦੀ ਜਿੰਨੇ ਕੋ ਮੰਗਦੇ ਪਏ ਨੇ ਉਹਨਾਂ ਦੀ ਵਿਚਾਰ ਹੀ ਕੋਈ ਨਹੀਂ ਉੰਜ ਵੈ ਸਤਿਗੁਰੂ ਨੇ ਇੱਕ ਸ਼ਬਦ ਚ ਮੁਕਾ ਦਿੱਤਾ ਜਗਤ ਪਿਖਾਰੀ ਫਿਰਤ ਖੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾ ਮਹਾਰਜ ਕਹਿੰਦੇ ਆ ਜਗਤ ਪਿਖਾਰੀ ਹੈ ਹਜ਼ੂਰ ਨੇ ਫਰਮਾਇਆ ਹੁਣ ਅਗਲੀ ਗੱਲ ਇਹ ਤਾਂ ਹੋ ਗਿਆ ਦਾਤਾਂ ਦੇ ਰਿਹਾ ਬਖਸ਼ਿਸ਼ ਦੇ ਰਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਰਚੀ ਕੋਈ ਰਚਨਾ ਵਿੱਚ ਉਹਨੂੰ ਕੋਈ ਤਮਾ ਨਹੀਂ ਕੋਈ ਲਾਲਚ ਨਹੀਂ ਉਹਨੂੰ ਨਾਮ ਹੀ ਕੋਈ ਕਰੇ ਸਿਮਰ ਨਹੀਂ ਕਰਨਾ ਨਾ ਕੋਈ ਕਰੇ ਮੈਂ ਸਿੱਧੀ ਗੱਲ ਕਰਾਂ ਪਰ ਇਨਸਾਨ ਕਿਹੋ ਜਿਹਾ ਪੈਦਾ ਕੀਤੇ ਕਹਿੰਦੇ ਨੇ ਉਹਦੀ ਦਿੱਤੀ ਕੋਈ ਦਾਤ ਲੈ ਕੇ ਅਨੇਕਾਂ ਬੰਦੇ ਐਸੇ ਨੇ ਜਿਹੜੇ ਦਾਤਾਂ ਨਾਲ ਭਰਪੂਰ ਨੇ ਪਰ ਇਹਨੇ ਬੇਈਮਾਨ ਹੋ ਗਏ ਆ ਅੰਦਰੋਂ ਸ਼ੁਕਰ ਦਾ ਭਾਵ ਹੀ ਨਹੀਂ ਨਿਕਲਦਾ ਸੱਚੀ ਮੁੱਚੀ ਉਹ ਖੱਪ ਗਏ ਨੇ ਵਕਾਰਾਂ ਦੇ ਵਿੱਚ ਦਾਤਾਂ ਨੂੰ ਭੋਗਦੇ ਭੋਗਦੇ ਮੈਂ ਬੇਨਤੀ ਕਰਾਂ ਮਹਾਰਾਜ ਮੰਨ ਰਿਹਾ ਵੀ ਕੁਝ ਹੈ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਅਨੇਕਾਂ ਬੰਦੇ ਐਸੇ ਨੇ ਜਿਹੜੇ ਦਾਤਾਂ ਲੈ ਰਹੇ ਆ ਪਰ ਖੱਪ ਗਏ ਨੇ ਸੱਚਮੁੱਚ ਅੰਦਰੋਂ ਤਬਾਹ ਹੋ ਰਹੇ ਨੇ ਵਕਾਰਾਂ ਦੇ ਵਿੱਚ ਦਿਨ ਰਾਤ ਖਚਤ ਨੇ ਦਾਤਾਂ ਉਹਦੀਆਂ ਮਿਲੀਆਂ ਪਰ ਦਾਤ ਲੈ ਕੇ ਕਦੀ ਸ਼ੁਕਰ ਦਾ ਭਾਵ ਹੀ ਨਹੀਂ ਆਇਆ ਅੱਗੇ ਸੀ ਅਰਥ ਕਰਕੇ ਤਰੋਕ ਕੇ ਵਾਚਾਂਗੇ ਕਿਤੇ ਖੱਪ ਟੁੱਟੈ ਵਿਕਾਰ ਕਿਤੇ ਲੈ ਲੈ ਲੈ ਵੀ ਲੈਂਦੇ ਆ ਮੁੱਕਰ ਪਾਹੇ ਨਾਲੇ ਦਾਤ ਖਾਂਦੇ ਨਾਲੇ ਮੁੱਕਰੀ ਜਾਂਦੇ ਰੱਬ ਨੇ ਸਾਨੂੰ ਕੀ ਦਿੱਤਾ ਮਹਾਰਾਜ ਕਹਿੰਦੇ ਨੇ ਫਿਰ ਇਹਨਾਂ ਨੂੰ ਕੀ ਕਹਾ ਕਹਿੰਦੇ ਨੇ ਵੱਡੇ ਦਾਤੇ ਨੂੰ ਕੋਈ ਤਮਾ ਨਹੀਂ ਪਰ ਇਨਸਾਨੋ ਤੁਸੀਂ ਸਮਝੋ ਇਹ ਬੰਦਿਆ ਤੂੰ ਸਮਝ ਕੇਤੇ ਖਬ ਟੁੱਟੈ ਵਿਕਾਰ ਕੇਤੇ ਲੈ ਲੈ ਇਹਦਾ ਅਰਥ ਹੋ ਗਿਆ ਲੈ ਲੈ ਕੇ ਮੁਕਰ ਪਾਹੇ ਮੁਕਰ ਦੇ ਪਿਆ ਤੇ ਮਹਾਰਾਜ ਕਹਿੰਦੇ ਨੇ ਇਹ ਪਤਾ ਕੌਣ ਨੇ ਕੇਤੇ ਮੂਰਖ ਖਾਹੀ ਖਾਏ ਕਹਿੰਦੇ ਮੂਰਖ ਖਾਈ ਜਾ ਰਹੇ ਨੇ ਖਾਈ ਜਾ ਰਹੇ ਨੇ ਐਡੇ ਮੂਰਖ ਨੇ ਕਿ ਉਸ ਰੱਬ ਦਾ ਸ਼ੁਕਰ ਵੀ ਨਹੀਂ ਕਰਦੇ ਉਹਨੂੰ ਤਮਾ ਕੋਈ ਨਹੀਂ ਇੱਥੇ ਥੋੜਾ ਜਿਹਾ ਮੈਂ ਅਰਜ਼ ਕਰਨੀ ਚਾਹਨਾ ਦਾਤਾ ਉਹਦੀਆਂ ਨੇ ਉੰਜ ਵੈਸੇ ਕੋਈ ਟਾਵਾ ਟਾਵਾ ਹੈ ਵੈਗਰੂ ਦੀ ਕਿਰਪਾ ਵਾਲਾ ਜਿਹੜਾ ਲੋੜ ਪੂਰੀ ਹੋਵੇ ਤੇ ਸ਼ੁਕਰ ਵਿੱਚ ਰਹੇ ਨਹੀਂ ਤੇ ਸਹੀ ਜੇ 99% ਬੰਦੇ ਜਿੱਦਨ ਕੁਝ ਮੁੱਲ ਜਾਂ ਮਿਲ ਜਾਂਦਾ ਬੋਲੀ ਬਦਲਦੀ ਏ ਅੱਖਾਂ ਬਦਲਦੀਆਂ ਨੇ ਸੱਚ ਇਹ ਵੇ ਕਿ ਉਹਨਾਂ ਦਾ ਰੱਬ ਦੇ ਪ੍ਰਤੀ ਵੀ ਅਸਲ 'ਚ ਮਨ ਵੀ ਪਰਤ ਬਦਲ ਜਾਂਦਾ ਸ਼ੁਕਰ ਦੀ ਗੱਲ ਛੂਰਦੀ ਹੁਣ ਗੁਰੂ ਜੀ ਕਹਿੰਦੇ ਨੇ ਲੈਂਦੇ ਤੇ ਮੁੱਕਰ ਗਏ ਸੱਚ ਜੇ ਮੈਂ ਆਪਣੇ ਮਨ ਦੀ ਗੱਲ ਕਰਾਂਗਾ ਜੋ ਕੁਝ ਮਿਲਿਆ ਹੋਇਆ ਮੈਨੂੰ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਸਾਰੇ ਬੰਦੇ ਜੋ ਕੁਝ ਮਿਲਿਆ ਉਹਦੇ ਤੇ ਨਜ਼ਰਸ਼ਾਨੀ ਨਹੀਂ ਕਰਦੇ ਸਾਨੂੰ ਆਹ ਕੁਝ ਮਿਲਿਆ ਜੋ ਨਹੀਂ ਮਿਲਿਆ ਉਹਦੇ ਵਾਸਤੇ ਉਲਾਮੇ ਦਿੰਦੇ ਆ ਜੋ ਮਿਲਿਆ ਉਹਦਾ ਸ਼ੁਕਰ ਨਹੀਂ ਜੋ ਨਹੀਂ ਮਿਲਿਆ ਉਹਦੇ ਵਾਸਤੇ ਉਲਾਮੇ ਦਿੰਦੇ ਆ ਜੋ ਮਿਲਿਆ ਉਹਦਾ ਸ਼ੁਕਰ ਨਹੀਂ ਤੇ ਪਿਆਰੇ ਇਦੋਂ ਵੱਡਾ ਮੁਕਰਨ ਵਾਲਾ ਬੰਦਾ ਕਿਹੜਾ ਹੈ ਇਹਨੂੰ ਇਉਂ ਸਮਝੋ ਕਿ 10 ਵਸਤੂ ਲੈ ਪਾਛੈ ਪਾਵੇ ਕਿਤੇ ਲੈ ਲੈ ਮੁਕਰ ਪਾਹ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ 10 ਚੀਜ਼ਾਂ ਦੇ ਦਿੱਤੀਆਂ ਪਰ ਇੱਕ ਨਹੀਂ ਮਿਲਦੀ ਜੇ ਮੰਨ ਲਓ ਇੱਕ ਵਸਤੂ ਨਹੀਂ ਮਿਲਦੀ ਤੇ ਉਸ ਨਾਲ ਉਹ ਮੁਕਰ ਜਾਂਦਾ ਰੱਬ ਨੇ ਕੀ ਦਿੱਤਾ ਕਿਤੇ ਲੈ ਲੈ ਮੁਕਰ ਪਾਹੇ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਵੀ ਨਾ ਦੇ ਦਸ ਵੀ ਹਿਰਲੇ ਤਉ ਮੂੜਾ ਕਹੋ ਕਹਾਂ ਕਰੇ ਇਹ ਹੈ ਮਨਮੁਖਤਾਈ ਦਾਸ ਨੇ ਇੱਕ ਵਾਰ ਆਪ ਜੀ ਨੂੰ ਇੱਥੇ ਬੇਨਤੀ ਕੀਤੀ ਸੀ ਮੈਂ ਅੱਜ ਰਿਪੀਟ ਕਰ ਲੱਗਾ ਫਿਰ ਦੁਬਾਰਾ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਜਗ੍ਹਾ ਨਾ ਜੀ ਆਪਣੇ ਉਦਾਸੀਆਂ ਵੇਲੇ ਕਿਹਾ ਕਿ ਜਿਹੜਾ ਗੁਰਮੁਖ ਹੁੰਦਾ ਹੈ ਨਾ ਗ੍ਰਿਸ਼ਤ ਚ ਰਹਿ ਕੇ ਜਿਹੜਾ ਕਮਾ ਰਿਹਾ ਹੈ ਸ਼ਬਦ ਨੂੰ ਉਹ ਸ਼ੇਰ ਹੁੰਦਾ ਹੈ ਸਿੰਘ ਤੇ ਜਿਹੜਾ ਲੈ ਕੇ ਮੁੱਕਰ ਜਾਂਦਾ ਹੈ ਧਿਆਨ ਨਹੀਂ ਦਿੰਦਾ ਦਾਤ ਨੂੰ ਚੰਬੜ ਜਾਂਦਾ ਮਹਾਰਾਜ ਕਹਿੰਦੇ ਉਹ ਕੁੱਕਰ ਬਿਰਤੀ ਹੁੰਦਾ ਚਲੋ ਮੈਂ ਸਵਾਨ ਬਿਰਤੀ ਮਹਾਰਾਜ ਕਹਿੰਦੇ ਨੇ ਸ਼ੁਕਰ ਵਾਲਾ ਸਿੰਘ ਹੈ ਨਾ ਸ਼ੁਕਰਾ ਕੁੱਕਰ ਦੀ ਤਰ੍ਹਾਂ ਗੁਰੂ ਸਾਹਿਬ ਜੀ ਸਮਝ ਨਹੀਂ ਪਈ ਫਿਰ ਸਤਿਗੁਰੂ ਬਚਨ ਕਰਦੇ ਆ ਕਿ ਸ਼ੇਰ ਬੈਠਾ ਹੋਵੇ ਕੋਈ ਆਦਮੀ ਲਾਠੀ ਨਾਲ ਡਾਂਗ ਨਾਲ ਛੋਟੇ ਨਾਲ ਵਾਰ ਕਰੇ ਸ਼ੇਰ ਛੋਟੇ ਨੂੰ ਮੂੰਹ 'ਚ ਨਹੀਂ ਪਾਉਂਦਾ ਡਾਂਗ ਨੂੰ ਮੂੰਹ 'ਚ ਨਹੀਂ ਚੱਬੇਗਾ ਕੋਈ ਵੱਟਾ ਮਾਰੇ ਉਹ ਵੱਟੇ ਪੱਥਰ ਨੂੰ ਮੂੰਹ 'ਚ ਨਹੀਂ ਪਾਉਂਦਾ ਉਹ ਵੱਜਦਿਆਂ ਸਾਰ ਇੱਕੋ ਦਮ ਯਖ ਲਖਤ ਉਧਰ ਆਪਣੀ ਤਵੱਜੋ ਦਿੰਦਾ ਮੈਨੂੰ ਮਾਰਨ ਵਾਲਾ ਕੌਣ ਹੈ ਗੋਲੀ ਵੀ ਕੋਈ ਮਾਰੇ ਉਹ ਗੋਲੀ ਮਾਰਨ ਵਾਲੇ ਵਿਚਾਰਦਾ ਤੇ ਕੁੱਤੇ ਨੂੰ ਵੱਟਾ ਮਾਰੋ ਕੁੱਤਾ ਮੂੰਹ 'ਚ ਪਾ ਲੈਂਦਾ ਕੁੱਤੇ ਨੂੰ ਸੋਟਾ ਮਾਰੋ ਸੋਟਾ ਪਾ ਲੈਂਦਾ ਮਹਾਰਾਜ ਸਾਨੂੰ ਸਮਝਾਓ ਹੋਰ ਕਹਿੰਦੇ ਨੇ ਸ਼ੇਰ ਜਿਹੜਾ ਹੈ ਜਿਹੜੀ ਚੀਜ਼ ਉਹਨੂੰ ਸਪਰਸ਼ ਕਰਦੀ ਏ ਉਧਰ ਧਿਆਨ ਨਹੀਂ ਦਿੰਦਾ ਉਹ ਜਿਹੜਾ ਦੇ ਰਿਹਾ ਆ ਜਿੱਧਰੋਂ ਆ ਰਹੀ ਏ ਉਧਰ ਧਿਆਨ ਦਿੰਦਾ ਹੈ ਗੁਰਮੁਖ ਜਨ ਸ਼ੇਰ ਦੀ ਤਰ੍ਹਾਂ ਕਹੇ ਉਹ ਦਾਤ ਮਿਲਦੀ ਏ ਦਾਤ ਨੂੰ ਮੂੰਹ ਚ ਨਹੀਂ ਪਾਉਂਦਾ ਉਹ ਦੇਣ ਵਾਲੇ ਦਾਤੇ ਵੱਲ ਧਿਆਨ ਦਿੰਦਾ ਹੈ ਸ਼ੇਰ ਦੀ ਬਿਰਤੀ ਹੈ ਜਿੱਧਰੋਂ ਆ ਰਿਹਾ ਹੈ ਤੇ ਕੁੱਤੇ ਦੀ ਬਿਰਤੀ ਹੈ ਜਿਹੜੀ ਦਾਤ ਆਈ ਮਹਾਰਾਜ ਨੇ ਸ਼ਬਦ ਕਿਹਾ ਕਹਿਣ ਲੱਗੇ ਕੋਕਰ ਦ੍ਰਿਸ਼ ਨਾ ਕਬੂ ਧਰਨੀ ਸਿੰਘ ਦ੍ਰਿਸ਼ਟ ਹੋਏ ਗੁਰਮੁਖ ਕਰਨੀ ਗੁਰਮੁਖ ਦਾ ਜੀਵਨ ਸ਼ੇਰ ਦੀ ਬਿਰਤੀ ਵਾਲਾ ਜਿਹਨੂੰ ਕਿਹਾ ਗੁਰੂ ਜੀ ਨੇ ਕਿ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਬਿਖੋਟ ਗਵਾਵੇ ਕਿਤੇ ਲੈ ਲੈ ਮੁਕਰ ਪਾਏ ਸਤਿਗੁਰੂ ਕਹਿ ਰਿਹਾ ਇੱਕ ਪੀ ਨਾ ਦੇ 10 ਪੀ ਹਿਰ ਲੈ ਤਉ ਮੂੜਾ ਕਹੋ ਕਹਾਂ ਕਰੇ ਅਗਲਾ ਜਿਹੜਾ ਸ਼ੁਕਰ ਹੈ ਅਗੰਤ ਸ਼ਾ ਆਪਣੀ ਦਹਿਰਾਸ਼ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਆਮਾਨ ਕਸ਼ ਬੌਰ ਸਾਲੇ ਅਗਿਆਨੀ ਮਨ ਰੋਸ ਕਿਰ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਮੁਕਰ ਗਿਆ ਨਾ ਮੈਂ ਇਹ ਬੇਨਤੀ ਹੈ ਜੇ ਵੀ ਸ਼ੁਕਰ ਇਚ ਕੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਸ਼ੁਕਰ ਵਾਲਾ ਕਹਿੰਦਾ ਜਿਸ ਕੀ ਬਸਤ ਤਿਸ ਆਗੇ ਰੱਖੇ ਮੁਕਰ ਗਿਆ ਤੂੰ ਪ੍ਰਮਾਤਮਾ ਨੂੰ ਤਮਾ ਕੋਈ ਨਹੀਂ ਫਿਰ ਬੇਨਤੀ ਕਰਾਂ ਇੱਥੇ ਗੁਰੂ ਜੀ ਨੇ ਇੱਕ ਗੱਲ ਬਿਲਕੁਲ ਕਲੀਅਰ ਕਰਤੀ ਉਹ ਦਾਤਾਂ ਭੋਗਣ ਵਾਲਿਓ ਰੱਬ ਨੂੰ ਕੋਈ ਤੁਹਾਡੇ ਦਾਤ ਦੀ ਮੁਤਾਜੀ ਨਹੀਂ ਜਿਹੜਾ ਤੁਹਾਡੇ ਘਰ ਭਰ ਸਕਦਾ ਨੂੰ ਆਪਣੇ ਘਰ ਭਰਨ ਦਾ ਪਤਾ ਨਹੀਂ ਇੱਥੇ ਨਿਸ਼ਕਾਮਤਾ ਰੱਬ ਦੀ ਕੋਈ ਹੁਣ ਜੇ ਅਸੀਂ ਮਹਾਰਾਜ ਅੱਗੇ ਕੋਈ ਆ ਪੈਸੇ ਲੈ ਕੇ ਆਉਨੇ ਆ ਜਾਂ ਦੂਜਾ ਤੀਜਾ ਜੋ ਵੀ ਧਰਮ ਸਥਾਨਾਂ ਤੇ ਲੈਨੇ ਆ ਇਹ ਸਿਰਫ ਬਾਹਰ ਮੁਖੀ ਬੰਦੇ ਨੂੰ ਸਮਰਪਣ ਕਰਨ ਦੀ ਜਾਂਚ ਆ ਜਾਏ ਰੱਬ ਦੇ ਨਾਂ ਤੇ ਸ਼ੁਕਰ ਕਰੇ ਪਰ ਯਾਦ ਰੱਖਿਓ ਰੱਬ ਪੈਸਿਆਂ ਨਾਲ ਨਹੀਂ ਉਹਦਾ ਘਰ ਚੱਲਦਾ ਹੁੰਦਾ ਗੁਰੂ ਸਾਹਿਬ ਫਿਰ ਕਹਿੰਦੇ ਜਿਹੜਾ ਸ਼ੁਕਰਾਨੇ ਵਾਲਾ ਹੈ ਉਹ ਮੁਕਰਦਾ ਨਹੀਂ ਉਹ ਦਾਤ ਲੈ ਕੇ ਕਹਿੰਦਾ ਜਿਸ ਕੀ ਬਸ ਤਿਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਮਾਨੈ ਮਤ ਹੈ ਉਸ ਤੇ ਚੌਗਣ ਕਰੇ ਨਿਖਾਲ ਨਾਨਕ ਸਾਹਿਬ ਸਦਾ ਦਿਆਲ ਇੱਥੇ ਗੁਰੂ ਜੀ ਕਹਿ ਰਹੇ ਨੇ ਕਿਤੇ ਖੱਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਦਾਤਾ ਲੈਂਦੇ ਆ ਪਰ ਮੁੱਕਰ ਜਾਂਦੇ ਆ ਜਿਵੇਂ ਅਸੀਂ ਇੱਕ ਬਚਨ ਵੀ ਪੜ੍ਹਨੇ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਮੁੱਕਰ ਹੀ ਗਿਆ ਨਾ ਬੰਦਾ ਉੱਥੇ ਗੁਰੂ ਜੀ ਨੇ ਮੌਤ ਕਿਹਾ ਸੀ ਇਹ ਕੁਚੱਜੀ ਉਹ ਉਹ ਸ਼ਬਦ 'ਚ ਹੈ ਇਹ ਬਚਨ ਮੰਜ ਕੁਚੱਜੀ ਆ ਮਾਵਨ ਡੋਸੜੇ ਕੌਂ ਗਾਉ ਕਿਉਂ ਸ਼ੋ ਰਾਵਣ ਜਾਉ ਜੀਓ ਇੱਕ ਦੂ ਇੱਕ ਚੜਾਂਦੀਆਂ ਕੌਣ ਜਾਣੇ ਮੇਰਾ ਨਾਉ ਜੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਸੱਚੇ ਪਾਤਸ਼ਾਹ ਜੀ ਦਾ ਉੱਥੇ ਮਹਾਰਾਜ ਨੇ ਇੰਨੀ ਨਿਮਰਤਾ ਦਿਖਾਈ ਮੈਂ ਇਹਨੂੰ ਇਹ ਨਹੀਂ ਕੁਚੱਜਪੁਣਾ ਨਹੀਂ ਕਹਿੰਦਾ ਮੈਂ ਇਹਨੂੰ ਵੀ ਸੁਚੱਜਾ ਕਹਿਣਾ ਕਿਉਂਕਿ ਜਿਹਨੂੰ ਇਹ ਸਮਝ ਆ ਜਾਏ ਮੈਂ ਕੁਚੱਜ ਨਾਲ ਭਰਿਆ ਇਹ ਵੀ ਇੱਕ ਸੁਚੱਜ ਹੈ ਜਿਹਨੂੰ ਇਹ ਸਮਝ ਪੈ ਜਾਏ ਮੈਂ ਔਗਣਾ ਨਾਲ ਭਰਿਆ ਮਰ ਕਹਿੰਦੇ ਮੰਝ ਕੁਚੱਜੀ ਅਮਾਵਨ ਦੋਸੜੇ ਮੈਂ ਕੁਚੱਜੀ ਚ ਇਹਨੇ ਇੱਕ ਦੋਸ਼ ਨੇ ਸਰੀਰ ਚ ਪੂਰੇ ਨਹੀਂ ਹੁੰਦੇ ਪਏ ਔਗਣ ਯਾਦ ਨੇ ਸਰੀਰ ਛੋਟਾ ਸਰੀਰ ਦਾ ਭਾਂਡਾ ਹੀ ਨਹੀਂ ਨੇ ਨੇ ਔਗਣ ਅਮੰਜ ਅਮੰਜ ਕੁਚੱਜੀ ਆ ਮਾਵਣ ਜਿਹੜੇ ਨਹੀਂ ਸਮਾਉਂਦੇ ਦੋਸ ਦੇਖੋ ਕਿਉਂ ਸ਼ੋ ਰਾਵਣ ਜਾਉ ਜਿਉ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਉ ਮਹਾਰਾਜ ਕਿਉਂ ਕਿਆ ਕੁਚੱਜੀ ਕਹਿਣ ਲੱਗੇ ਸੋਇਨਾ ਰੂਪਾ ਰੰਗੋਲਾ ਮੋਤੀ ਤੈ ਮਾਨਕ ਜਿਉ ਸੇ ਵਸਤੂ ਸ਼ੈ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿਤ ਜਿਉ ਮੁਕਰ ਗਿਆ ਨਾ ਮੈਂ ਉਹਦੇ ਚਿਤ ਲਾ ਲਿਆ ਉਹਦਾ ਸ਼ੁਕਰ ਕੀਤਾ ਮੈਂ ਤਿੰਨ ਸਿਓ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਹਉ ਇਨੀ ਟੋਲੀ ਇਸ ਤਿਸ ਕੰਤ ਨਾ ਬੈਠੀ ਪਾਜ ਮੁਕਰ ਗਿਆ ਨਾ ਦੇਣ ਵਾਲਿਆ ਤੇਰੇ ਕੋਲ ਤੇ ਘੜੀ ਨਹੀਂ ਬੈਠਾ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਵੇਖੋ ਅੱਗੇ ਗੁਰੂ ਸਾਹਿਬ ਜਦੋਂ ਅਮੁੱਲ ਤੇ ਲਿਜਾਣਗੇ ਮੁੱਲ ਦੇ ਤੇ ਅਰਥ ਹੀ ਬੜੇ ਕਮਾਲ ਦੇ ਮੈਂ ਇੱਕ ਵਾਰ ਬੇਨਤੀ ਕੀਤੀ ਇੱਕ ਰਾਜਾ ਸੀ ਉਹ ਪ੍ਰਦੇਸ਼ ਚ ਗਿਆ ਉਹਦੀਆਂ ਰਾਣੀਆਂ ਸਨ ਉਹਨੇ ਇੱਕ ਸੁਨੇਹਾ ਭੇਜਿਆ ਮੈਂ ਵਾਪਸ ਇਨ ਆ ਰਿਹਾ ਤੇ ਜਿਸ ਜਿਸ ਨੂੰ ਜੋਈ ਚੀਜ਼ ਦੀ ਲੋੜ ਇਸ ਮੁਲਕ ਵਿੱਚੋਂ ਦੱਸੋ ਮੈਂ ਲੈ ਆਵਾਂ ਕਹਿੰਦੇ ਨੇ ਗੁਰਮੁਖ ਪਿਆਰਿਆਂ ਦੇ ਬਚਨ ਮੈਂ ਪੜ੍ਹੇ ਕਹਿੰਦੇ ਸਾਰੀਆਂ ਰਾਣੀਆਂ ਲਿਖ ਦਿੱਤਾ ਵੀ ਕਿਸੇ ਨੇ ਗਹਿਣੇ ਕਿਸੇ ਨੇ ਕੱਪੜੇ ਜੋ ਕੁਝ ਉਸ ਮੁਲਕ ਸੀ ਬਹੁਤ ਸਭ ਨੇ ਪੱਤਰਕਾਵਾਂ ਲਿਖ ਕੇ ਭੇਜੀਆਂ ਇੱਕ ਘੱਟ ਬੋਲਦੀ ਸੀ ਜਿੱਦਨ ਦਾ ਰਾਜਾ ਗਿਆ ਜ਼ਿਆਦਾ ਬੋਲਦੀ ਨਹੀਂ ਅੱਖਾਂ ਚਿਮਣੀਆਂ ਚਿਮਣੀਆਂ ਭਿੱਜੀਆਂ ਪਾਣੀ ਨਾਲ ਉਹਨੂੰ ਵਜ਼ੀਰ ਪੁੱਛਦੇ ਨੇ ਰਾਣੀ ਸਾਹਿਬਾ ਤੁਸੀਂ ਨਹੀਂ ਕੋਈ ਲਿਖਣਾ ਉਹਨੇ ਲਾਲ ਸ਼ਾਈ ਲੈ ਕੇ ਨਾ ਸੱਸੇ ਨੂੰ ਕੰਨਾ ਪਾ ਕੇ ਸਾ ਲਿਖ ਦਿੱਤਾ ਸੁਣਿਓ ਉਹਨੇ ਕੁਝ ਆਪਣਾ ਅੰਦਰ ਜ਼ਾਹਰ ਨਹੀਂ ਕੀਤਾ ਅੱਖਰਾਂ 'ਚ ਕਿਤੇ ਕੋਈ ਪੜ ਨਾ ਲੈ ਉਹਨੇ ਲਾਲ ਸ਼ਾਈ ਲਈ ਤੇ ਸਾਹ ਮਕਾ ਸੱਸੇ ਨੂੰ ਕੰਨਾ ਸਾ ਚਲਾ ਗਿਆ ਮਜੀਰ ਵੀ ਕਹਿੰਦਾ ਵੀ ਪੜਿਆ ਲਿਖਿਆ ਮੈਂ ਹੀ ਬੜਾ ਇਹਨੇ ਕੀ ਲਿਖ ਦਿੱਤਾ ਕਹਿਣ ਲੱਗੀ ਬਸ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਚਿੱਠੀ ਦੇ ਦੀ ਮੇਰੇ ਮਾਲਕ ਨੂੰ ਉਹਨੇ ਚਿੱਠੀਆਂ ਸਾਰੀਆਂ ਦੇ ਦਿੱਤੀਆਂ ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸਭ ਕੁਝ ਵਜ਼ੀਰ ਨੂੰ ਕਹਿ ਲੈ ਲਾ ਜਦੋਂ ਵਾਪਸ ਆਇਆ ਸਾਰਿਆਂ ਦੇ ਘਰਾਂ 'ਚ ਪਦਾਰਥ ਭੇਜ ਦਿੱਤੇ ਤੇ ਸੰਧਿਆ ਵੇਲੇ ਉਸ ਰਾਣੀ ਦੇ ਘਰ ਚਲਾ ਗਿਆ ਜਿਨੇ ਲਾਲ ਸ਼ਾਈ ਨੇ ਲਿਖਿਆ ਸੀ ਸਾ ਦੂਜੀਆਂ ਰਾਣੀਆਂ ਨੇ ਕਿਹਾ ਕਿ ਸਾਡੇ ਘਰਾਂ 'ਚ ਕਿਉਂ ਨਹੀਂ ਕਹਿਣ ਲੱਗੇ ਤੁਸੀਂ ਮੈਨੂੰ ਤਾਂ ਸੱਦੇ ਹੀ ਨਹੀਂ ਧਿਆਨ ਸਕਿਓ ਗੱਲ ਬੜੀ ਸੋਹਣੀ ਹੈ ਤੁਸੀਂ ਸੋਨਾ ਚਾਂਦੀ ਜੋ ਕੁਝ ਮੰਗਿਆ ਤੁਹਾਨੂੰ ਆ ਗਿਆ ਮੈਨੂੰ ਬਹੁਤ ਦਿਨ ਹੋਏ ਸਨ ਗਿਆ ਨੂੰ ਤੇ ਕਹਿਣ ਲੱਗੇ ਇਹਨੇ ਕੀ ਮੰਗਿਆ ਨੇ ਖਾਲੀ ਕਾਗਜ਼ ਉੱਤੇ ਲਾਲ ਸ਼ਾਈ ਨਾਲ ਸਾਹ ਲਿਖ ਦਿੱਤਾ ਕਹਿਣ ਲੱਗੇ ਮੈਂ ਸਮਝ ਗਿਆ ਸਾਂ ਸ਼ਾਹੀ ਲਾਲ ਹੈ ਸਾਹ ਅੱਗੇ ਪਾ ਦਿਓ ਲਾਲਸਾ ਇਹ ਕਹਿੰਦੀ ਸਿਰਫ ਤੈਨੂੰ ਮਿਲਣ ਦੀ ਹੀ ਇੱਛਾ ਹੈ ਫਿਰ ਬੇਨਤੀ ਸੁਣ ਇਸ ਗੱਲ ਨੂੰ ਉਹਨੇ ਕਿਹਾ ਵੀ ਇਹਨੇ ਲਾਲ ਸ਼ਾਹੀ ਨਾਲ ਲਿਖਿਆ ਸਾ ਸੱਸੇ ਨੂੰ ਕੰਨਾ ਚਲੋ ਸ਼ਬਦ ਵਰਤਾ ਇਹਦੇ ਅੰਦਰ ਸਿਰਫ ਲਾਲ ਸਾਖ ਹੈ ਮਿਲਣ ਦੀ ਤੁਹਾਡੇ ਅੰਦਰ ਸਿਰਫ ਲਾਲਸਾ ਹੈ ਪਦਾਰਥਾਂ ਦੀ ਸੱਚ ਵੇ ਗੁਰਮਖੋ ਅੰਦਰ ਮਿਲਾਪ ਦੀ ਤਾਂਗ ਰੱਖਣ ਵਾਲੇ ਉਹ ਦਾਤ ਪੁੰਚਦੇ ਜ਼ਰੂਰ ਆ ਪਰ ਨਾਲ ਕਹਿੰਦੇ ਆ ਉਹਹਾ ਪ੍ਰੇਮ ਪਰੀ ਕਨਕ ਮਾਨਕ ਗਜ਼ ਮੋਤੀਨ ਲਾਲਨ ਨਹਿ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ ਤੂੰ ਆ ਜਾ ਬਸ ਮੈਂ ਆਪ ਨੂੰ ਇੱਥੇ ਬੇਨਤੀ ਕਰਾਂ ਮਹਾਰਾਜ ਇੱਥੇ ਇਹ ਕਹਿ ਰਿਹਾ ਕਿ ਬੇਅੰਤ ਲੋਕ ਐਸੇ ਨੇ ਜਿਹੜੇ ਮੂਰਖ ਬੰਦੇ ਖਾ ਵੀ ਜਾਂਦੇ ਆ ਮੁਕਰਦੇ ਵੀ ਪਿਆ ਸਾਨੂੰ ਰੱਬ ਨੇ ਕੀ ਕੀਤਾ ਇਸੇ ਕਰਕੇ ਗੁਰੂ ਜੀ ਕਹਿੰਦੇ ਨੇ ਮੁੱਕਰਨ ਵਾਲਿਓ ਜਦੋਂ ਟੋਟਾ ਆਵੇ ਤੇ ਜ਼ਬਾਨ ਵਿਗਾੜ ਕੇ ਰੱਬ ਨੂੰ ਉਲਾਮੇ ਨਾ ਦਿਆ ਕਰੋ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਉਦੋਂ ਤਾਂ ਯਾਦ ਨਹੀਂ ਕੀਤਾ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਪਰ ਇੱਥੇ ਉਹਨੇ ਜਿਨ੍ਹਾਂ ਦਾ ਜ਼ਿਕਰ ਕਰ ਰਿਹਾ ਗੁਰੂ ਜੀ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਂ ਹੁਣ ਅਗਲੀ ਗੱਲ ਕੀਤਿਆਂ ਬੇਅੰਤ ਬੰਦੇ ਐਸੇ ਆ ਦੁੱਖ ਭੂਖ ਸਦਮਾਰ ਸਿੱਧੇ ਅਰਥ ਦੁੱਖ ਤੇ ਭੁੱਖ ਹੋ ਗਿਆ ਜੀ ਕੇਤਿਆਂ ਦਾ ਅਰਥ ਬਿਅੰਤ ਬਿਅੰਤ ਐਸੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ ਸਦਾ ਮਰੀ ਪਈ ਰਹਿੰਦੀ ਸਦੀ ਇਹਦੀ ਮਾਰ ਵਗੀ ਰਹਿੰਦੀ ਫਿਰ ਸੁਣਿਓ ਸਦ ਮਾਰ ਦੇ ਅਰਥ ਆਪਾਂ ਦੁੱਖ ਤੇ ਭੁੱਖ ਨਾਲ ਜੋੜਨੇ ਆ ਮੌਤ ਨਾਲ ਨਹੀਂ ਕੇਤਿਆਂ ਦੁੱਖ ਭੂਖ ਸਦਮਾਰ ਕਹਿੰਦੇ ਦੁੱਖ ਤੇ ਭੁੱਖ ਦੀ ਮਰੀ ਪਈ ਰਹਿੰਦੀ ਹੈ ਨਾਲ ਕਹਿੰਦੇ ਤੇ ਯਾਦ ਰੱਖਿਓ ਇੱਕ ਪੰਜਾਬੀ ਸ਼ਬਦ ਵਰਤਨੇ ਆ ਅਸੀਂ ਵੀ ਛੱਡੋ ਪਰ ਇਹਨੂੰ ਤਾਂ ਮਾਰ ਹੀ ਵਗ ਗਈ ਹੈ ਇਸ ਤਰ੍ਹਾਂ ਨਾ ਜੀ ਮਾਰ ਵਾਗੀ ਦਰਤ ਵੀ ਦੀ ਹੱਤ ਬਣ ਗਈ ਇੱਥੇ ਗੁਰੂ ਜੀ ਕਹਿੰਦੇ ਕੇਤਿਆਂ ਦੁੱਖ ਭੂਖ ਸਦਮਾਰ ਸਦਾ ਹੀ ਉਹਨਾਂ ਨੂੰ ਇਹ ਮਾਰ ਹੀ ਪਈ ਰਹਿੰਦੀ ਹੈ ਕਦੀ ਦੁੱਖ ਆ ਗਿਆ ਕਦੀ ਸੁੱਖ ਆ ਗਿਆ ਪਰ ਅੱਜ ਬਾਬਾ ਜੀ ਕਹਿੰਦੇ ਨੇ ਇਹਨੂੰ ਇਹ ਨਹੀਂ ਕਿਹਾ ਸਰਾਪ ਕਿਉਂਕਿ ਉੱਤੇ ਬਹੁਤਾ ਕਰਮ ਹੈ ਇਥੇ ਦੁੱਖ ਭੁੱਖ ਨੂੰ ਗੁਰੂ ਨੇ ਬਿਲਕੁਲ ਨਹੀਂ ਕਿਹਾ ਕਰੋਪੀ ਕਹਿਣ ਲੱਗੇ ਇਹ ਵੀ ਤੂੰ ਆਪ ਬਖਸ਼ਣਾ ਹੈ ਕਿਉਂ ਕੇਤਿਆਂ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਇਹ ਭੇ ਇਦਰਥ ਇਹ ਵੀ ਦਾਤ ਤੇਰੀ ਦਾਤਾਰ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਇਹ ਵੀ ਤੇਰੀ ਦਿੱਤੀ ਕੋਈ ਦਾਤ ਹੈ ਜੀ ਇਹ ਦਾਤ ਕਿਵੇਂ ਹੋ ਗਈ ਮਹਾਰਾਜ ਇਹ ਦਾਤ ਕਿਵੇਂ ਪਹਿਲਾਂ ਉਤਲਿਆਂ ਨੂੰ ਗਿਣਿਆ ਜੋਦੇ ਵੀ ਮੰਗ ਰਹੇ ਆ ਫਿਰ ਪਿੱਛੇ ਚਲੀਏ ਮੰਗਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਕਈ ਮੰਗ ਮੰਗ ਕੇ ਵਿਕਾਰਾਂ 'ਚ ਡਿੱਗ ਪਏ ਕਈ ਬੰਦੇ ਮੁੱਕਰ ਗਏ ਕਈ ਮੂਰਖ ਖਾਈ ਜਾਂਦੇ ਆ ਫਿਰ ਜਦੋਂ ਪਰਮੇਸ਼ਵਰ ਕੁਰਾਏ ਪਿਆਂ ਨੂੰ ਸਮਾਰਗ ਦਿੰਦਾ ਹੈ ਫਿਰ ਉਹ ਦੁੱਖ ਤੇ ਭੁੱਖ ਜਦੋਂ ਦਿੰਦਾ ਹੈ ਫਿਰ ਦੁੱਖ ਲਾਗੇ RAM ਪੁਕਾਰ ਹੈ ਦੁੱਖ ਤੇ ਭੁੱਖ ਦਾਤ ਇਹ ਪੇ ਦਾਤ ਤੇਰੀ ਦਾਤਾਰ ਇਹ ਤੇਰੀ ਦਾਤ ਹੈ ਗੁਰਮਖੋ ਸੱਚ ਜੇ ਜਦੋਂ ਬੰਦੇ ਕੋਲ ਸੁੱਖ ਹੁੰਦਾ ਹੈ ਉਦੋਂ ਬੰਦਾ ਬਹੁਤ ਪੁੱਛੋ ਕੋਈ ਨਾ ਜੋ ਇਹਦੇ ਮਨ ਚ ਹੁੰਦਾ ਰੱਬ ਹੀ ਇਹਦੇ ਤੋਂ ਬਚਾਏ ਸੁਖ ਵੇਲੇ ਪ੍ਰਾਪਤੀ ਵੇਲੇ ਇਹ ਜੋ ਕੁਝ ਮਨ ਚ ਆਉਂਦਾ ਉਹ ਕੁਝ ਵਰਤਾਰੇ ਵਰਤਾਂਦਾ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਜਦੋਂ ਦੁੱਖ ਤੇ ਭੁੱਖ ਆਉਂਦੀ ਏ ਉਦੋਂ ਸੱਚਮੁੱਚ ਧੁਰ ਅੰਦਰੋਂ ਬੰਦੇ ਨੂੰ ਪਤਾ ਲੱਗਦਾ ਹੈ ਫਿਰ ਦੁੱਖ ਵਿੱਚ ਜਦੋਂ ਰੱਬ ਨੂੰ ਚੇਤੇ ਕਰਦਾ ਹੈ ਉਹਦੇ ਵਿੱਚੋਂ ਆਤਮਿਕ ਸੁੱਖ ਮਿਲਦਾ ਹੈ ਉਸ ਸੁੱਖ ਵਿੱਚੋਂ ਭਾਣੇ ਦੀ ਦਾਤ ਮਿਲਦੀ ਹੈ ਉਸ ਭਾਣੇ ਵਿੱਚ ਦੁੱਖ ਵੀ ਆ ਜਾ ਉਹਨੂੰ ਸਵੀਕਾਰ ਕਰ ਲੈਂਦਾ ਹੈ ਇਹਨੂੰ ਫਿਰ ਥੋੜਾ ਜਿਹਾ ਜੀ ਕਿਤਿਆਂ ਦੁੱਖ ਭੂਖ ਸਦਮਾਰ ਚਲੋ ਇੱਕ ਤਾਂ ਅਸੀਂ ਬਚਨ ਪੜਨੇ ਆ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਇਹਦੇ ਅਰਥ ਇੰਜ ਪ੍ਰਤੀਤ ਹੈ ਜੀ ਦੁੱਖ ਦਵਾਈ ਹੈ ਸੁਖ ਬਿਮਾਰੀ ਹੈ ਖਸਮ ਵਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜਦੋਂ ਸੁਖ ਆਇਆ ਉਦੋਂ ਭੁੱਲ ਗਿਆ ਜੀ ਤੇ ਸੁਖ ਵਿੱਚ ਕਰੀਏ ਕੀ ਨਾਲ ਕਾਫਲਾ ਬੜਾ ਵੱਡਾ ਤੁਰਦਾ ਤੂੰ ਪਰਵਾਹ ਨਾ ਕਰ ਤੇਰੇ ਵਰਗਾ ਕੋਈ ਨਹੀਂ ਚੁੱਕ ਦੇਾਂਗੇ ਥਲ ਦੇਾਂਗੇ ਅੜਾ ਦੇਾਂਗੇ ਮੈਂ ਸੱਚ ਤੋਂ ਦੱਸਾਂ ਜਿੱਦਨ ਬੰਦਾ ਰੜੇ ਮੈਦਾਨ 'ਚ ਨਗਨ ਹੋ ਜਾਂਦਾ ਮਲੰਗ ਹੋ ਜਾਂਦਾ ਕੁਝ ਨਹੀਂ ਪੱਲੇ ਰਹਿੰਦਾ ਉਦੋਂ ਖੂਨ ਦੇ ਰਿਸ਼ਤੇ ਵੀ ਕਹਿੰਦੇ ਆ ਰਜਿਸਟਰੀਆਂ ਫਟਾਫਟ ਕਰਾ ਲਓ ਇਸ ਬੇਈਮਾਨ ਨੂੰ ਕਿਤੇ ਸਾਡਾ ਨਾ ਕੁਝ ਖੋ ਕੇ ਲੈ ਜਾਏ ਸੱਚ ਜੇ ਇਹ ਗੁਰਬਾਣੀ ਦਾ ਸੱਚ ਹੈ ਕਿ ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਜਉ ਤਉ ਘੇਰੇ ਵਿਪਤ ਪਰੀ ਸਭੀ ਸੰਗ ਛਾੜਤ ਕੋ ਨਾ ਆਵਤ ਨੇਰੇ ਸੁਖ ਮੈਂ ਬਹੁਤ ਸੰਗੀ ਬਹੇ ਦੁਖ ਮੈਂ ਸੰਗ ਨਾ ਕੋਈ ਮੈਂ ਉਸ ਦਿਨ ਆਪ ਨੂੰ ਇੱਕ ਸ਼ਾਇਦ ਬੇਨਤੀ ਕੀਤੀ ਸੀ ਖੈ ਬੜੀ ਉਪਰੀ ਜੀ ਗੱਲ ਵੀ ਆਪਾਂ ਤਾਂ ਮਹਾਰਾਜ ਦੇ ਘਰੋਂ ਸੁਖ ਮੰਗਣ ਆਉਂਦੇ ਆ ਪਰ ਨਹੀਂ ਗੁਰਮਖੋ ਪਰਮਾਰਥ ਤੇ ਚੱਲਣ ਵਾਸਤੇ ਜ਼ਿੰਦਗੀ 'ਚ ਦੁੱਖ ਆਉਣਾ ਬਹੁਤ ਜ਼ਰੂਰੀ ਹੈ ਇਹਨੂੰ ਖੱਬੇ ਸੱਜੇ ਅਰਥ ਨਾ ਕਰਿਓ ਕਿਉਂਕਿ ਸੁੱਖ ਵਿੱਚ ਇਹ ਭੈੜਾ ਮਨ ਲੋਕਾਂ ਦੀ ਓਟ 'ਚ ਜਿੰਦਾ ਹੈ ਮੇਰੇ ਪਰਿਵਾਰ ਦੇ ਜੀ ਨੇ ਮੇਰੇ ਭਰਾ ਨੇ ਮੇਰੀਆਂ ਧੀਆਂ ਨੇ ਮੇਰੇ ਪੁੱਤਰ ਨੇ ਮੇਰੇ ਦਮਾਦ ਹੈ ਮੇਰਾ ਕੁੜਮਕ ਹੈ ਇਹ ਇਸ ਤਰ੍ਹਾਂ ਹੀ ਸ਼ਬਦ ਨੇ ਮੇਰਾ ਇਹਨਾਂ ਕੁਝ ਕਹੇ ਮੇਰੇ ਮੇਰੇ ਚਾਚੇ ਤਾਏ ਨੇ ਤੇ ਜਿੱਦਨ ਬੰਦੇ ਸਾਰੇ ਸਾਥ ਛੱਡ ਦੇਣ ਇੱਕ ਇਹ ਜਿਹੜਾ ਪਰਦਾ ਭੈੜਾ ਜਾਂ ਕਈ ਸਾਲਾਂ ਦਾ ਬਣਿਆ ਉਹ ਟੁੱਟ ਜਾਂਦਾ ਵੀ ਚਲੋ ਇਹ ਖੜਾ ਛੁੱਟਾ ਉਹ ਤੋਂ ਬਿਨਾ ਸਮਝ ਨਹੀਂ ਪੈਂਦੀ ਫਿਰ ਅਗਲੀ ਗੱਲ ਜਦੋਂ ਬੰਦਾ ਦੁੱਖ ਚ ਮੰਜੇ ਚ ਪਿਆ ਹੈ ਭੈਣ ਭਰਾ ਰਿਸ਼ਤੇਦਾਰ ਮਿੱਤਰ ਸੱਜਣ ਪੁੱਛਣ ਜ਼ਰੂਰ ਆਉਣਗੇ ਪਰ ਚੇਤੇ ਰੱਖੀ ਮਨਾ ਜਿਹੜਾ ਤੈਨੂੰ ਦੁੱਖ ਲੱਗਾ ਉਹ ਤੈਨੂੰ ਹੀ ਹੰਡਾਣਾ ਪੈਣਾ ਇਹ ਵੀ ਤੇਰਾ ਭਰਮ ਨਿਕਲ ਜਾਏ ਵੀ ਮੇਰਾ ਦੁੱਖ ਕੋਈ ਵੰਡਾ ਸਕਦਾ ਹੈ ਉਂਝ ਆਪਾਂ ਕਹਿੰਦੇ ਆ ਵੀ ਫਲਾਣਾ ਬੰਦਾ ਦੁੱਖ ਵੰਡਾਣਾ ਉਹ ਦੁੱਖ ਵੰਡਾਣ ਨਹੀਂ ਆਇਆ ਉਹ ਦੁੱਖ ਵਿੱਚ ਆਏ ਨੂੰ ਥੋੜੀ ਹੱਲਾਸ਼ੇਰੀ ਦੇਣ ਹੋਇਆ ਤਗੜਾ ਹੋ ਜਾ ਵੀ ਜਰ ਜਾਈ ਮਾੜਾ ਜਾ ਕਿਹੜਾ ਬਣਾਉਂਦਾ ਪੀੜ ਮੈਨੂੰ ਹੁੰਦੀ ਹੈ ਦੂਜਾ ਬਣਾ ਕਹੇਗਾ ਭਾਈ ਸਾਹਿਬ ਤੁਸੀਂ ਕਥਾ ਕਰੋ ਲੱਖ ਪੀੜ ਮੇਰੀ ਠੀਕ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਦੁੱਖ ਇਸ ਤਨ ਨੂੰ ਖੰਡਾਣਾ ਪੈਣਾ ਪਰ ਦੁੱਖ दारू ਕਿਵੇਂ ਬਣਦਾ ਹੈ ਜਾਂ ਤਾਂ ਬੰਦਾ ਦੁੱਖ ਵਿੱਚ ਉੱਕਾ ਟੁੱਟ ਜਾਂਦਾ ਪਰ दारू ਉਦੋਂ ਬਣਦਾ ਜਦੋਂ ਦੁੱਖ ਵਿੱਚ ਸਾਰੇ ਆਸਰੇ ਮੁੱਕ ਜਾਣ ਤੇ ਸਤਿਗੁਰੂ ਚੇਤੇ ਆਉਣ ਲੱਗ ਪਵੇ ਫਿਰ ਸਤਿਗੁਰੂ ਉਸ ਵੇਲੇ ਬੌੜੀ ਕਰਦਾ ਜਦੋਂ ਦੁਨੀਆ ਦਾ ਕੋਈ ਸਹਾਰਾ ਨਹੀਂ ਰਹਿੰਦਾ ਦੋ ਬੇਨਤੀਆਂ ਜਾਂ ਕੋ ਮੁਸ਼ਕਲ ਅਤ ਬਣੇ ਇਹ ਦਾਤ ਕਿਵੇਂ ਬਣਦਾ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਇਹ ਇਹਦਾ ਮਤਲਬ ਦੁੱਖ ਆਇਆ ਨਾ ਭਰਾ ਚਲੇ ਗਏ ਰਿਸ਼ਤੇਦਾਰ ਚਲੇ ਗਏ ਗੁਰੂ ਜੀ ਕਹਿੰਦੇ ਉਸ ਵੇਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਪਰ ਪਹਿਲੀ ਗੱਲ ਭੁੱਲਿਓ ਨਾ ਜਾਂ ਕੋ ਮੁਸ਼ਕਲ ਦੁੱਖ ਹੈ ਉਸ ਦੁੱਖ ਦੇ ਵਿੱਚ ਲੋਕ ਛੱਡ ਗਏ ਸ਼ਾਇਦ ਜਿੰਨਾ ਅਸੀਂ ਪੁਕਾਰਦੇ ਸਾਂ ਪਰ ਕਹਿੰਦੇ ਉਸ ਵੇਲੇ ਦੁੱਖ ਜਦੋਂ ਛੱਡ ਦਿੱਤਾ ਤੇ ਮਹਾਰਾਜ ਕਹਿੰਦੇ ਹੁਣ ਕੀ ਹੋਇਆ ਹੁਣ ਜਿੰਨੀ ਸੁਰਤ ਸੀ ਭਰਾ ਸੀ ਭੈਣ ਸੀ ਮੇਰਾ ਤਾਕਤ ਸੀ ਮੇਰਾ ਰੁਪਈਆ ਸੀ ਇੱਕੋ ਦਮ ਸੁਰਤ ਖਾਲੀ ਹੋ ਗਈ ਤੇਰਾ ਕੋਈ ਨਹੀਂ ਜਦੋਂ ਕੋਈ ਨਹੀਂ ਕਿਹਾ ਵਾਹਿਗੁਰੂ ਇੱਕ ਵਾਰੀ ਕਹਿਣ ਦੀ ਦੇਰ ਸੀ ਰੱਬ ਬੰਧਨ ਤੋੜ ਕੇ ਚਲਾ ਗਿਆ ਪਰ ਜੇ ਉਹ ਦੁੱਖ ਨਾ ਹੁੰਦਾ ਤੇ ਇਕਾਗਰਤਾ ਕਿਵੇਂ ਹੁੰਦੀ ਮੇਰੀ ਬੇਨਤੀ ਸਮਝੇ ਨਹੀਂ ਜਾਪ ਜੀ ਦੇਖੋ ਚਿਤ ਆਵੇ ਉਸ ਪਾਰ ਬ੍ਰਹਮ ਪਰ ਉਦੋਂ ਜਦੋਂ ਸਭੋ ਭਜੈ ਆਸਰਾ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਹ ਰਗਵੀਰ ਸਿੰਘ ਵੀਰ ਹੋਏ ਨੇ ਆਪਣੇ ਇੱਕ ਸ਼ਾਇਦ ਉਹਨਾਂ ਦੀਆਂ ਪੁਸਤਕਾਂ ਪੜਨ ਵਾਲੀਆਂ ਨੇ ਅਰਦਾਸ ਸਰਬਰੂਪ ਕਾ ਔਖਦ ਨਾਮ ਇਸ ਤਰ੍ਹਾਂ ਕਿਤਾਬਾਂ ਨੇ ਇੱਕ ਮੈਗਜ਼ੀਨ ਕਰਦੇ ਹੁੰਦੇ ਸਨ ਆਤਮ ਸਾਇੰਸ ਉਹਨਾਂ ਜਦੋਂ ਅਰਦਾਸ ਲਿਖੀ ਪਲੀਜ਼ ਇਹਨੂੰ ਖੁੱਲ ਦਿਲ ਨਾਲ ਸੁਣਿਓ ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਜੇ ਕਿਤੇ ਸਾਡੇ ਬੰਦਿਆਂ ਦਾ ਜ਼ੋਰ ਚੱਲ ਜਾਏ ਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਬਦਲ ਕੇ ਰੱਖ ਦੇਣ ਇਹ ਸੱਚ ਜੇ ਡਰਦੇ ਆ ਦ੍ਰੋਪਤੀ ਦੀ ਲਾਜ ਰੱਖੀ ਕ੍ਰਿਸ਼ਨ ਜੀ ਨੇ ਚਲੋ ਮੈਂ ਤਾਂ ਕਿਹਾ ਵੀ ਖੁੱਲ ਦਿਲੇ ਨਾਲ ਰਗਵੀਰ ਸਿੰਘ ਵੀਰ ਜੀ ਕਹਿੰਦੇ ਨੇ ਅਰਦਾਸ ਕਰਦੇ ਆ ਬੰਦਾ ਕਰੀਏ ਕਿ ਉਂਝ ਕਹੀ ਜਾਂਦਾ ਤੂੰ ਠਾਕੁਰ ਤੂੰ ਪੈ ਅਰਦਾਸ ਮੂੰਹ ਤੋਂ ਕਹਿੰਦਾ ਅੰਦਰੋਂ ਕਹੀ ਜਾਂਦਾ ਬੱਚਿਆਂ ਦੀ ਆਸ ਪੈਸੇ ਦੀ ਆਸ ਕਹਿੰਦੇ ਉਹ ਭਰੀ ਸਭਾ ਚ ਭੀਸ਼ਮ ਪਿਤਾਮਾ ਕੋਲ ਹੈ ਉਹਨੇ ਰੋਕਿਆ ਨਹੀਂ ਦਾਦੇ ਨੇ ਚਲੋ ਰਿਸ਼ਤੇਦਾਰੀ ਚ ਦਾਦੇ ਸਨ ਰੋਕਿਆ ਨਹੀਂ ਦਰੋਣਾਚਾਰ ਗੁਰੂ ਕੋਲ ਬੈਠਾ ਉਹਨੇ ਨਹੀਂ ਰੋਕਿਆ ਪੰਜੇ ਪਾਂਡਵ ਨੀਵੀ ਪਾ ਕੇ ਬਹਿ ਗਏ ਦੁਸ਼ਾਸਨ ਦੀ ਸਭਾ 'ਚ ਉਹਨੇ ਫਿਰ ਕਹਿੰਦੇ ਨੇ ਇੰਨਾ ਕੱਪੜ ਆਇਆ ਚਲੋ ਜੋ ਜੋ ਘਟਨਾ ਕਹਿ ਰਹੀ ਹੈ ਤੇ ਕ੍ਰਿਸ਼ਨ ਜੀ ਨੂੰ ਪੁੱਛਦੀ ਹੈ ਵੀ ਜਦੋਂ ਮੈਨੂੰ ਵਾਲਾਂ ਤੋਂ ਤਰੀਕਿਆ ਤੁਸੀਂ ਉਦੋਂ ਕਿਉਂ ਨਹੀਂ ਆਏ ਖਿੱਚ ਕੇ ਲਿਆਂਦਾ ਵਾਲਾਂ ਤੋਂ ਜਦੋਂ ਮੇਰੇ ਬਸਤਰਾਂ ਨੂੰ ਖੱਤ ਪਾਇਆ ਤੁਸੀਂ ਉਦੋਂ ਕਿਉਂ ਨਹੀਂ ਆਏ ਉਹਨੇ ਗੱਲ ਕੀ ਕਹਿੰਦੇ ਮੈਂ ਤੈਨੂੰ ਸੱਚ ਦੱਸਾਂ ਜਦੋਂ ਤੂੰ ਸੱਦਿਆ ਮੈਂ ਉਦੋਂ ਹੀ ਆਇਆ ਕਹਿੰਦੇ ਕਿਉਂ ਕਹਿੰਦੇ ਜਦੋਂ ਤੂੰ ਵਾਲਾਂ ਤੋਂ ਤਰੀਕੇ ਲਿਆਂਦਾ ਆਪਣੇ ਮਨ ਨੂੰ ਪੁੱਛ ਤੇਰੇ ਮਨ 'ਚ ਫੁਰਨਾ ਸੀ ਭੀਸ਼ਮ ਪਤਾਮਾ ਦੇ ਹੁੰਦਿਆਂ ਮੇਰੇ ਨਾਲ ਇਹ ਕੁਝ ਨਹੀਂ ਹੋਵੇਗਾ ਜਦੋਂ ਨੇ ਨੀਵੀਂ ਪਾ ਲਈ ਤੈਨੂੰ ਪਤਾ ਸੀ ਦਰੋਣਾਚਾਰਿਆ ਗੁਰੂ ਹੈ ਨਹੀਂ ਹੋਵੇਗਾ ਜੇ ਹੋਇਆ ਤੇ ਆਖਰ ਭੀਮ ਵਰਗੇ ਅਰਜਨ ਵਰਗੇ ਯੋਧੇ ਪਤੀ ਨੇ ਤੈਨੂੰ ਪਹਿਲਾਂ ਭੀਸ਼ਮ ਪਤਾਮਾ ਤੇ ਫਿਰ ਗੁਰੂ ਦਰੋਣਾਚਾਰਿਆ ਤੇ ਫਿਰ ਪਤੀ ਆਂਦੇ ਫਿਰ ਅਖੀਰ ਤੇ ਤੂੰ ਕਪੜਾ ਆਪਣੇ ਦੰਦਾਂ 'ਚ ਪਾਇਆ ਜਦੋਂ ਤੇਰੇ ਦੰਦਾਂ 'ਚ ਵੀ ਖਿੱਚਿਆ ਤੇਰੇ ਸਾਰੇ ਆਸਰੇ ਮੁੱਕ ਗਏ ਜਦੋਂ ਉਦੋਂ ਤੂੰ ਬੁਲਾਇਆ ਫਿਰ ਮੈਂ ਉਦੋਂ ਆਇਆ ਸਾਂ ਕਿਉਂਕਿ ਪਹਿਲਾਂ ਤੂੰ ਕਿਸੇ ਆਸ ਤੇ ਜੀ ਰਹੀ ਸੀ ਮੈਂ ਸਿਰਫ ਇੱਕ ਉਦਾਹਰਨ ਲਈ ਗੁਰਮਖੋ ਸੱਚ ਇਹ ਵੇ ਦੁੱਖ ਮੈਂ ਫਿਰ ਅਰਜ਼ ਕਰਾਂਗਾ ਦੁੱਖ ਬਹੁਤ ਵੱਡੀ ਇੱਕ ਦਾਤ ਹੈ ਰੱਬ ਦੀ ਬੰਦਾ ਟੁੱਟ ਵੀ ਜਾਂਦਾ ਹੈ ਤੇ ਇਸ ਦਿਨ ਉਸ ਦਿਨ ਕਿਹਾ ਸੀ ਕਿ ਦੁੱਖ ਮੋਹਰਾ ਹੈ ਨਾਮ ਵਿੱਚ ਪਾਵਾਂਗੇ ਤੇ ਦਵਾਈ ਬਣ ਜਾਏਗੀ ਜਿੰਨਾ ਦੁਖੀ ਬੰਦਾ ਰੱਬ ਨੂੰ ਪੁਕਾਰਦਾ ਹੈ ਸੱਚਮੁੱਚ ਉਹਦੀ ਵੇਦਨਾ ਸੁਣੀ ਜਾਂਦੀ ਹੈ ਗੁਰੂ ਜੀ ਕਹਿੰਦੇ ਆ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਇਹ ਤੇਰੀ ਦਾਤ ਹੈ ਪਹਿਲਾ ਸਤਿਗੁਰੂ ਪਹਿਲੇ ਪਾਤਸ਼ਾਹ ਕਹਿ ਰਹੇ ਨੇ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਤੇ ਦਸਵਾਂ ਪਾਤਸ਼ਾਹ ਕਹਿ ਰਿਹਾ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਅੱਜ ਕੁਝ ਵੀ ਨਹੀਂ ਨਾ ਸਾਜ ਨਾ ਸਾਜੋ ਸਮਾਨ ਨਾ ਘੋੜੇ ਨਾ ਕੁਝ ਵੀ ਨਹੀਂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦ ਹੈ ਐਸ ਅਰਸ਼ ਪਰਮਾਤਮਾ ਇਹ ਵੀ ਤੇਰੀ ਦਾਤ ਹੈ ਇੱਕ ਹੋਰ ਬੇਨਤੀ ਜ਼ਫਰਨਾਮੇ ਚ ਇੱਕ ਸ਼ੇਰ ਹੈ ਮਹਾਰਾਜ ਜੀ ਦਾ ਔਰੰਗਜ਼ੇਬ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾਜ਼ਰ ਤੇਰੀ ਨਜ਼ਰ ਆਪਣੀ ਫੌਜ ਆਪਣੇ ਪੈਸੇ ਤੇ ਹੈ ਮਹਾਰਾਨਾ ਦਾ ਅਸਤ ਜਜ਼ਦਾ ਸ਼ੁਕਰ ਮੇਰੀ ਨਜ਼ਰ ਕੇਵਲ ਰੱਬ ਦੇ ਸ਼ੁਕਰਾਨੇ ਤੇ ਹੈ है मैं आप बेनती करा खै बहुत औखा पर दुख दारू दुख दवाई बन जाता है सुख रोग भया सुख बीमारी पैदा करता है अंदर वाशना दी ਜਾਂ ਸੁਖ ਫਿਰ ਬੇਨਤੀ ਸੁਣਿਓ ਜਾਂ ਸੁਖ ਜਦੋਂ ਨਾਮ ਚੋਂ दारू ਦੁੱਖ ਬਣਿਆ ਜਾਂ ਸੁਖ ਜਦੋਂ ਉਸ ਦੁੱਖ ਵਿੱਚੋਂ ਜਪ ਕੇ ਆਤਮਿਕ ਸੁਖ ਮਿਲਿਆ ਮਹਾਰਾਜ ਕਹਿੰਦੇ ਜਾਂ ਸੁਖ ਤਾਮ ਨਾ ਹੋਈ ਉੱਥੇ ਫਿਰ ਦੁੱਖ ਨਹੀਂ ਵਿਆਪਦਾ ਗੁਰੂ ਜੀ ਕਰਨ ਕੇਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਇਹ ਵੀ ਤੇਰੀ ਦਾਤ ਹੈ ਅੱਗੇ ਜੀ ਹੁਣ ਬਚਨ ਬੰਦ ਖਲਾਸੀ ਭਾਣਾ ਹੋਏ ਬੰਦ ਦਾ ਅਰਥ ਬੱਜੇ ਹੋਏ ਖਲਾਸੀ ਦਾ ਲਫ਼ਜ਼ੀ ਅਰਥ ਹੈ ਮੁਕਤੀ ਖਲਾਸ ਹੋਣਾ ਭਾਣਾ ਗੁਰੂ ਜੀ ਨੇ ਕਿਹਾ ਇਹ ਦਾਤ ਸਮਝ ਕੇ ਭਾਣਾ ਮੰਨ ਜੇ ਭਾਣੇ ਵਿੱਚ ਰਹੇਗਾ ਤੇ ਤੇਰੇ ਸਾਰੇ ਸੰਗਲ ਟੁੱਟ ਜਾਣਗੇ ਭਾਣਾ ਬਹੁਤ ਵੱਡੀ ਬਖਸ਼ਿਸ਼ ਹੈ ਰੱਬ ਦੀ ਬੰਦ ਖਲਾਸੀ ਭਾਣਾ ਹੋਏ ਤੇ ਮੈਨੂੰ ਦੱਸ ਹੋਰ ਆਖ ਨਾ ਸਕੈ ਕੋਈ ਭਾਣੇ ਤੋਂ ਬਿਨਾ ਹੋਰ ਕੋਈ ਦੱਸੇ ਕਿ ਹੋਰ ਤਰੀਕਾ ਹੋਵੇ ਬੰਦ ਖਲਾਸੀ ਦਾ ਕਿਉਂਕਿ ਭਾਣੇ ਤੋਂ ਬਿਨਾ ਬੰਦ ਖਲਾਸੀ ਹੋ ਹੀ ਨਹੀਂ ਸਕਦੀ ਯਾਦ ਰੱਖਿਓ ਇਹ ਫਿਰ ਉਹੀ ਗੱਲ ਚੱਲ ਰਹੀ ਹੁਕਮ ਰਜਾਈ ਚੱਲਣਾ ਬੰਦ ਖਲਾਸੀ ਭਾਣਾ ਹੋਏ ਭਾਣੇ ਚ ਭਾਣੇ ਦਾ ਲਫ਼ਜ਼ੀ ਅਰਥ ਹੈ ਭਾ ਜਾਣਾ ਉੰਜ ਵੈਸੇ ਭਾਣੇ ਦਾ ਭਾਵ ਜੋ ਕਰਤਾਰ ਨੂੰ ਭਾਵੇ ਜਿਵੇਂ ਅਸੀਂ ਪੜ ਕੇ ਨਾ ਜੋ ਤੁਧ ਭਾਵੇ ਸਾਈ ਭਲੀਕਾਰ ਭਾਣਾ ਹੈ ਫਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਭਾਣਾ ਹੈ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ ਜੇ ਪੁੱਕਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਤਾਂ ਸਭ ਕੁਝ ਆ ਰਿਹਾ ਹੈ ਪੀ ਦਾਤ ਤੇਰੀ ਦਾਤਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਰਵ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ ਪਰ ਮਹਾਰਾਜ ਕਹਿੰਦੇ ਨਾਨਕ ਗਰੀਬ ਟਹਿ ਪਿਆ ਦੁਆਰੇ ਖਰ ਮੇਲ ਲਿਹੋ ਵਡਿਆਈ ਜੋ ਤੈਨੂੰ ਚੰਗਾ ਲੱਗਦਾ ਬਸ ਠੀਕ ਹੈ ਫਿਰ ਹੋਰ ਕੀ ਮੈਂ ਫਿਰ ਬੇਨਤੀ ਕਰਾਂ ਕੰਮ ਹੈ ਬੜਾ ਸੌਖਾ ਤੇ ਜ਼ਿੰਦਗੀ 'ਚ ਲਾਗੂ ਬੜਾ ਔਖਾ ਹੁੰਦਾ ਹੈ ਹੈ ਬੜਾ ਸੌਖਾ ਵੀ ਠੀਕ ਹੈ ਜਿਵੇਂ ਹੁਣ ਕਰਨਾ ਹੁਣ ਤੇਰੀ ਚੱਲਣੀ ਸਾਡੀ ਥੋੜਾ ਚੱਲਣੀ ਤੇ ਇਹ ਇਹ ਤਾਂ ਹੀ ਅੱਗੇ ਦੇਖੋ ਇਸੇ ਗੱਲ ਨੂੰ ਗੁਰੂ ਜੀ ਅੱਗੇ ਜਾ ਕੇ ਇਸੇ ਗੱਲ ਨੂੰ ਕਹਿਣਗੇ ਭਾਣੇ ਨੂੰ ਆਖਣ ਜ਼ੋਰ ਚੁੱਪੈ ਨਾ ਜ਼ੋਰ ਜ਼ੋਰ ਨਾ ਮੰਗਣ ਤੇਰੀ ਕੀ ਤਾਕਤ ਹੈ ਜਿਸ ਠਾਕੁਰ ਸੋ ਨਾਹੀ ਚਾਰਾ ਬੰਦ ਖਲਾਸੀ ਪਾਣਾ ਹੋਏ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸ਼ਮਾਕਾਰਾ ਮਨ ਮੇਰੇ ਸਤਗੁਰ ਕਾ ਭਾਣੈ ਚੱਲ ਅੰਮ੍ਰਿਤ ਪੀਵੈ ਮਹਾਰਾਜ ਕਹਿੰਦੇ ਨਿਜ ਕਰ ਵਸੈ ਤਾ ਸੁਖ ਲਹੈ ਮਹਲ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਗੁਰੂ ਅਮਰਦਾਸ ਜੀ ਦੀ ਸਦ ਬਾਬਾ ਸੁੰਦਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਬਚਨ ਕਰਦੇ ਆ ਭਗਤ ਕਹਿਣ ਮਾਤਰ ਨਹੀਂ ਸਤਗੁਰੂ ਤੇ ਮਹਾਪੁਰਖ ਕਹਿਣ ਮਾਤਰ ਨਹੀਂ ਸਤਗੁਰੂ ਭਗਤ ਤੇ ਮਹਾਪੁਰਖ ਹੋਵੇ ਜਿਹੜਾ ਕਹਿੰਦਾ ਰੱਬ ਦਾ ਭਾਣਾ ਜੋ ਕੁਝ ਵਾਪਰਿਆ ਬਸ ਠੀਕ ਹੈ ਬੜਾ ਔਖਾ ਕਿਉਂਕਿ ਉਹਦਾ ਕਾਰਨ ਹੈ ਜੋ ਰੱਬ ਕਰਦਾ ਸਮਾਜ ਉਹਦੀ ਇੰਟਰਪ੍ਰੀਟੇਸ਼ਨ ਗਲਤ ਕਰਦਾ ਮੰਨ ਲਓ ਕਿਸੇ ਨਾਲ ਕੋਈ ਘਟਨਾ ਵਾਪਰ ਜਾਏ ਗੁਰਮੁਖ ਜਨ ਬੰਦਗੀ ਕਰਨ ਵਾਲਾ ਕਹੇਗਾ ਤੇਰਾ ਭਾਣਾ ਵਾਪਰਿਆ ਇਹ ਸਮਾਜ ਦੇ ਲੋਕਾਂ ਦੀ ਜੀ ਬੇਡੀ ਲੰਮੀ ਹੈ ਇਹਨਾਂ ਨੂੰ ਜੀਨ ਨਹੀਂ ਦੇਣਾ ਉਹ ਕਹਿਣ ਗਿਆ ਕੁਝ ਹੋ ਗਿਆ ਗਿਆਨੀ ਆ ਹੋ ਗਿਆ ਧਿਆਨੀ ਸੀ ਆ ਹੋ ਗਿਆ ਐਡਾ ਵੱਡਾ ਲੀਡਰ ਸੀ ਆ ਹੋ ਗਿਆ ਮੈਂ ਫਿਰ ਬੇਨਤੀ ਕਰਾਂਗਾ ਭਾਣਾ ਮੰਨਣਾ ਔਖਾ ਕਿਉਂਕਿ ਸਮਾਜ ਦੀਆਂ ਚੋਬਾਂ ਨਹੀਂ ਜੀਨ ਦਿੰਦੀਆਂ ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ ਤੇਰੀ ਖਲਾਸੀ ਹੋ ਜਾਏ ਕਿ ਤੂੰ ਮੰਨ ਲੈ ਜੋ ਕੁਝ ਤੂੰ ਕੀਤਾ ਠੀਕ ਸੱਚ ਇਹ ਵੇ ਚੰਗਾ ਮੰਦਾ ਜੋ ਤੂੰ ਕਰ ਰਿਹਾ ਹੈ ਇਸੇ ਬਚਨ ਨੂੰ ਗੁਰੂ ਜੀ ਕਹਿ ਰਿਹਾ ਬੰਦ ਖਲਾਸੀ ਭਾਣਾ ਹੋਏ ਭਾਣੇ 'ਚ ਹੀ ਸੰਗਲ ਟੁੱਟਦੇ ਹੁੰਦੇ ਆ ਭਾਣੇ ਤੋਂ ਬਿਨਾ ਕੁਛ ਨਹੀਂ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਕਾ ਲਿਓ ਨਾਮ ਰਤਨ ਗੁਨਾਹ ਹਰ ਵਰਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਭਾਣਾ ਮਨ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨੇ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠਵਾਹੂ ਕੋ ਦੌਰਿਓ ਮਹਾਰਾਜ ਕਹਿੰਦੇ ਸੋ ਕਰੇ ਜੇ ਤਿਸੈ ਰਜਾਏ ਜਿਵੇਂ ਉਹਦੀ ਮਰਜ਼ੀ ਕਹੇ ਤੇਰੀ ਖਲਾਸੀ ਤੇਰੇ ਬੰਧਨ ਤਾਂ ਕੱਟੇ ਜਾਣ ਜੇ ਭਾਣੇ ਚੱਲੇ ਬੰਦ ਖਲਾਸੀ ਭਾਣਾ ਹੋਏ ਤੇ ਗੁਰੂ ਜੀ ਕਹਿੰਦੇ ਨੇ ਦੱਸੋ ਇਹ ਲੋਕੋ ਹੋਰ ਆਖ ਨਾ ਸਕੈ ਕੋਈ ਹੋਰ ਕੌਣ ਕਹੇਗਾ ਕੋਈ ਆਖ ਸਕਦਾ ਭਾਣੇ ਤੋਂ ਬਿਨਾ ਤੇ ਜੇ ਮੰਨ ਲਓ ਹੁਣ ਅਗਲੀ ਗੱਲ ਫਿਰ ਸੁਣਿਓ ਕੌਣ ਹੈ ਜਿਹੜਾ ਕਹੇ ਭਾਣੇ ਤੋਂ ਬਿਨਾ ਸਭ ਕੁਝ ਹੋ ਜਾਂਦਾ ਜੇਕਰ ਕੋਈ ਬੰਦਾ ਇਹ ਹੰਕਾਰ ਚ ਕਹੇ ਨਹੀਂ ਜੀ ਨਹੀਂ ਮੈਂ ਨਹੀਂ ਪਾਣਾ ਪੂਣਾ ਮੰਨਦਾ ਮੈਂ ਨਹੀਂ ਰਜਾ ਮੰਨਦਾ ਬੜੇ ਲੋਕ ਨੇ ਮੈਂ ਰੱਬ ਨੂੰ ਨਹੀਂ ਮੰਨਦਾ ਮਹਾਰਾਜ ਕਹਿੰਦੇ ਗੱਲ ਸੁਣੋ ਬੰਦਿਓ ਜੇ ਕੋ ਇਹਦਾ ਅਰਥ ਹੈ ਜੇ ਕੋਈ ਇੱਥੇ ਕੋ ਦਾ ਅਰਥ ਕੋਈ ਖਾਇਕ ਖਾਇਕ ਦਾ ਲਫ਼ਜ਼ੀ ਅਰਥ ਮੂਰਖ ਮੂਰਖ ਔਖਾ ਸੌਖਾ ਹੈ ਜੇ ਕੋ ਖਾਇਕ ਆਖਣ ਪਾਏ ਜੇ ਕੋਈ ਮੂਰਖ ਭਾਣੇ ਤੋਂ ਬਿਨਾ ਬੋਲ ਵਿਗਾੜ ਕੇ ਕਹੇ ਤੇ ਮਹਾਰਾਜ ਕਹਿੰਦੇ ਨੇ ਉਹ ਜਾਣੇ ਉਹ ਹੀ ਜਾਣਦਾ ਹੈ ਮੂਰਖ ਜੇਤੀਆਂ ਮੋਹ ਖਾਏ ਜੇਤੀਆਂ ਦਰ ਤੇ ਜੰਨੀਆਂ ਮੂੰਹ ਦਰ ਤੇ ਮੂੰਹ ਖਾਏ ਦਰ ਤੇ ਖਾਂਦਾ ਇਹ ਤਾਂ ਕੁਝ ਗੁਰਮੁਖਾਰਤ ਕੀਤਾ ਜੇਤੀਆਂ ਇਸਤਰੀ ਲਿੰਗ ਹੋ ਗਿਆ ਹਾਂਜੀ ਉਹ ਫਿਰ ਕਹਿੰਦੇ ਉਹ ਡੰਡੇ ਨਾਲ ਤੇ ਅਰਥ ਨੇ ਜੁੱਤੀਆਂ ਨਾਲ ਹੋ ਸਕਦੇ ਆ ਜੁੱਤੀ ਇਸਤਰੀ ਲਿੰਗ ਹੈ ਨਾ ਹੁਣ ਉੱਥੇ ਸ਼ਬਦ ਵਰਤੇ ਨੇ ਇੱਕ ਇੱਕ ਗੁਰਮੁਖਾ ਕੀਤਾ ਚਪੇੜਾਂ ਚਲੋ ਵੀ ਇਸਤਰੀ ਲਿੰਗ ਸੀ ਚਪੇੜਾਂ ਮਾਰੀਆਂ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹ ਕਹਿੰਦਾ ਮੈਂ ਨਹੀਂ ਪਾਣਾ ਮੰਨਦਾ ਇਹ ਐਵੇਂ ਪੁਰਾਣੀਆਂ ਗੱਲਾਂ ਕਰੀ ਜਾਂਦੇ ਆ ਬੜਾ ਜੋਗ ਅੱਗੇ ਚਲਾ ਗਿਆ ਗੁਰੂ ਜੀ ਕਹਿੰਦੇ ਗੱਲ ਚੇਤੇ ਰੱਖੀ ਜ਼ਿਆਦਾ ਨਾ ਬੋਲ ਮੂਰਖਾ ਰੱਬ ਦੀ ਦਰਗਾਹ 'ਚ ਤੇਰੇ ਮੂੰਹ ਤੇ ਚਪੇੜਾਂ ਪੈਣਗੀਆਂ ਜੇ ਭਾਣੇ ਦੇ ਵਿਰੁੱਧ ਚੱਲੇਗਾ ਤਾਂ ਫਿਰ ਬੇਨਤੀ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਹੁਣ ਵੇਖੋ ਇੱਥੋਂ ਤੱਕ ਬੋਲ ਕੇ ਬੰਦਾ ਕਹਿੰਦਾ ਤੇ ਸਭ ਕੁਝ 네ਗੇਟਿਵ ਹੋ ਗਿਆ ਕਿਤੇ ਖਬ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਈ ਖਾਏ ਅੱਗੇ ਗੁਰੂ ਜੀ ਬੜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਆਪੇ ਜਾਣੈ ਆਪੇ ਦੇ ਆਖਾਂ ਸੇ ਸੇ ਪੇ ਕਈ ਕੇ ਪੱਬੇ ਨੂੰ ਸਿਹਾਰੀ ਹੈ ਬਿਹਾਰੀ ਨਹੀਂ ਸੱਚੇ ਨੂੰ ਸਿਹਾਰੀ ਹੈ ਆਖਾਂ ਸੇ ਪੇ ਕਹੀ कई ਕੇ ਸੇ पैदा ਇਹ ਵੀ भी ਐਸੇ ਵੀ भी ਫਿਰ ਬੇਨਤੀ ਇੱਕ ਉਹ ਨੇ ਜੇ ਕੋ ਕ ਆਖਣ ਪਾਏ ਇੱਕ ਉਹ ਮੂਰਖ ਨੇ ਜਿਹੜੇ ਕਹਿੰਦੇ ਨੇ ਭਾਣਾ ਕੀ ਤੇ ਗੁਰੂ ਜੀ ਕਹਿੰਦੇ ਨੇ ਕਾਲ ਨਹੀਂ ਕਦੀ ਪਿਆ ਸੱਚ ਦਾ ਬੀਜ ਨਾਸ ਨਹੀਂ ਹੋਇਆ ਆਪੇ ਜਾਣੇ ਆਪੇ ਦੇ ਆਖੇ ਸੇ ਭੇਕਈ ਕਿ ਕੋਈ ਇਹ ਵੀ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਪਹਿਲੀ ਤੁਕ ਦੇ ਅਰਥ ਤਾਂ ਹੋਣਗੇ ਆਪੇ ਜਾਣੈ ਆਪੇ ਦੇ ਕਈ ਐਸੇ ਵੀ ਗੁਰਮੁਖ ਨੇ ਜਿਹੜੇ ਕਹਿ ਰਹੇ ਨੇ ਆਪ ਹੀ ਸਭ ਕੁਝ ਜਾਣਦਾ ਹੈ ਆਪ ਹੀ ਸਭ ਕੁਝ ਦਿੰਦਾ ਪਿਆ ਸਾਨੂੰ ਤਾਂ ਕੁਝ ਪਤਾ ਨਹੀਂ ਸੀ ਤਾਂ ਉਹਦੇ ਸਮਰਪਣ ਖਾ ਫਿਰ ਬੇਨਤੀ ਕਹਿੰਦੇ ਮੂਰਖ ਵੀ ਬੜੇ ਆ ਪਰ ਐਸੇ ਵੀ ਕਹਿਣ ਜਿਹੜੇ ਕਹਿੰਦੇ ਨੇ ਆਪੇ ਸਭ ਕੁਝ ਜਾਣਦਾ ਹੈ ਆਪੇ ਸਭ ਕੁਝ ਦਿੰਦਾ ਹੈ ਪਰ ਕੌਣ ਇਹ ਅਗਲੀ ਤੁਕ ਨਾਲ ਹੋਵੇਗਾ ਆਖਾਂ ਸੇ ਪੇ ਕਹੀ ਕਿ ਉਹ ਕੋਈ ਐਸੇ ਵੀ ਕਹਿਣ ਕੋਈ ਉਹ ਵੀ ਕਹਿਣ ਸੇਪੇ ਦਰਥ ਤੇ ਉਹ ਵੀ ਕਹਿਣ ਐਸੇ ਵੀ ਕਹਿਣ ਜਿਹੜੇ ਕਹਿੰਦੇ ਆ ਨਹੀਂ ਆਪੇ ਸਭ ਕੁਝ ਜਾਣਦਾ ਹੈ ਆਪੇ ਦਿੰਦਾ ਗੁਰੂ ਜੀ ਕਹਿੰਦੇ ਨੇ ਇਸ ਸਾਰੀ ਪੌੜੀ ਨੂੰ ਸਿਮਰਨ ਤੋਂ ਬਿਨਾ ਨਹੀਂ ਸਮਝਿਆ ਜਾਣਾ ਤੂੰ ਅਰਥ ਕਰ ਦਿੱਤੇ ਆਪਾਂ ਚਲੋ ਗੁਰੂ ਜੀ ਕਹਿੰਦੇ ਆ ਫਿਰ ਗੁਰੂ ਪਰਮੇਸ਼ਰ ਕੀ ਕਰਦਾ ਹੈ ਜਿਸ ਨੂੰ ਬਖਸ਼ੇ ਜਿਸ ਨੂੰ ਬਖਸ਼ਿਸ਼ ਦਿੰਦਾ ਹੈ ਕੀ ਸਿਫਤ ਸਾਲਾਹ ਇਹ ਬੇਨਤੀ ਸਲਾਹ ਨਹੀਂ ਕਰਨਾ ਗੁਰਮੁਖੋ ਪਾਠ ਸਲਾਹ ਦਾ ਅਰਥ ਕਿਸੇ ਦੇ ਵਿਚਾਰ ਲੈਣੇ ਸਲਾਹ مشورہ ਸਾਲਾਹ ਉਹਦੀ ਸਿਫਤ ਸਿਫਤ ਦੀ ਸਲਾਹਤਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਜਿਸ ਨੂੰ ਤੂੰ ਆਪਣੀ ਸਿਫਤੀ ਦੀ ਦਾਤ ਦੇ ਦੇ ਜਿਹਨੂੰ ਗੁਰੂ ਜੀ ਨੇ ਉਹ ਸਵੇਰ ਦੀ ਪੌੜੀ 'ਚ ਕਿਹਾ ਸਾਲਾਹੀ ਸਾਲਾਹੇ ਜਿਸ ਨੂੰ ਗੁਰੂ ਜੀ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜਿਸ ਨੂੰ ਗੁਰੂ ਜੀ ਨੇ ਕਿਹਾ ਸੁਣਿਆ ਮੰਨਿਆ ਮਨ ਕੀਤਾ ਭਾਉ ਉਹ ਸਾਰੇ ਬਚਨ ਚੱਲ ਰਹੇ ਗੁਰੂ ਜੀ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਜਿਸ ਨੂੰ ਸਿਫਤ ਸਲਾਹ ਦੀ ਦਾਤ ਦੇ ਦੇ ਉਹ ਕੌਣ ਜੀ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਜਿੰਨੂੰ ਸਿਫਤ ਦੀ ਦਾਤ ਮਿਲ ਜਾਏ ਤੇ ਅੱਜ ਸਵੇਰੇ ਸੀ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤੇ ਜਿਹੜਾ ਰਾਜਾ ਉਹਨੂੰ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਜਿਸ ਨੂੰ ਸਿਬਤ ਸਲਾ ਭਾਈ ਸਾਹਿਬ ਦਾ ਇੱਕ ਬਚਨ ਹੈ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਕੜੇ ਮੈਂ ਇੱਕ ਦਿਨ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਕਹਿੰਦੇ ਮੈਨੂੰ ਸਮਝ ਪੈ ਗਈ ਹੇ ਗੁਰੂ ਗੋਬਿੰਦ ਸਿੰਘ ਤਾਜਾਂ ਬਾਜਾਂ ਵਾਲਿਆ ਸ਼ਹਿਨशाह ਦੇ ਸ਼ਹਿਨशाह ਇਹ ਦੁਨੀਆ ਦੇ ਰਾਜੇ ਇਹ ਮਹਾਰਾਜੇ ਇਹ ਪਾਤਸ਼ਾਹ ਕੁਛ ਨਹੀਂ ਤੇਰੇ ਸਾਹਮਣੇ ਸੱਚ ਇਹ ਵੇ ਕਿ ਜਿਸ ਨੂੰ ਤੂੰ ਆਪਣੀ ਰਹਿਮਤ ਦੀ ਦਾਤ ਦੇ ਦੇ ਜਿੰਨੂੰ ਤੂੰ ਬੰਦਗੀ ਦਾ ਚੋਲਾ ਪਵਾ ਦੇ ਸਮੁੰਦਰ ਦੇ ਤਲ ਤੋਂ ਲੈ ਕੇ ਚੰਦਰਮਾ ਤੱਕ ਹਰ ਤਾਕਤ ਉਹਦੇ ਸਾਹਮਣੇ ਝੁਕ ਜਾਂਦੀ ਹੈ ਉਹਦੇ ਤੋਂ ਵੱਡਾ ਪਾਤਸ਼ਾਹ ਕੌਣ ਹੈ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਜਿਸ ਨੂੰ ਬਖਸ਼ੇ ਸਿਬਤ ਸਲਾ ਜਿੰਨੂੰ ਤੂੰ ਬੰਦਗੀ ਦਾ ਚੋਲਾ ਦੇ ਦੇ ਸਿਮਰਨ ਦੀ ਦਾਤ ਦੇ ਦੇ ਮਹਾਰਾਜ ਕਹਿੰਦੇ ਭਾਈ ਸਾਹਿਬ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਦੌਲਤੇ ਅਜ਼ਮਾਹਾ ਕਿ ਮਾਹੀ ਤੁਰਾਸਤ ਸਮੁੰਦਰ ਦੇ ਪਾਣੀ ਤੋਂ ਲੈ ਕੇ ਇਹਦਾ ਮਤਲਬ ਪਤਾਲ ਤੋਂ ਲੈ ਕੇ ਆਕਾਸ਼ ਤੱਕ ਹਰ ਖਜ਼ਾਨਾ ਉਹਦੇ ਅੱਗੇ ਝੁਕ ਜਾਂਦਾ ਜਿਹਨੂੰ ਤੇ ਸਿਫਤ ਦੀ ਦਾਤ ਦੇਣਾ ਹੈ ਉਹਦੇ ਤੋਂ ਵੱਡਾ ਕੋਈ ਪਾਤਸ਼ਾਹ ਨਹੀਂ ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ ਜੇ ਵਡਿਆਈ ਤੱਕ ਪਹੁੰਚਣੀ ਰੁਖਾਨੀ ਵਡਿਆਈ ਤੱਕ ਤਾਂ ਬੰਦਗੀ ਕਰ ਇੱਥੇ ਗੁਰੂ ਜੀ ਨੇ ਕਿਹਾ ਇਹ ਇਹ ਬਖਸ਼ਿਸ਼ ਹੈ ਸਭ ਸਲਾ ਤੇ ਮੈਨੂੰ ਯਾਦ ਹੈ ਭਾਈ ਸਾਹਿਬ ਕਹਿੰਦੇ ਹੁੰਦੇ ਸਨ ਭਾਈ ਵੀਰ ਸਿੰਘ ਕਿ ਸਵੇਰੇ ਉੱਠਦਿਆਂ ਸਾਰ ਜਦੋਂ ਮੂਲ ਮੰਤਰ ਜਦੋਂ ਨਿਤਨੇਮ ਸ਼ੁਰੂ ਕਰਨਾ ਤੇ ਸਭ ਤੋਂ ਪਹਿਲਾਂ ਸ਼ੁਕਰਾਨੇ ਦਾ ਲਫ਼ਜ਼ ਕਹਿ ਦਿਆ ਕਰੋ ਸਤਿਗੁਰੂ ਮੈਂ ਕਿੰਨਾ ਖੁਸ਼ਕਿਸਮਤਾਂ ਤੇਰੇ ਅੰਤਰ ਆਤਮੇ ਦੀ ਅਭੇਦਤਾ ਚ ਜਿਹੜੇ ਬੋਲ ਨਿਕਲੇ ਮੈਂ ਸਾਰਾ ਦਿਨ ਝੂਠ ਬੋਲਣਾ ਤੂੰ ਕਿੰਨਾ ਦਿਆਲੂ ਮੇਰੀ ਝੂਠੀ ਜ਼ੁਬਾਨ ਉੱਤੇ ਵੀ ਤੇਰਾ ਸ਼ਬਦ ਬਹਿ ਚੱਲਾ ਹੈ ਜੇ ਥੋੜੀ ਜੀ ਭਾਵਨਾ ਇਹ ਸਿਬਤ ਸਲਾਹ ਦੀ ਬਖਸ਼ਿਸ਼ ਤੇ ਉਸ ਦਿਨ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਸੀ ਇਹ ਸੱਦੜਾ ਹੈ ਮਾਲਕ ਦਾ ਇਹ ਸਿਬਤ ਸਲਾਹ ਐਵੇਂ ਨਹੀਂ ਆਪਾਂ ਕਹੀ ਸਵੇਰੇ ਉੱਠ ਪੈ ਜੀ ਸਿਮਰਨ ਮੈਂ ਗੁਰਮਖੋ ਆਪ ਨੂੰ ਬੇਨਤੀ ਕਰਾਂਗਾ ਸਿਮਰਨ ਦੇ ਰਸਤੇ ਤੇ ਚੱਲਣਾ ਹੈ ਤੇ ਯਾਦੇ ਗਿਆਨੀਆਂ ਦੀ ਰਾਏ ਨਾ ਲਿਆ ਜੇ ਯਾਦ ਰੱਖਿਓ ਗਾਲਾਂ ਤਾਂ ਮੈਨੂੰ ਕੱਢਣਗੇ ਸਾਰੇ ਕਿਉਂਕਿ ਸਿਮਰਤ ਦਾ ਰਸਤਾ ਤੇ ਗਿਆਨੀ ਦਾ ਰਸਤਾ ਵੱਖਰਾ ਹੈ ਮੈਂ ਵੀ ਮੈਂ ਵੀ ਉਹਨਾਂ ਵਿੱਚ ਸ਼ਾਮਿਲ ਸਮਝ ਲਓ ਉਸ ਦਿਨ ਮੈਂ ਕਿਹਾ ਸੀ ਇੱਕ ਕੱਲ ਵੀ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਤੱਠੀ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ ਪਹਿਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਤੇ ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਹੈ ਕਹਿੰਦਾ ਤੂੰ ਮਨਮਤ ਕਰਨ ਲੱਗ ਪਿਆ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਕਹਿੰਦਾ ਇਹਨੂੰ ਡਿਪਰੈਸ਼ਨ ਚਲਾ ਗਿਆ ਕਿਸੇ ਮਨੋਵਿਗਿਆਨਕ ਕੋਲ ਲੈ ਕੇ ਜੋ ਦਿਨ ਰਾਤ ਗੁਰੂ ਗੁਰੂ ਕਰੀ ਜਾਂਦਾ ਗਿਆਨੀ ਸਾਨੂੰ ਖੋੜਦਾ ਤੇ ਵਹਿਮੀ ਢੋਲਾ ਆਖਦਾ ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋ ਪਾਰ ਤਾਰੀਆਂ ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਜਾ ਰਹੀਆਂ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸਿਫਤ ਸਲਾ ਉਹਦੀ ਦਾਤ ਖੈ ਸਦੜੇ ਪੈਂਦੇ ਇਹ ਆਪਣੇ ਆਪ ਨਹੀਂ ਜਿਸ ਨੂੰ ਬਖਸ਼ੇ ਸਿਬਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਫਿਰ ਅੱਗੇ ਇਹ ਇਹ ਪੌੜੀ ਦੇ ਅਰਥ ਕਰਕੇ ਸਮਾਪਤੀ ਕਰਾਂਗੇ ਅਮੁੱਲ ਗੁਣ ਅਮੁੱਲ ਵਾਪਾਰ ਇਹ 26ਵੀਂ ਪੌੜੀ ਸ਼ੁਰੂ ਹੋ ਗਈ ਜੀ ਅਮੁੱਲ ਦਾ ਲਫ਼ਜ਼ੀ ਅਰਥ ਇਹ ਸੰਸਕ੍ਰਿਤ ਸ਼ਬਦ ਤੇ ਮੁੱਲ ਹੈ ਪੰਜਾਬੀ ਚ ਮੁੱਲ ਐੜਾ ਗੁਰਦੇਵ ਨੇ ਅਗੇਤਰ ਲਾ ਦਿੱਤਾ ਅਮੁੱਲ ਹੁਣ ਅਮੁੱਲ ਦੇ ਕੋਸ਼ ਵਿੱਚ ਅਰਥ ਨੇ ਜਿਹਦੀ ਕੀਮਤ ਕੋਈ ਨਹੀਂ ਪਰ ਪਤਾ ਨਹੀਂ ਮੇਰੇ ਮਨ 'ਚ ਜਉਂਦਿਆਂ ਗੱਡੀ 'ਚ ਆਇਆ ਵੀ ਇੱਕ ਪਾਸੇ ਤੇ ਕੀਮਤ ਕੋਈ ਨਹੀਂ ਦੂਜੇ ਪਾਸੇ ਬਾਬਾ ਜੀ ਤੁਸੀਂ ਵਪਾਰੀਆਂ ਨੂੰ ਵੀ ਧੰਨ ਧੰਨ ਕਰੀ ਜਾਂਦੇ ਹੋ ਜੇ ਕੀਮਤ ਕੋਈ ਨਹੀਂ ਖਰੀਦਦੇ ਕਿਵੇਂ ਸੁਣਿਓ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਜੇ ਖਈ ਮੁੱਲ ਤੇ ਵਪਾਰ ਕਿੰਨੇ ਕਰਨਾ ਜਿਹਦੀ ਕੀਮਤ ਹੀ ਕੋਈ ਨਹੀਂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਪੰਧਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਤੇ ਇੱਕ ਪਾਸੇ ਅਮੁੱਲ ਸ਼ਬਦ ਵਰਤਿਆ ਇਹਨੂੰ ਸਿਰਫ ਥੋੜਾ ਜਿਹਾ ਜਿੰਨੀ ਕੁ ਦਾਤੇ ਸੋਝੀ ਦਿੱਤੀ ਅਮੁੱਲ ਦਾ ਅਰਥ ਇੱਕ ਤਾਂ ਹੋ ਗਿਆ ਜੀ ਜਿਹਦੀ ਕੀਮਤ ਕੋਈ ਨਹੀਂ ਮੈਨੂੰ ਯਾਦ ਹੈ ਗੁਰਮਖ ਕਹਿੰਦੇ ਆ ਉਦਾਹਰਨ ਸਮਝਣ ਲਈ ਗੁਲਾਬ ਦਾ ਫੁੱਲ ਜੰਗਲ ਚੁਗਿਆ ਖੇੜਾ ਸੀ ਉਹਦੇ ਕੋਲ ਸੁਗੰਧੀ ਸੀ ਉਹਦੇ ਕੋਲ ਕੋਈ ਬੰਦਾ ਨਹੀਂ ਪਹੁੰਚਿਆ ਲਪਟਾਂ ਉਹਦੇ ਵੀ ਸੰ ਉਹ ਉੱਗਿਆ ਖਿੜਿਆ ਸੁਗੰਧੀ ਸੀ ਸਮਾਂ ਆਇਆ ਉਹਦੀਆਂ ਪੱਤੀਆਂ ਕਿਰ ਕੇ ਜ਼ਮੀਨ ਤੇ ਡਿੱਗ ਪਈਆਂ ਇੱਕ ਮਾਲੀ ਨੇ ਗੁਲਾਬ ਲਾ ਦਿੱਤਾ ਉਹਨੇ ਜਦੋਂ ਖਿੜਿਆ ਉਹਨੂੰ ਤੋੜਿਆ ਉਹਨੂੰ ਅਤਾਰ ਕੋ ਲੈ ਗਿਆ ਅਤਰ ਕੱਢਣ ਵਾਲੇ ਕੋਲ ਅਤਰ ਕੱਢਣ ਵਾਲੇ ਨੇ ਉਹਦਾ ਮੁੱਲ ਪਾ ਦਿੱਤਾ ਸਿਰਫ ਗੱਲ ਸਮਝਣੀ ਮੁੱਲ ਕੀ ਹੈ ਉਹਦਾ ਮੁੱਲ ਪਾ ਦਿੱਤਾ ਉਹ ਉਹਦੇ ਬਦਲੇ ਪੈਸੇ ਲੈ ਕੇ ਆ ਗਿਆ ਇੱਕ ਥਾਂ ਤੇ ਇਕੱਲਾ ਕੋਈ ਆਦਮੀ ਜਾ ਰਿਹਾ ਤੇ ਫੁੱਲ ਖਿੜਿਆ ਤਿੰਨਾਂ ਥਾਵਾਂ ਹਾਲਤਾਂ 'ਚ ਫੁੱਲੇ ਇੱਕ ਕਿਰ ਗਿਆ ਸੁੱਕ ਗਿਆ ਇੱਕ ਉਹ ਵਿੱਚ ਦੀ ਕੀਮਤ ਪੈ ਗਈ ਇੱਕ ਥਾਂ ਤੇ ਫੁੱਲ ਖਿੜਿਆ ਤੇ ਜਦੋਂ ਉਹ ਖਿੜੇ ਹੋਏ ਫੁੱਲ ਨੂੰ ਦੇਖਦਾ ਸੁਗੰਧੀ ਦੀ ਲਪਟ ਉਹਦੀ ਨਾਸਕਾ ਨੂੰ ਆਉਂਦੀ ਏ ਵਿਸਮਾਦ ਵੀ ਚਲਾ ਜਾਂਦਾ ਏ ਇੱਕੋ ਦਮ ਕਹਿੰਦਾ ਵਾਹ ਕਹਿੰਦੇ ਉਹਨੂੰ ਕਹਿੰਦੇ ਆ ਮੋਲੇ ਦੀ ਕੀਮਤ ਕੋਈ ਨਹੀਂ ਹੁਣ ਸੁਣਿਓ ਫਿਰ ਮੈਂ ਰਿਪੀਟ ਕਰਾਂਗਾ ਕਿ ਉਹਨੇ ਕਿਹਾ ਵਾਹ ਮੈਨੂੰ ਦੱਸੋ ਅਤਰ ਇਹ ਗੱਲ ਕਹਿ ਸਕਦਾ ਵਾਹ ਵਾਹ ਵਾਲਾ ਸ਼ਬਦ ਜਿਹੜਾ ਅਮੁੱਲ ਕਿਨੂੰ ਥੋੜਾ ਜਿਹਾ ਫਿਰ ਸਮਝ ਲਈ ਇੱਕ ਉਦਾਹਰਨ ਹੋਰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਜੀਵਨ ਚ ਉਹਨਾਂ ਦੇ ਘਰੋਂ ਬੀਬੀ ਮਾਇਆ ਦੇਵੀ ਨੇ ਲਿਖਿਆ ਕਿ ਮੈਂ ਵਿਆਹ ਕੇ ਆਈ ਵਿਆਹ ਹੋਇਆ ਮੇਰਾ ਮੇਰੇ ਪੇਕਿਆਂ ਨੇ ਗਹਿਣੇ ਪਾਏ ਤੇ ਇੱਕ ਲੋੜਵੰਦ ਬੱਚਾ ਜਾਪਾਨ ਪੜਨ ਦੀ ਜਾਣਾ ਸੀ ਬੜੀ ਸੰਖੇਪ ਜੀ ਉਹਦੇ ਕੋਲ ਨਾ ਕਰਾਇਆ ਨਾ ਉਹਦੇ ਕੋਲ ਅੱਗੇ ਮਕਾਨ ਦਾ ਕੋਈ ਪ੍ਰਬੰਧ ਜਿਵੇਂ ਚਲੋ ਇੱਥੇ ਬੱਚੇ ਹੁੰਦੇ ਆ ਤੇ ਮੈਂ ਇੱਕ ਬੇਨਤੀ ਕਰਾਂਗਾ ਜਿਹੜੇ ਆਉਂਦੇ ਆ ਨਫ਼ਰਤ ਨਾ ਕਰਿਓ ਆਪਾਂ ਵੀ ਕਦੀ ਇਸ ਤਰ੍ਹਾਂ ਆਏ ਸੀ ਇਹ ਵੀ ਇੱਕ ਸੇਵਾ ਹੈ ਪਰ ਜਿਹੜੇ ਆਉਂਦੇ ਆ ਉਹ ਵੀ ਧਿਆਨ ਰੱਖਣ ਵੀ ਇਹ ਵੀ ਸਾਡੇ ਪਰਿਵਾਰਾਂ ਵਰਗੀ ਪਰਿਵਾਰ ਆ ਮੇਰੀ ਗੱਲ ਸਾਰੇ ਸਮਝਿਆ ਤੁਸੀਂ ਉਹਦੇ ਕੋਲ ਨਾ ਪੈਸੇ ਨਾ ਕੁਛ ਉਹਨੇ ਪੂਰਨ ਸਿੰਘ ਕੋਲ ਗਿਆ ਕਹਿੰਦਾ ਪੜ੍ਹਾਈ 'ਚ ਬੜਾ ਲਾਇਕ ਹੁਣ ਇੰਨੇ ਪੈਸੇ ਉਹਦੇ ਕੋਲ ਵੀ ਨਹੀਂ ਸਨ ਉਹ ਕਹਿੰਦੀ ਮੈਂ ਘਰ ਬਸਾਂ ਤੇ ਆ ਕੇ ਕਹਿੰਦੇ ਆ ਮਾਇਆ ਦੇਵੀ ਮੈਂ ਵੇਖੋ ਅਰਥਾਂ 'ਚੋਂ ਨਿਕਲ ਨਹੀਂ ਰਿਹਾ ਮੇਰੀ ਮਿਹਨਤੀ ਹੈ ਕਿ ਅਮੁੱਲ ਸ਼ਬਦ ਦੀ ਕੋਈ ਕੀਮਤ ਨਹੀਂ ਇਹਨੂੰ ਪੈਸੇ ਨਾਲ ਨਹੀਂ ਕਰਨਾ ਮੈਨੂੰ ਆਵਾਜ਼ ਦਿੰਦੇ ਨੇ ਮਾਇਆ ਕਹਿੰਦੇ ਮੈਂ ਆਈ ਨਾ ਵਿਆਈ ਸਾਂ ਇਹ ਕਾਦੇ ਲਈ ਚੂੜੀਆਂ ਆ ਗਏ ਨੇ ਕਾਦੇ ਲਈ ਤੇਰੇ ਮਾਪਿਆਂ ਦਿੱਤੇ ਕਹਿੰਦੀ ਮੈਂ ਸ਼ਰਮਾ ਕੇ ਕਿਹਾ ਆਪ ਜੀ ਦੀ ਪ੍ਰਸੰਤਾ ਲਈ ਕਹਿੰਦੇ ਮੇਰੀ ਪ੍ਰਸੰਤਾ ਇਹਦੇ ਵਿੱਚ ਲਾ ਦੇ ਕਹਿੰਦੇ ਮੈਂ ਸਾਰੀਆਂ ਲਾ ਦਿੱਤੇ ਲਾ ਕੇ ਕੱਪੜੇ 'ਚ ਲਪੇਟ ਕੇ ਰੁਮਾਲ 'ਚ ਵਿਆਹ ਵਾਲੇ ਰੁਮਾਲ 'ਚ ਲਪੇਟ ਕੇ ਉਹਨੂੰ ਕਹਿੰਦੇ ਮੁੰਡਿਆ ਆ ਜਾ ਆ ਪਕੜ ਲੈ ਜਾ ਸੁਨਾਰ ਕੋਲ ਵੇਚ ਕੇ ਆਪਣਾ ਟਿਕਟ ਲੈ ਅੱਗੇ ਤੈਨੂੰ ਮੈਂ ਚਿੱਠੀ ਲਿਖ ਦੇਣਾ ਰੁੱਕਾ ਲਿਖ ਦੇਣਾ ਉੱਥੇ ਮੇਰੇ ਦੋਸਤ ਨੇ ਤੈਨੂੰ ਕਮਰਾ ਵੀ ਮਿਲ ਜਾਏਗਾ ਅਗਲੀ ਗੱਲ ਲੋੜ ਪਈ ਮੈਨੂੰ ਦੱਸੀ ਤੇਰੀ ਹੈਲਪ ਹੋ ਜਾਏਗੀ ਪਰ ਮਿਹਨਤ ਕਰੀ ਜਦੋਂ ਕਹਿੰਦੇ ਨੇ ਉਹਨੇ ਉਹ ਨਿੱਕੀ ਜੀ ਗੱਠ ਰਮਾਲ ਚ ਬੱਜੀ ਪਕੜਾਈ ਉਹ ਮੁੰਡਾ ਪੱਬਾ ਮਾਰ ਕੇ ਰੋਗ ਪਿਆ ਉਸ ਵਕਤਾਂ ਦੀ ਮੇਰੀ ਸੱਸ ਆ ਗਈ ਉਹ ਪੈ ਗਈ ਵੀ ਤੇਰਾ ਬੇੜਾ ਤੇਰੇ ਤੂੰ ਨੂੰ ਨੂੰ ਕੰਨੋਂ ਬੁੱਚੀ ਕਰ ਦਿੱਤਾ ਹੱਥੋਂ ਸਭ ਕੁ ਲਵਾਤਾ ਕਹਿੰਦਾ ਜਦੋਂ ਮਾਂ ਆਈ ਉਹਨਾਂ ਦੀ ਇੱਕੋ ਦਮ ਮਾਂ ਨੂੰ ਮੋਢਿਆਂ ਤੋਂ ਪਕੜ ਕੇ ਕਹਿੰਦਾ ਮਾਂ ਮੇਰੀਏ ਆ ਆ ਗਹਿਣੇ ਦੀ ਕੀ ਕੀਮਤ ਉਹ ਕਹਿੰਦੀ ਇੰਨੇ ਤੋਲੇ ਕਹਿੰਦਾ ਇਸ ਬੱਚੇ ਦੀਆਂ ਅੱਖਾਂ ਦੇ ਅਥਰਾਂ ਦੀ ਕੀਮਤ ਨਹੀਂ ਪੈ ਸਕਦੀ ਦੋ ਜਹਾਨਾਂ ਨਾਲ ਜਿਹੜੀ ਇਹਦੇ ਅੰਦਰ ਖੁਸ਼ੀ ਆਈ ਉਹਨੂੰ ਕਿਹੜੇ ਪੈਸਿਆਂ ਨਾਲ ਲਵੇਂਗੀ ਬਸ ਉਹ ਅਮੁੱਲ ਹੈ ਉਹਦੀ ਕੋਈ ਕੀਮਤ ਨਹੀਂ ਫਿਰ ਮੈਂ ਅਰਜ਼ ਕਰਾਂ ਥੋੜਾ ਜਿਹਾ ਹੋਰ ਸਮਝਣ ਲਈ ਕਿਉਂਕਿ ਲਫ਼ਜ਼ ਅਮੁੱਲ ਚੱਲਣਾ ਬਾਰ ਵਾਰ-ਵਾਰ ਮੈਂ ਇਸ ਕਰਕੇ ਅਮੁੱਲ ਦੇ ਅਰਥ ਬੇ ਬਾਹਰ ਮੁਖੀ ਨਹੀਂ ਕਰ ਰਿਹਾ ਜਦੋਂ ਵਿਸਮਾਦ ਵਿੱਚ ਕੋਈ ਜਾਂਦਾ ਉਦੋਂ ਅਮੁੱਲ ਕਹਿੰਦਾ ਵਿਸਮਾਦਤ ਅਵਸਥਾ ਹੈ ਅਮੁੱਲ ਇਸੇ ਕਰਕੇ ਰਜਨੀਸ਼ ਨੇ ਟੀਕਾ ਕਰਦਿਆਂ ਕਿਹਾ ਸੀ ਲੋਗੋ ਜਪਜੀ ਸਹਿ ਪੜਦਿਆਂ ਸਾਹਿਤ ਲੋਕ ਜਿਹੜੇ ਨੇ ਉਹ ਕੰਨ ਮੂੰਹ ਵਟਣਗੇ ਕਿ ਪੁਨਰੁਕਤੀ ਦੋਸ਼ ਹੈ ਅਸੰਖ ਅਸੰਖ ਅਮੁੱਲ ਅਮੁੱਲ ਜੋਰ ਜੋਰ ਕਹਿੰਦਾ ਜਦੋਂ ਬੰਦਾ ਦੁਨੀਆ ਦੇ ਨਸ਼ੇ 'ਚ ਹੋਵੇ ਉਹ ਇੱਕ ਲਫ਼ਜ਼ ਨੂੰ ਸਾਰੀ ਰਾਤ ਰਿਪੀਟ ਕਹਿੰਦਾ ਕਹਿੰਦਾ ਜਿੰਨੂੰ ਰੱਬ ਦੇ ਨਾਮ ਦੀ ਖੁਮਾਰੀ ਚੜ ਜਾਏ ਉਹ ਕਰੋੜਾਂ ਵਾਰੀ ਅਮੁੱਲ ਮੁੱਲ ਕਹੀ ਜਾਂਦਾ ਉਹਦੇ ਵਿੱਚ ਵੀ ਰਸ ਹੈ ਇਸ ਕਰਕੇ ਅਮੁੱਲ ਸ਼ਬਦ ਕੇਵਲ ਬੋਧਕ ਨਹੀਂ ਇਹ ਵਿਸਮਾਦਤ ਹੈ ਹਜ਼ੂਰ ਪਟਨਾ ਸਾਹਿਬ ਜਾਂਦੇ ਆ ਮੈਂ ਦੋ ਤਿੰਨ ਘਟਨਾਵਾਂ ਤਾਂ ਲੈ ਲੀਆਂ ਵੀ ਸਮਝ ਚੌਂਕੀ ਪੈ ਜਾਉਂ ਜੇ ਬਾਣੀ ਚ ਵੇਖਾਂਗੇ ਮੁੱਲ ਦੀ ਵੀ ਕੀਮਤ ਪੈ ਜਾਂਦੀ ਹੈ ਇਹ ਅਮੁੱਲ ਪੈਸੇ ਵਾਲੀ ਗੱਲ ਨਹੀਂ ਇੱਕ ਲਾਲ ਹੀ ਦਿੱਤਾ ਨਾ ਜਿਨ੍ਹਾਂ ਕੋਲ ਨਹੀਂ ਸੀ ਅਕਲ ਉਹਨਾਂ ਨੇ ਕੀ ਕੀਮਤ ਪਾਈ ਪਰ ਜਿਹੜਾ ਸੱਚੀ ਮੁੱਚੀ ਲਾਲ ਨੂੰ ਦੇਖਦਿਆਂ ਕਿਉਂਕਿ ਉਹਦਾ ਪੂਰਬਲਾ ਜਾਗਣਾ ਸੀ ਬਾਕੀ ਪਟਨੇ ਸਾਹਿਬ ਦੇ ਜੋਰੀਆਂ ਨੂੰ ਕਿਉਂ ਨਾ ਸਮਝ ਪਈ ਉਹਨੂੰ ਪੂਰਬਲਾ ਜਾਗਣਾ ਸੀ ਉਹਦਾ ਜਦੋਂ ਲਾਲ ਦੇਖਿਆ ਕਹਿੰਦਾ ਵਾਹ ਕਹਿੰਦਾ ਇਹਦੀ ਕੋਈ ਕੀਮਤ ਨਹੀਂ 100 ਰੁਪਇਆ ਦੇਖਣ ਦਾ ਹੈ ਉਹ ਅਮੁੱਲ ਸੀ ਫਿਰ ਬੇਨਤੀ ਸੁਣਿਓ ਉਹ ਅਮੁੱਲ ਉਹਦੇ ਅੰਦਰ ਦੀ ਅਵਸਥਾ ਹੈ ਉਹ ਫਿਰ ਗੁਰੂ ਨਾਨਕ ਸਾਹਿਬ ਜੀ ਕੋਲ ਜਾਂਦਾ ਤੇ ਸੱਚਮੁੱਚ ਉਹ ਕਹਿੰਦਾ ਬਾਬਾ ਤੇਰੇ ਦਿੱਤੇ ਹੋਏ ਲਾਲ ਵੀ ਅਮੋਲ ਨੇ ਤੇਰਾ ਦਿੱਤਾ ਹੋਇਆ ਸ਼ਬਦ ਵੀ ਅਮੋਲ ਹੈ ਅਮੋਲ ਇੱਕ ਅਵਸਥਾ ਹੈ ਗੁਰੂ ਜੀ ਨੇ ਸ਼ਬਦ ਬੜਾ ਪਿਆਰਾ ਵਰਤਿਆ ਅਮੁੱਲ ਗੁਣ ਇਹਦੀ ਇਹ ਵਿਸਮਾਦ ਹੈ ਮੈਂ ਫਿਰ ਬੇਨਤੀ ਕਰਾਂ ਅਖਰੀ ਅਰਥ ਮੈਂ ਹੀ ਕਰਾਂਗਾ ਉਹਦੀ ਕੋਈ ਕੀਮਤ ਨਹੀਂ ਕੋਈ ਕੀਮਤ ਥੋੜਾ ਸ਼ਬਦ ਜੇ ਅਸੰਖ ਅੱਗੇ ਸੰਖ ਅੱਗੇ ਐੜਾ ਗੇਤਰ ਲੱਗ ਜਾ ਤੇ ਭਾਰ ਚੜਦਾ ਤੇ ਅਮੁੱਲ ਕਿਆ ਨਹੀਂ ਚੜਦਾ ਅੱਗੇ ਤੁਸੀਂ ਦੇਖਿਓ ਅਮੁੱਲ ਦੇ ਅਰਥ ਕੁਝ ਹੋਰ ਨਿਕਲਦੇ ਨੇ ਹੁਣ ਅਮੁੱਲ ਗੁਣ ਉਸ ਦੇ ਗੁਣ ਅਮੁੱਲਕ ਨੇ ਵਿਸਮਾਦਤ ਨੇ ਮਹਾਰਾਜ ਕਹਿੰਦੇ ਨੇ ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਬੇਅੰਤ ਗੁਣਾ ਦਾ ਮਾਨਕ ਹੈ ਅਮੁੱਲ ਗੁਣ ਅਮੁੱਲ ਵਾਪਾਰ ਇਹ ਅਮੋਲਕ ਅਵਸਥਾ ਜਿੰਨੂੰ ਮਿਲ ਜਾਏ ਇਹ ਵਪਾਰ ਵੀ ਅਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀ ਹੈ ਇੱਕ ਵਪਾਰ ਤੇ ਇੱਕ ਵਪਾਰ ਕਰਨ ਵਾਲਾ ਵਾਪਾਰੀਆ ਦਾ ਅਰਥ ਹੈ ਵਪਾਰ ਕਰਨ ਵਾਲੇ ਇਹ ਅਮੋਲਕ ਨੇ ਵਪਾਰ ਕਰਨ ਵਾਲੇ ਅਮੁੱਲ ਭੰਡਾਰ ਪਰਮਾਤਮਾ ਜਿੱਥੇ ਤੇਰੇ ਗੁਣ ਪਏ ਨੇ ਉਹ ਵੀ ਅਮੋਲਕ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀਏ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਆਵੇਂ ਦਰ ਤੇ ਆਉਣਾ ਅਮੁੱਲ ਨੇ ਉਹ ਜਿਹੜੇ ਇਸ ਜਾਮੇ ਚ ਆਏ ਤੇ ਤੇਰੇ ਨਾਮ ਦਾ ਵਣਜ ਕਰਕੇ ਚੱਲ ਪਏ ਅਮੁੱਲ ਆਵੇਂ ਅਮੁੱਲ ਲੈ ਜਾਹੇ ਅਮੁੱਲ ਉਹ ਲੈ ਕੇ ਚਲੇ ਗਏ ਆਏ ਪਰ ਉਹ ਚਲੇ ਗਏ ਲੈ ਕੇ ਤੇ ਮਹਾਰਾਜ ਕਹਿੰਦੇ ਨੇ ਕਿ ਉਹ ਕਿੱਥੇ ਸਮਾ ਗਏ ਕਿੱਥੇ ਪਹੁੰਚੇ ਹੋ ਅਮੁੱਲ ਭਾਏ ਇਸ ਗੱਲ ਨੂੰ ਫਿਰ ਦੇਖੋ ਇੱਥੇ ਗੱਲ ਕਲੀਅਰ ਹੋ ਰਹੀ ਏ ਭੈ ਤਾਂ ਪਹਿਲਾਂ ਹੀ ਬਖਸ਼ਿਸ਼ ਅਮੁੱਲ ਅਸਲ ਚ ਭਾਵਨਾ ਹੈ ਅਮੁੱਲ ਆਵਾਦਤ ਇੱਕ ਵਿਸਮਾਦਤ ਅਵਸਥਾ ਹੈ ਅਮੁੱਲ ਭਾਏ ਉਹਨਾਂ ਵਪਾਰੀਆਂ ਨੇ ਭਾਵਨਾ ਨਾਲ ਵਪਾਰ ਕੀਤਾ ਅਮੁੱਲਾ ਸਮਾਂ ਹੈ ਜਿਹਨੂੰ ਅਮੁੱਲ ਅਮੁੱਲ ਕਹਿੰਦੇ ਉਸ ਕਰਤਾਰ ਵਿੱਚ ਪਿਆਰ ਕਰਦੇ ਕਰਦੇ ਵਪਾਰੀ ਵੀ ਸਮਾ ਗਏ ਇਸ ਨੂੰ ਸਮਝਣ ਲਈ ਥੋੜਾ ਜਿਹਾ ਇੱਕ ਬਚਨ ਆਨੰਦ ਸਾਹਿਬ ਚ ਆ ਆਨੰਦ ਸਾਹਿਬ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹਿ ਲੋਕ ਬਿਲ ਲਾਏ ਐਸਾ ਸਤਗੁਰ ਜੇ ਮਿਲੇ ਇਹ ਅਮੁੱਲ ਨਹੀਂ ਫਿਰ ਮੈਂ ਆਪ ਨੂੰ ਕਿਹਾ ਮੁੱਲ ਹੈ ਪਰ ਉਹ ਅਮੁੱਲ ਹਉਮੈ ਵਾਲਾ ਨਹੀਂ ਉਥੇ ਪ੍ਰੇਮ ਭਾਵਨਾ ਸੀ ਦੋਕ ਬਚਨ ਬਾਣੀ ਦੇਖਾਂਗੇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸੌਰ ਸੌਂਪੀਐ ਵਿੱਚੋਂ ਆਪ ਜਾਏ ਸਿਰ ਵੀ ਦੇ ਦੇਣਾ ਖਰੀਦ ਵੀ ਲੈਣਾ ਤੇ ਨਾਲ ਇਹ ਖੌਮੇ ਬਿਲਕੁਲ ਅਭਾਵ ਹੋ ਜਾਏ ਕਿ ਮੈਂ ਉਹਨੂੰ ਖਰੀਦ ਕੇ ਲਿਆ ਨਹੀਂ ਕਿਉਂਕਿ ਪ੍ਰੇਮ ਕਰਨ ਵਾਲਾ ਤਾਂ ਸਮਾ ਗਿਆ ਕਿੰਨੂੰ ਕਹੇਗਾ ਮੈਂ ਤੈਨੂੰ ਲੈ ਕੇ ਆਇਆ ਐਸਾ ਸਤਿਗੁਰੂ ਜੇ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਇਹ ਮੈਂ ਤਾਂ ਕਿਹਾ ਇਹ ਪਹਿਲੇ ਸਤਿਗੁਰੂ ਕਹਿ ਰਹੇ ਅਮੁੱਲ ਭਾਏ ਅਮੁੱਲਾ ਸਮਾਏ ਹੁਣ ਅਗਲੀ ਤੋਕ ਆਨੰਦ ਸਾਹਿਬ ਦੀ ਤੋਕ ਦੋਵੇਂ ਰਲਾ ਲਈਏ ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਅਮੁੱਲਾ ਸਮਾਹੇ ਤਿਸ ਮਿਲ ਰਹੇ ਜਿਸ ਦਾ ਜੀਓ ਤਿਸ ਮਿਲ ਰਹੇ ਮਹਾਰਾਜ ਕਹਿੰਦੇ ਆ ਇਹ ਹੈ ਅਮੁੱਲ ਉਹਦੇ ਵਿੱਚ ਇਹ ਕਹਿ ਕਹਿ ਦਿੱਤਾ ਭਾਗ ਤੇ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਪਰ ਕਿਵੇਂ ਉਹ ਅਮੁੱਲ ਉਹਦੀ ਤਾਂ ਕੀਮਤ ਕੋਈ ਨਹੀਂ ਕੀ ਆ ਭੇਟਾਂ ਨਾਲ ਮਿਲ ਜੂਗਾ ਮੈਂ ਬੇਨਤੀ ਕਰਾਂ ਕਬੀਰ ਸਾਹਿਬ ਨੇ ਕਿਹਾ ਮਿਲਦਾ ਹੈ ਮੁੱਲ ਉਹ ਵੀ ਮੰਗਦਾ ਜਾ ਪਰ ਕਿਵੇਂ ਕੰਚਨ ਸਿਉ ਪਾਈਐ ਨੀ ਤੋਲ ਮਨ ਦੇ RAM ਲਿਆ ਹੈ ਮੋਲ ਰਬਦਾਸ ਕਹਿੰਦੇ ਨੇ ਲਿਆ ਪੈਸੇ ਨਾਲ ਨਹੀਂ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮਹਿਲ ਮੋਲ ਮਹਿੰਗੀ ਲਈ ਜੀ ਸਟੈ ਮੈਂ ਆਪ ਨੂੰ ਬੇਨਤੀ ਕਰਾਂਗਾ ਭਾਵਨਾ ਅਮੁੱਲ ਹੈ ਜਿਹੜਾ ਅਮੁੱਲ ਭਾਇਕ ਹੈ ਅਸਲ ਚ ਕੀ ਹੈ ਉਹਦੇ ਸਾਹਮਣੇ ਉਹਨੂੰ ਰਿਝਾਣ ਲਈ ਹੋਰ ਕੋਈ ਤਰੀਕਾ ਨਹੀਂ ਨਿਮਰਤਾ ਸ਼ਰਧਾ ਭਾਵਨਾ ਅਦਬ ਨਿਰਮਲ ਭਾਉ ਅਠੇ ਵਕਤ ਸਿਮਰਨ ਮਹਾਰਾਜ ਕਹਿੰਦੇ ਬਸ ਇਹਨਾਂ ਚੀਜ਼ਾਂ ਉਤੇ ਉਹ ਰੀਝਦਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਕਿ ਉਹ ਉਹ ਹੈ ਅਮੁੱਲ ਮੈਂ ਫਿਰ ਬੇਨਤੀ ਆਪ ਨੂੰ ਕਰਾਂ ਮੈਂ ਅਮੁੱਲ ਅਵਸਥਾ ਵਿਸਮਾਦਤ ਅਵਸਥਾ ਕਿਹਾ ਹੈ ਅਮੁੱਲ ਭਾਏ ਅਮੁੱਲਾ ਸਮਾਹੇ ਹੁਣ ਅੱਗੇ ਅਮੁੱਲ ਧਰਮ ਧਰਮ ਦਾ ਅਰਥ ਇਨਸਾਫ ਉਹਦਾ ਇਨਸਾਫ ਵੀ ਅਮੁੱਲ ਹੈ ਕਾਨੂੰਨ ਕਾਇਦਾ ਕਾਨੂੰਨ ਇੱਥੇ ਧਰਮ ਦਾ ਅਰਥ ਨਹੀਂ ਉਹ ਦੂਜਾ ਹੋਵਾਗਾ ਵੈਸੇ ਧਰਮ ਦਾ ਧਾਰਨ ਕਰਨਾ ਅਮੁੱਲ ਧਰਮ ਉਹਦਾ ਕਾਇਦਾ ਕਾਨੂੰਨ ਅਮੁੱਲ ਹੈ ਅਮੁੱਲ ਦੀਵਾਨ ਉਹਦਾ ਦਰਬਾਰ ਵੀ ਅਮੁੱਲ ਹੈ ਅਮੁੱਲ ਤੁਲ ਤੁਲ ਤੁਲਦਰ ਤਕੜੀ ਉਹਦੀ ਤਕੜੀ ਵੀ ਅਮੋਲਕ ਹੈ ਅਮੁੱਲ ਪ੍ਰਵਾਨ ਅਸੀਂ ਪਿੱਛੇ ਪੜ ਕੇ ਆਏ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਉਹ ਪ੍ਰਵਾਨ ਨਹੀਂ ਹੈਗਾ ਇੱਥੇ ਉੱਥੇ ਪ੍ਰਵਾਨਗੀ ਹੈ ਕਬੂਲ ਇੱਥੇ ਪ੍ਰਵਾਨ ਦਾ ਅਰਥ ਹੈ ਵੱਟਾ ਜਿਹਦੇ ਨਾਲ ਤੋਲਨੇ ਆ ਫਿਰ ਬੇਨਤੀ ਤੇਰਾ ਕਾਨੂੰਨ ਅਮੁੱਲਕ ਹੈ ਤੇਰਾ ਦਰਬਾਰ ਅਮੁੱਲਕ ਹੈ ਤੇਰੀ ਤਕੜੀ ਅਮੁੱਲਕ ਹੈ ਅਮੁੱਲ ਪ੍ਰਵਾਨ ਤੇਰੇ ਤਕੜੀ ਤੇ ਵੱਟਿਆਂ 'ਚ ਫੇਰੀ ਕੋਈ ਨਹੀਂ ਤੇਰੇ ਵੱਟੇ ਵੀ ਬੜੇ ਅਮੁੱਲਕ ਨੇ ਤੂੰ ਕਿਸੇ ਨਾਲ ਧੱਕਾ ਥੋੜਾ ਕਰਨਾ ਵਾਹ ਵਾਹ ਗੁਰੂ ਸਾਹਿਬ ਜੀ ਕਿਸ ਰਸ ਚ ਆ ਕੇ ਜਦੋਂ ਪੁਕਾਰਿਆ ਹੋਵੇਗਾ ਤੇ ਇਹਦੇ ਵਿੱਚ ਗੁਰਮਖੋ ਜਦੋਂ ਇਹ ਪਾਠ ਕਰਨਾ ਹੈ ਨਾ ਉਦੋਂ ਰੱਬ ਜੀ ਨੂੰ ਸਾਹਮਣੇ ਬਣਾ ਕੇ ਗੱਲਾਂ ਕਰਨੀਆਂ ਨੇ ਹੁਣ ਆ ਆ ਸੰਗਤ ਨੂੰ ਥੋੜਾ ਕਹਿ ਰਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਇਹ ਤੈਨੂੰ ਉਸ ਨੂੰ ਸੰਬੋਧਿਤ ਕਰ ਰਿਹਾ ਤੇਰੀ ਤਕੜੀ ਅਮੋਲਕ ਤੇਰੇ ਵੱਟੇ ਵੀ ਅਮੋਲਕ ਅਮੁੱਲ ਬਖਸ਼ੀਸ਼ ਤੇਰੀ ਬਖਸ਼ਿਸ਼ ਵੀ ਅਮੋਲਕ ਹੈ ਬਿਸਮਾਦਤਕ ਹੈ ਅਮੁੱਲ निशान ਯਾਦ ਰੱਖਿਓ ਹੁਣ ਫਿਰ ਦੁਬਾਰਾ ਪਿੱਛੇ ਚੱਲੋ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਉਹ ਦੁੱਖ ਜਿੰਨੂੰ ਲੋਕ ਕਹਿੰਦੇ ਸਨ ਰੱਬ ਦੀ ਕਰੋਪੀ ਸੱਚ ਐਵੇਂ ਮੈਂ ਤੈਨੂੰ ਦੀ ਬਖਸ਼ਿਸ਼ ਮੰਨਾ ਉਹ ਦੁੱਖ ਮੇਰੇ ਲਈ ਅਜ ਤੱਕ ਨਿਸ਼ਾਨੀ ਹੈ ਜੇ ਉਹ ਨਾ ਹੁੰਦਾ ਤੇ ਮੈਂ ਤੇਰੀ ਬੰਦਗੀ ਕਦੀ ਨਾ ਕਰਦਾ ਉਹ ਤੇਰੀ ਬਖਸ਼ਿਸ਼ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਤੇਰੀਆਂ ਨਿਸ਼ਾਨੀਆਂ ਅਮੋਲਕ ਨੇ ਤੇ ਮਹਾਰਾਜ ਕਹਿੰਦੇ ਅਮੁੱਲ ਕਰਮ ਫਿਰ ਇਹ ਯਾਦ ਰੱਖਿਓ ਇਹ ਬਖਸ਼ੀਸ਼ ਦੀ ਪਰਿਆਵਾਚੀ ਤੇਰਾ ਕਰਮ ਤੇਰੀ ਬਖਸ਼ਿਸ਼ ਅਮੁੱਲਕ ਹੈ ਅਮੁੱਲ ਫਰਮਾਨ ਦੁੱਖ ਸੁੱਖ ਭਾਣੇ ਦੇ ਜਿਹੜੇ ਤੇਰੇ ਫਰਮਾਨ ਨੇ ਉਹ ਵੀ ਖਿੜੇ ਮੱਥੇ ਨੇ ਉਹ ਵੀ ਅਮੋਲਕ ਨੇ ਅਗਲਾ ਹੁਣ ਬਚਨ ਅਮੁੱਲੋ ਅਮੁੱਲ ਆਖਿਆ ਨਾ ਜੈ ਵਾਹ ਵਾਹ ਸਤਿਗੁਰੂ ਕਿਤੇ ਦਾਵਾ ਕੀਤਾ ਜੀ ਸਾਰੀ ਥਾਂ ਉਹ ਸਿੱਧੇ ਹੀ ਕਹਿੰਦੇ ਸਨ ਵੇਖੋ ਏ ਨਾਨਕ ਨਾ ਤਪ ਦਾ ਨਾ ਜਪ ਦਾ ਨਾ ਸੰਜਮ ਦਾ ਨਾ ਕਰਮਾਂ ਦਾ ਕਿਸੇ ਚੀਜ਼ ਦਾ ਦਾਵਾ ਹੀ ਨਹੀਂ ਕਰਦਾ ਇਹਦੇ ਕੋਲ ਤੇ ਦਾਵਾ ਹੈ ਹੀ ਨਹੀਂ ਇੱਥੇ ਦੱਸੋ ਬਾਬਾ ਜੀ ਨੇ ਕਿਹਾ ਦਾਵਾ ਕਹਿੰਦੇ ਨਾ ਮੈਂ ਅਮੁੱਲ ਕਹਿਣਾ ਤੈਨੂੰ ਅਮੋਲਕ ਨਹੀਂ ਕਿਹਾ ਜਾ ਸਕਦਾ ਅਮੁੱਲੋ ਅਮੁੱਲ ਆਖਿਆ ਨਾ ਜਾਏ ਤੈਨੂੰ ਅਮੁੱਲ ਅਮੁੱਲ ਵੀ ਕੀ ਕਹਿ ਸਕਨੇ ਹਾਂ ਸਤਿਗੁਰੂ ਇਹ ਫਿਰ ਜਿਹੜਾ ਆਪ ਨੇ ਕਿਹਾ ਅਮੁੱਲ ਅਮੁੱਲ ਜੇ ਇਹ ਕਾਂਗੇ ਕਹਿੰਦੇ ਇਹਦੇ ਨਾਲ ਕਹਿਆ ਅੰਤ ਨਹੀਂ ਪੈਣਾ ਫਿਰ ਉਹ ਤੋਕਾ ਜੀ ਪਵੇਂ ਸਮੁੰਦਰ ਨਾ ਜਾਣੀਏ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਇਹਦੇ ਅਰਥ ਕਈ ਗੁਰਮਾਇ ਕੇ ਕੀਤੇ ਨੇ ਵੀ ਆਖ ਆ ਕੇ ਲਿਵ ਲਾ ਲਾ ਕੇ ਰਹਿ ਗਏ ਥੱਕ ਗਏ ਪਰ ਸੱਚ ਇਹ ਵੇ ਇਹਦੇ ਅਰਥ ਜਿਉਂ ਇਉਂ ਕਰੀਏ ਅਮੁੱਲੋ ਅਮੁੱਲ ਆਖਿਆ ਨਾ ਜਾਏ ਤੇਰੀ ਕੀਮਤ ਨਹੀਂ ਪੈ ਸਕਦੀ ਅਮੁੱਲ ਅਮੁੱਲ ਕਹਾਂਗੇ ਆਖ ਆਖ ਰਹੇ ਲਿਬਲਾਏ ਜਦੋਂ ਤੈਨੂੰ ਕੋਈ ਅਮੁੱਲ ਅਮੁੱਲ ਅਮੁੱਲ ਅਮੁੱਲ ਕਹੇ ਤੂੰ ਉਸ ਅਮੁੱਲ ਵਿੱਚ ਵੀ એનર્ਜੀ ਦੇਣੇ ਨਾ ਉਹਦੀ ਲਿਵ ਤੇਰੇ ਨਾਲ ਲੱਗ ਜਾਂਦੀ ਹੈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਆਖ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਸਤਿਗੁਰੂ ਫਿਰ ਕਿੰਨਾ ਕਿੰਨਾ ਆਖਿਆ ਇਹ ਪੌੜੀ ਅੱਗੇ ਚੱਲ ਰਹੀ ਕਿੰਨਾ ਕਿੰਨਾ ਆਖਿਆ ਹੁਣ ਗੁਰੂ ਸਾਹਿਬ ਕਹਿੰਦੇ ਆਓ ਸੁਣੋ ਆਦ ਕਾਲ ਤੋਂ ਕਹਿ ਰਹੇ ਨੇ ਆਖੈ ਵੇਦ ਪਾਠ ਪੁਰਾਣ ਵੇਦ ਦੱਦਾ ਮੁਕਤਾ ਹੈ ਵੇਦਾਂ ਵੀ ਜਿਹੜਾ ਗਿਆਨ ਵੇਦਾਂ ਦੇ ਪਾਠੀ ਪੁਰਾਣ ਜਿਨੇ ਧਰਮ ਗ੍ਰੰਥ ਦੇ ਵੇਦ ਪਾਠ ਪੁਰਾਣ ਆਖੈ ਫਿਰ ਸੁਣਿਓ ਵੇਦ ਪਾਠ ਪੁਰਾਣ ਆਖ ਰਹੇ ਨੇ ਇਹਨਾਂ ਗ੍ਰੰਥਾਂ 'ਚ ਪਿਆ ਹੈ ਇਹ ਰਿਸ਼ੀਆਂ ਮੁਨੀਆਂ ਨੇ ਆਖਿਆ ਹੁਣ ਜਿਹੜਾ ਆਖਿਆ ਉਹਨੂੰ ਅਗਲਿਆਂ ਨੇ ਪੜਿਆ ਅੱਗੇ ਫਿਰ ਗੁਰੂ ਜੀ ਕਹਿੰਦੇ ਆਖੈ ਪੜੇ ਕਰਹਿ ਵਿਖਿਆਣ ਫਿਰ ਬੇਨਤੀ ਉੰਜ ਵੈਸੇ ਅਸੀਂ ਵਿਖਿਆਣ ਹੀ ਕਹਿੰਦੇ ਆ ਨੰਨੇ ਨਾਲ ਫਿਰ ਇੱਥੇ ਗੁਰੂ ਜੀ ਨੇ ਨਾਣੇ ਨਾਲ ਕਿਹਾ ਇੱਕ ਤਾਂ ਵੇਦ ਜਿਹੜੇ ਕਹੇ ਰਿਸ਼ੀਆਂ ਮੁਨੀਆਂ ਨੇ ਕਿਹਾ ਉਹ ਕਿਸੇ ਨੇ ਕਿਹਾ ਤੇ ਲਿਖਿਆ ਨਾ ਹੁਣ ਉਸ ਤੋਂ ਅੱਗੇ ਆਖਾਂ ਪੜ੍ਹੇ ਜਿਨ੍ਹਾਂ ਨੇ ਉਹ ਵੇਦ ਪੜ੍ਹੇ ਜਿਨ੍ਹਾਂ ਨੇ ਪ੍ਰਾਣ ਪੜ੍ਹੇ ਪੜਨ ਤੋਂ ਬਾਅਦ ਕਰੇ ਵਖਿਆਣ ਜਿਨ੍ਹਾਂ ਨੇ ਆਖੇ ਹੋਏ ਦਾ ਵਖਿਆਣ ਕੀਤਾ ਪ੍ਰਮਾਤਮਾ ਉਹ ਤੁਹਾਨੂੰ ਦੂਜੀ ਥਾਂ ਤੇ ਕਹਿੰਦੇ ਪਿਆ ਪਹਿਲਾਂ ਉਹ ਕਹਿ ਗਏ ਫਿਰ ਵਿਆਖਿਆ ਵਾਲੇ ਕਹਿ ਗਏ ਆਖੇ ਬਰਮੇ ਜੇ ਦਾ ਬਹੁਵਚਨ ਹੋ ਜਾ ਠੀਕ ਹੈ ਬ੍ਰਹਮਾ ਵਰਗੇ ਤੈਨੂੰ ਆਖਦੇ ਪਏ ਨੇ ਆਖ ਹੈ ਇੰਦ ਇੰਦਰ ਵਰਗੇ ਤੈਨੂੰ ਕਹਿ ਰਹੇ ਨੇ ਗਾਮਨ ਤੁਦ ਨੂੰ ਇੰਦਰ ਇੰਦਰਾਸਨ ਬੈਠੇ ਤੈਨੂੰ ਉਹ ਵੀ ਕਹਿੰਦੇ ਪਿਆ ਮੈਂ ਇੱਕ ਬੇਨਤੀ ਕਰਾਂ ਸਵੇਰੇ ਸੋਦਰ ਦਾ ਆਉਣਾ ਦੁਪਹਿਰੇ ਜਿਹੜਾ ਆ ਚੁੱਖਾ ਰੌਲਾ ਪੰਡ ਚੁੱਕੀ ਫਿਰਦੇ ਆ ਕਿਵੇਂ ਹੋ ਸਕਦਾ ਆ ਕਿਵੇਂ ਹੋ ਸਕਦਾ ਬਸ ਮੈਂ ਇੱਕੋ ਬੇਨਤੀ ਕਰਾਂਗਾ ਇਮਾਨਦਾਰੀ ਨਾਲ ਸੋਦਰ ਦਿਲ ਸਮਝ ਆਇਓ ਰੱਬ ਨੂੰ ਉਹ ਕੁਝ ਗਾਂਦੇ ਪਏ ਨੇ ਜਿਹੜੇ ਸਾਡੀ ਸਾਇੰਸ ਦੀ ਪਕੜ ਵਿੱਚ ਵੀ ਨਹੀਂ ਆਏ ਸੁਭਾ ਬੇਨਤੀ ਕਰਾਂਗਾ ਉਹ ਉਹ ਗਾ ਰਹੇ ਨੇ ਤੁਸੀਂ ਦੱਸੋ ਇੱਕ ਥਾਂ ਉਦਾਹਰਨ ਦਿੱਤੀ ਜਾ ਸਕਦੀ ਹੈ ਤੇ ਮੈਂ ਸਵੇਰੇ ਕਹਿਣਾ ਸੀ ਵੀ ਇੱਥੇ ਬਾਬਾ ਜੀ ਨੇ ਪੁਰਾਣੀ ਉਦਾਹਰਨ ਦਿੱਤੀ ਇੱਕ ਵਾਰੀ ਜਪਜੀ ਸਾਹਿਬ ਚ ਕਿਹਾ ਦੂਜੀ ਵਾਰੀ ਰਹਿ ਰਾਸ ਚ ਕਿਹਾ ਤੀਜੀ ਵਾਰੀ ਸੋਧਰ ਚ ਕਿਹਾ ਤਿੰਨ ਵਾਰੀ ਕਹਿ ਕੇ ਕਿਹਾ ਬੰਦਿਆ ਮੇਰੀ ਗੱਲ ਸੁਣ ਇਹ ਸਾਰੇ ਰੱਬ ਨੂੰ ਗਾਉਂਦੇ ਪਏ ਨੇ ਮੈਂ ਮਿੱਥ ਨਹੀਂ ਕਹਿ ਰਿਹਾ ਤੇਰੀ ਸੁਰਤ ਨਹੀਂ ਉੱਥੋਂ ਤੱਕ ਗੁਰੂ ਜੀ ਕਹਿੰਦੇ ਨੇ ਆਖੇ ਬਰਮੇ ਆਖੇ ਇੰਦ ਬ੍ਰਹਮੇ ਵਰਗੇ ਤੈਨੂੰ ਆਖ ਰਹੇ ਨੇ ਇੰਦਰ ਵਰਗੇ ਆਖ ਰਹੇ ਨੇ ਆਖੇ ਗੋਪੀ ਆ ਇਹ ਹਾਂ ਗੁਰਮਖੋ ਇਹ ਬਹੁਵਚਨ ਚ ਹੋਇਆ ਗੋਪੀ ਗੋਪੀਆਂ ਇਹ ਇਹ ਗੋਪੀਆਂ ਦਾ ਅਰਥ ਕ੍ਰਿਸ਼ਨ ਜੀ ਦੀਆਂ ਗੋਪੀਆਂ ਆਖਾਂ ਗੋਪੀ ਤੈ ਨਹੀਂ ਕਹਿਣਾ ਤੈ ਅਤੇ ਤੈ ਕਹਾਂਗੇ ਪਾਠ ਹੋ ਜਾਏਗਾ ਤੂੰ ਇਹ ਤੇ ਹੈ ਤੈ ਜਿਹਨੂੰ ਸਵੇਰੇ ਪੜਿਆ ਨਦੀਆਂ ਅਤੇ ਉਹ ਤੈ ਇਥੇ ਗੁਰੂ ਜੀ ਨੇ ਕੱਲਾ ਵਰਤਿਆ ਆਖਾਂ ਗੋਪੀ ਤੈ ਗੋਵਿੰਦ ਇੱਥੇ ਗੋਵਿੰਦ ਦਾ ਅਰਥ ਰੱਬ ਨਹੀਂ ਇੱਥੇ ਗੋਵਿੰਦ ਦਾ ਅਰਥ ਹੈ ਕ੍ਰਿਸ਼ਨ ਤੈਨੂੰ ਕਹਿਣ ਵਾਲਿਆਂ ਚ ਬ੍ਰਹਮਾ ਹੈ ਇੰਦਰ ਹੈ ਗੋਪੀਆਂ ਨੇ ਤੇ ਕ੍ਰਿਸ਼ਨ ਹੈ ਇਸ ਵਿੱਚ ਵੀ ਗੁਰੂ ਕਹਿ ਰਿਹਾ ਲੋਕੋ ਮੈਂ ਦੇਵਤੇ ਨਹੀਂ ਪੂਜਦਾ ਮੈਂ ਉਹਦੀ ਪੂਜਾ ਕਰਨਾ ਜਿਹੜੇ ਦੇਵਤੇ ਜਿਹਨੂੰ ਪੂਜ ਰਹੇ ਆ ਇੱਕ ਓੰਕਾਰ ਆਖੇ ਈਸ਼ਰ ਈਸ਼ਰ ਦਰਤ ਸ਼ਿਵ ਜੀ ਆਖੇ ਸਿੱਧ ਤੈਨੂੰ ਪੁੱਜੇ ਕੋਈ ਸਿੱਧ ਵੀ ਕਹਿ ਰਹੇ ਆ ਆਖਾਂ ਕੀਤੇ ਕੀਤੇ ਬੁੱਧ ਆਖਦੇ ਪਏ ਨੇ ਤੈਨੂੰ ਤੈਨੂੰ ਕਹਿ ਰਹੇ ਨੇ ਪਰ ਯਾਦ ਰੱਖਿਓ ਇਹ ਉਸ ਤੁਕ ਦੀ ਵਿਆਖਿਆ ਹੋ ਰਹੀ ਹੈ ਕਿ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਇੱਕ ਤੁਕ ਦੀ ਵਿਆਖਿਆ ਹੋ ਰਹੀ ਵਾਸੇ ਆਖ ਆ ਕਿਹੜੇ ਨੇ ਉਹ ਤੇ ਫਿਰ ਗੁਰੂ ਆਖੇ ਸ਼ੁਰੂ ਕਰ ਦਿੰਦੇ ਨੇ ਆਖੇ ਈਸ਼ਰ ਆਖੇ ਸਿੱਧ ਇਹ ਸਭ ਇਹ ਵੀ ਬਹੁਵਚਨ ਚ ਕਈ ਸ਼ਿਵ ਉੰਜ ਸੱਚੇ ਬਾਬ ਗੁਰੂ ਗੋਬਿੰਦ ਸਿੰਘ ਕਹਿੰਦਾ ਇਹ ਇੱਕ ਸ਼ਿਵ ਭੈ ਇੱਕ ਗਏ ਇੱਕ ਫੇਰ ਭੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਬੜੇ ਕਹਿ ਕੇ ਚਲੇ ਗਏ ਆਖਾਂ ਈਸ਼ਰ ਆਖਾਂ ਸਿੱਧ ਆਖਾਂ ਕੀਤੇ ਕੀਤੇ ਦਰ ਤੇ ਬਹੁਤ ਜ਼ਿਆਦਾ ਕੀਤੇ ਤੇਰੇ ਬਣਾਏ ਹੋਏ ਆਖਾਂ ਕੀਤੇ ਕੀਤੇ ਬੁੱਧ ਕੁਝ ਗੁਰਮਖਾਂ ਨੇ ਅਰਥ ਕੀਤੇ ਬੁੱਧ ਦਾ ਅਰਥ ਬੁੱਧੀਮਾਨ ਪਰ ਜਦੋਂ ਅਵਤਾਰਾਂ ਦੀ ਗੱਲ ਚੱਲਦੀ ਇੱਥੇ ਕਈ ਬੁੱਧ ਵਰਗੇ ਵੀ ਤੈਨੂੰ ਗਾਉਂਦੇ ਪਏ ਹਾਲਾਂਕਿ ਬੁੱਧ ਇਹ ਨਹੀਂ ਕਹਿੰਦਾ ਮੈਂ ਉਹ ਆਂਦਾ ਮੈਂ ਰੱਬ ਬਾਰੇ ਚੁੱਪੇ ਨਾ ਨਾ ਆਤਮਾ ਨਾ ਪਰਮਾਤਮਾ ਪਰ ਸੱਚ ਇਹ ਵੀ ਜਿਹੜਾ ਨਹੀਂ ਕਹਿ ਰਿਹਾ ਜੇ ਕਿਸੇ ਮੁਕਾਮ ਤੇ ਪਹੁੰਚਿਆ ਵੀ ਰੱਬ ਦੀ ਕਿਰਪਾ ਹੀ ਹੈ ਹੈ ਕਿਤੇ ਕਿਤੇ ਬੁੱਧ ਅੱਖ ਹੈ ਦਾਨਵ ਤੈਨੂੰ ਦੈਂਤ ਵੀ ਕਹਿੰਦੇ ਆ ਜੇ ਹਰਨਾਕਸ਼ ਨਾ ਕਹਿੰਦਾ ਤੇ ਵਰ ਕਿੱਥੋਂ ਲੈਂਦਾ ਹੈ ਦੇਵ ਤੈਨੂੰ ਦੇਵਤੇ ਵੀ ਕਹਿ ਰਿਹਾ ਆਖਾਂ ਸੋਰ ਨਾਰ ਮੁਨ ਜਨ ਸੇਵ ਸੁਰ ਦਾ ਅਰਥ ਦੇਵਤੇ ਨਰ ਦਾ ਅਰਥ ਮਨੁੱਖ ਮੁਨ ਦਾ ਅਰਥ ઋષਿ ਮੁਨੀ ਜਨ ਦਾ ਅਰਥ ਦਾਸ ਸੇਵ ਦਾ ਅਰਥ ਸੇਵਾ ਕਰਨ ਵਾਲੇ ਪਰਮਾਤਮਾ ਤੈਨੂੰ ਦੇਵਤੇ ਮਨੁੱਖ ઋષਿ ਮੁਨੀ ਜਨ ਸੇਵਾਦਾਰ ਸਾਰੇ ਕਹਿ ਰਹੇ ਆ ਹੁਣ ਇਹ ਤਾਂ ਕਹਿ ਕੇ ਚਲੇ ਗਏ ਤੇ ਜਿਹੜਾ ਹੁਣ ਆਪਾਂ ਕਹਿੰਦੇ ਅੱਜ ਰੱਬ ਦਾ ਨਾਮ ਕੋਈ ਲੈਣ ਵਾਲਾ ਨਹੀਂ ਬਾਬਾ ਜੀ ਕਹਿੰਦੇ ਨਹੀਂ ਨਹੀਂ ਇਹ ਝੂਠ ਹੈ ਕਿਤੇ ਆਖਾਂ ਕਈ ਆਖ ਰਹੇ ਨੇ ਆਗੈ ਆਖਣ ਪਾਹੇ ਕਈ ਅੱਜ ਵਰਤਮਾਨ ਵਿੱਚ ਵੀ ਆਖਣ ਦਾ ਯਤਨ ਕਰ ਰਹੇ ਨੇ ਕਿਉਂਕਿ ਤੇਰੇ ਨਾਮ ਦਾ ਕਦੀ ਕਾਲ ਨਹੀਂ ਪੈ ਸਕਦਾ ਕਿਤੇ ਆਖਾਂ ਆਖਣ ਪਾਹੇ ਕਿਤੇ ਆਖ ਰਹੇ ਨੇ ਕਈ ਆਖਣ ਦਾ ਯਤਨ ਕਰ ਰਹੇ ਨੇ ਕਿਤੇ ਕਿਤੇ ਦਰਤ ਅਰਥ ਕਈ ਕਿਤੇ ਕਹਿ ਕਹਿ ਉਠ ਉਠ ਜਾਏ ਉਹਨਾਂ ਨੇ ਸਾਰੀ ਜ਼ਿੰਦਗੀ ਤੈਨੂੰ ਕਿਹਾ ਤੈਨੂੰ ਬੋਲ ਬੋਲ ਕੇ ਉੱਠ ਉੱਠ ਜਾਏ ਦਰ ਤੇ ਇਹ ਸੰਸਾਰ ਤੋਂ ਕੂਚ ਕਰ ਗਏ ਉਹ ਚਲੇ ਗਏ ਪਰ ਸਤਿਗੁਰੂ ਕਹਿੰਦੇ ਉਹ ਕਿਆ ਨਹੀਂ ਗਿਆ ਜੀ ਇੰਨੇ ਕਹਿ ਗਏ ਤੇ ਮੈਂ ਹਰਾਨਾ ਵੀ ਇੰਨਿਆਂ ਦੇ ਨਾਂ ਗਿਣ ਦਿੱਤੇ ਕਿਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਕਿਹੜੇ ਜੀ ਇਤੇ ਕੀਤੇ ਜਿਹੜੇ ਤੋਂ ਸ਼ੁਰੂ ਹੋਏ ਸਾਂ ਆਖੇ ਵੇਦ ਪਾਠ ਪੁਰਾਣ ਇਸ ਤੋਕ ਨੂੰ ਫਿਰ ਪਿੱਛੇ ਲ ਜਾਵਾਂਗੇ ਇਤੇ ਕੀਤੇ ਜਿਨਨੇ ਅੱਜ ਤੱਕ ਤੈਨੂੰ ਕਹਿਣ ਵਾਲੇ ਹੋਏ ਜਿੰਨੇ ਦਾ ਅਰਥ ਮੇਰੀ ਫਿਰ ਬੇਨਤੀ ਸੁਣਿਓ ਇਹਦਾ ਅਰਥ ਐਸ ਕਾਲ ਚ ਨਹੀਂ ਲੈਣਾ ਕ੍ਰਿਸ਼ਨ ਜੀ ਕੋਏ ਰਾਮ ਜੀ ਕੋਏ ਸ਼ਿਵ ਜੀ ਕੋਏ ਬ੍ਰਹਮਾ ਹੋਇਆ ਗੁਰੂ ਜੀ ਕਹਿੰਦੇ ਇਸ ਪਸਾਰੇ ਤੋਂ ਪਹਿਲਾਂ ਵੀ ਜਿਹੜੇ ਹੋਏ ਜਿੰਨੇ ਤੇਰੇ ਕੀਤੇ ਸਨ ਇਤੇ ਕੀਤੇ ਜਿੰਨੇ ਤੂੰ ਕੀਤੇ ਨੇ ਹੋਰ ਕਰੇ ਹੈ ਜਿੰਨੇ ਅੱਜ ਤੱਕ ਹੋਏ ਨੇ ਤੇ ਅੱਜ ਵੀ ਨੇ ਇਹਨੇ ਦੁਬਾਰਾ ਤੂੰ ਫਿਰ ਪੈਦਾ ਕਰ ਦੇ ਤਾਂ ਆਖ ਨਾ ਸਕੈ ਕਿ ਇੱਕ ਲਾਲੋ ਯੋਰ ਬਾਬਾ ਜੀ ਕਹਿੰਦੇ ਸਾਰੇ ਦੁਬਾਰਾ ਜੰਮ ਲੋ ਜੰਮ ਕੇ ਫਿਰ ਨਹੀਂ ਕਹਿ ਸਕਣਾ ਸਿੱਧੇ ਪੰਜਾਬੀ ਚ ਅਰਥ ਹੈ ਜੀ ਇਤੇ ਕੀਤੇ ਹੋਰ ਕਰੇ ਇਹਨੇ ਬੁੱਧ ਹੋ ਜਨ ਇਹਨੇ ਪਰ ਇੱਥੇ ਦੇਖੋ ਇੱਕ ਇੱਕ ਨਹੀਂ ਕਿਹਾ ਕੀਤੇ ਕਿਹਾ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਕੋਈ ਨਹੀਂ ਕਹਿ ਸਕਦਾ ਕਿਸੇ ਕੋਲ ਤਾਕਤ ਨਹੀਂ ਉਹਨੂੰ ਆਖ ਸਕੇ ਪਰ ਸਤਿਗੁਰੂ ਜੀ ਇੱਕ ਕਿਰਪਾ ਕਰੋ ਇੱਥੇ ਲੋਕੀ ਤੰਗ ਬੜੇ ਕਰਦੇ ਹਰ ਯੁੱਗ 'ਚ ਕਰਦੇ ਚਲੋ ਹੁਣ ਤਾਂ ਇਕੱਲੇ ਸਤਿਗੁਰੂ ਬੰਦੇ ਆ ਪਿਛਲੇ ਯੁੱਗਾਂ 'ਚ ਤਾਂ ਰੱਬ ਵੀ ਬੰਦੇ ਸਨ ਇਹ ਮਹਾਰਾਜੇ ਸਤਾਈ ਬੈਠੇ ਆ ਲੋਕਾਂ ਦੀ ਜਿੰਦ ਖਾਂਦੇ ਆ ਮੈਂ ਰੱਬ ਜਾਣ ਲਿਆ ਮੈਂ ਸਭ ਕੁਝ ਤੇ ਕੋਈ ਇਹਨੂੰ ਬ੍ਰਹਮ ਗਿਆਨੀ ਕੋਈ 1008 ਕਿੰਨੇ ਕੋ ਨਾ ਆਪਣੇ ਆਪਣੇ ਤਖਲਸ ਗੁਰੂ ਜੀ ਇਹ ਕੌਣ ਨੇ ਮਹਾਰਾਜ ਕਹਿੰਦੇ ਨੇ ਜੇ ਕੋ ਅੱਖ ਹੈ ਬੋਲ ਵਿਗਾੜ ਜੇ ਕੋਈ ਇੱਕ ਵਚਨ ਆ ਗਿਆ ਜਿੱਥੇ ਇੱਥੇ ਜੇ ਕੋਈ ਅੱਖ ਹੈ ਇਹ ਅੱਖ ਵੀ ਮੈਂ ਸਭ ਕੁਝ ਜਾਣ ਲਿਆ ਮੈਂ ਬੋਲ ਦਿੱਤਾ ਰੱਬ ਨੂੰ ਜੇ ਕੋ ਅੱਖ ਹੈ ਬੋਲ ਵਿਗਾੜ ਆਪਣੇ ਲਫ਼ਜ਼ ਨੂੰ ਵਿਗਾੜ ਕੇ ਜਿਹੜਾ ਚੰਗਾ ਨਹੀਂ ਬੋਲ ਵਿਗਾੜ ਦਰਤ ਹੋਇਆ ਇਹ ਕਹਿਣਾ ਮੈਂ ਸਭ ਕੁਝ ਆਖ ਦਿੱਤਾ ਇਹ ਲਫ਼ਜ਼ ਹੀ ਪੈੜਾ ਹੈ ਇਹ ਬੋਲ ਵਿਗਾੜ ਹੈ ਜੇ ਕੋ ਅੱਖ ਹੈ ਬੋਲ ਵਿਗਾੜ ਤੇ ਫਿਰ ਉਹਨੂੰ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਤਾਂ ਲਿਖੀ ਹੈ ਕੀ ਲਿਖੋ ਜੀ ਤਾਂ ਲਿਖੀ ਹੈ ਸਿਰ ਗਾਵਾਰਾ ਗਾਵਾਰ ਗੁਰਮੁਖੋ ਇਹਦਾ ਪਾਠ ਗਵਾਰਾ ਨਹੀਂ ਕਰਨਾ ਅਕਸਰ ਸਾਡੇ ਸੱਜਣ ਇਹਨਾਂ ਦੋਨਾਂ ਗਾਵਾਰਾਂ ਤੇ ਗਾਵਾਰ ਇੱਥੇ ਗੱਗੇ ਨੂੰ ਕੰਨਾ ਨਹੀਂ ਬੋਲਦੇ ਪਰ ਇਹ ਬੋਲਨੇ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਮੂਰਖਾ ਸਿਰ ਮੂਰਖ ਜਿਹੜਾ ਸਭ ਤੋਂ ਟੌਪਰ ਤੇ ਨਾ ਹੋਵੇਗਾ ਉਸ ਬੰਦੇ ਦਾ ਲਿਖ ਦੇਣਾ ਜਿਹੜਾ ਕਹਿੰਦਾ ਮੈਂ ਰੱਬ ਬਾਰੇ ਸਭ ਕੁਝ ਕਹਿ ਗਿਆ ਮਹਾਰਾਜ ਜੀ ਨੇ ਬਸ ਉਸ ਪੌੜੀ ਦੀ ਵਿਆਖਿਆ ਕੀਤੀ ਜੀ ਇਹ ਚਾਰ ਪੌੜੀਆਂ ਇੱਕੋ ਪਰ ਕਰਨ ਚੱਲਿਆ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਇਆ ਨਦੀਆਂ ਅਤੈ ਵਾਹ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕੱਲ ਨੂੰ ਸਵੇਰੇ ਅਗਲੀ ਪੌੜੀ ਸੋਦਰ ਦੀ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪਾਂ ਵਿਚਾਰਾਂਗੇ ਬੇਅੰਤ ਪੁੱਲਾਂ ਹੋਈਆਂ ਸਾਧ ਸੰਗਤ ਜੀ ਬਖਸ਼ ਦਿਆ ਜੇ ਪਰ ਮੇਰੀ ਬੇਨਤੀ ਹੈ ਜਿਹੜੇ ਜਪਜੀ ਸਾਹਿਬ ਨਹੀਂ ਕਰਦੇ ਪਲੀਜ਼ ਜ਼ਰੂਰ ਕਰੋ ਭਾਈ ਸਾਹਿਬ 6 ਤਰੀਕ ਨੂੰ ਕਹਿ ਰਹੇ ਨੇ ਅੰਮ੍ਰਿਤ ਸੰਚਾਰ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖ ਨੂੰ ਦੀਖਿਆ ਦੇਣ ਦੀ ਜੁਗਤ ਹੈ ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ